감사합니다. 아, ਤੇਰੇ ਸੇਵਕ ਕਉ ਭਉ ਕਿਸ਼ਨਾਹੀ ਜਮ ਨਹੀਂ ਆਵੇ ਮੇਰੇ ਬਾਰੀ ਦੁੱਖਾਂ ਦੀ ਗੱਲ ਨਹੀਂ ਇਹਦਾ ਅਰਥ ਹੈ ਜਿਹੜੇ ਤੇਰੇ ਸੇਵਕ ਹਨ ਮੇਰੇ RAM ਰਾਏ ਮੇਰੇ ਪ੍ਰਭੂ ਪਾਤਸ਼ਾਹ ਜੀ RAM ਦਾ ਮਤਲਬ ਪਰਮਾਤਮਾ ਰਾਏ ਮਤਲਬ ਪਾਤਸ਼ਾਹ ਪ੍ਰਭੂ ਪਾਤਸ਼ਾਹ ਜੀ ਜਿਹੜੇ ਤੇਰੇ ਨੇ ਗੁਰਮੁਖ ਰੂਹਾਂ ਜਿਹੜੇ ਤੈਨੂੰ ਪਿਆਰ ਕਰਦੇ ਐ ਤੂੰ ਉਹਨਾਂ ਦਾ ਉਹ ਤੇਰੇ ਨੇ ਮੇਰੇ RAM ਰਾਏ ਤੂੰ ਸੰਤਾਂ ਦਾ ਤੂੰ ਗੁਰਮੁਖਾਂ ਦਾ ਗੁਰਮਖਾਂ ਦਾ ਸੰਤਾਂ ਦਾ ਇਹਦਾ ਅਰਥ ਇਹਦਾ ਨਹੀਂ ਲੈਣਾ ਵੀ ਇਹ ਬਾਬਿਆਂ ਦਾ ਰੱਬ ਹੈ ਤੇ ਰੱਬ ਬਾਬਿਆਂ ਦਾ ਬਾਬੇ ਰੱਬ ਦੇ ਸੰਤਾਂ ਦਾ ਮਤਲਬ ਸਾਰਿਆਂ ਨੇ ਸੋਚਣਾ ਆਪਣੇ ਆਪ ਜਿਹੜੇ ਗੁਰਮੁਖ ਰੂਹਾਂ ਜਿਹੜੀਆਂ ਨੇ ਤੂੰ ਉਹਨਾਂ ਦਾ ਜੇ ਫਿਰ ਆਪਾਂ ਇਹਦਾ ਅਰਥ ਇਹ ਕੱਢਾਂਗੇ ਵੀ ਰੱਬ ਸੰਤਾਂ ਦਾ ਹੈ ਫਿਰ ਤੇ ਬਾਕੀ ਤੇ ਰਹਿ ਹੀ ਗਏ ਸਾਰੇ ਸੰਤ ਬਿਰਤੀ ਹੈ ਤੇ ਜਿਸ ਬੰਦੇ ਦੀ ਵੀ ਬਿਰਤੀ ਮਾਲਕ ਨਾਲ ਜੁੜੀ ਹੋਈ ਏ ਪਿਆਰੇ ਨੇ ਜਿਹੜੇ ਤੇਰੇ ਤੂੰ ਉਹਨਾਂ ਦਾ ਉਹ ਤੇਰੇ ਉਹ ਕੋਈ ਵੀ ਮੇਰਾ ਵੀਰ ਭਰਾ ਬਜ਼ੁਰਗ ਕੋਈ ਭੈਣ ਕੋਈ ਬੱਚਾ ਕੋਈ ਵੀ ਹੋ ਸਕਦਾ ਭਾਈ ਗੁਰਮਖ ਰੂਹਾਂ ਦਾ ਕੋਈ ਜ਼ਰੂਰੀ ਥੋੜਾ ਵੀ ਵੱਖਰਾ ਭੇਖ ਹੋਏਗਾ ਕੋਈ ਉਹਨਾਂ ਦਾ ਉਹਨਾਂ ਦਾ ਕੋਈ ਰੂਪ ਸਰੂਪ ਬਾਹਰੀ ਵੱਖਰਾ ਥੋੜਾ ਹੋਏਗਾ ਬਾਰੀ ਤੇ ਠੀਕ ਹੈ ਕੋਈ ਕਕਾਰ ਪਾ ਲੈਂਦਾ ਕੋਈ ਚੋਲਾ ਪਾ ਲੈਂਦਾ ਕੋਈ ਕੁਰਤਾ ਪਜਾਮਾ ਪਾ ਲੈਂਦਾ ਕੋਈ ਪੈਂਟ ਸ਼ਰਟ ਪਾ ਲੈਂਦਾ ਬਾਰੀ ਤੇ ਯੂਨੀਫਾਰਮ ਪਾਉਣੀ ਪੈਂਦੀ ਹੈ ਜਿਹੜਾ ਕਿਤੇ ਜੌਬ ਕਰਦਾ ਉਹਨੂੰ ਉਦਾਂ ਦੇ ਕੱਪੜੇ ਪਾਉਣੇ ਪੈਂਦੇ ਐ ਇਹ ਕੋਈ ਬਾਹਰੀ ਭੇਖ ਦੀ ਗੱਲ ਨਹੀਂ ਜਿਹੜੀ ਜਿਹੜੇ ਤੇਰੇ ਰੰਗ ਵਿੱਚ ਰੰਗੇ ਹੋਏ ਐ ਗੁਰਮੁਖ ਬਿਰਤੀ ਹੈ ਜਿਨ੍ਹਾਂ ਦੀ ਬਿਰਤੀ ਹੈ ਜਿਨ੍ਹਾਂ ਦੀ ਗੁਰਮੁਖ ਤੂੰ ਉਹਨਾਂ ਦਾ ਉਹ ਤੇਰੇ ਹੈ ਜਿਹੜੇ ਤੇਰੇ ਸੇਵਕ ਨੇ ਉਹਨਾਂ ਨੂੰ ਡਰ ਵੀ ਨਹੀਂ ਲੱਗਦਾ ਡਰ ਕਾਦਾ ਜੀ ਸਭ ਤੋਂ ਵੱਡਾ ਡਰ ਜਿਹੜਾ ਇਹੋ ਹੀ ਹੈ ਵੀ ਕਾਮ ਨੇ ਸਿਰ ਤੇ ਚੜ ਜਾਣਾ ਹੈ ਕਦੇ ਕ੍ਰੋਧ ਨੇ ਚੜ ਜਾਣਾ ਹੈ ਕਦੇ ਲੋਭ ਨੇ ਹਾਵੀ ਹੋ ਜਾਣਾ ਹੈ ਕਦੇ ਮੋਹ ਦੇ ਚਿੱਕੜ 'ਚ ਫਸ ਜਾਾਂਗੇ ਕਹਿੰਦੇ ਹੰਕਾਰ ਦੇ ਧੱਕੇ ਚੜ ਜਾਗੇ ਭਾਈ ਇਹ ਜਿਹੜੇ ਦੁੱਖ ਲੱਗਦੇ ਆ ਨਾ ਮਨ ਦੇ ਦੁੱਖ ਇਹ ਨੇੜੇ ਵੀ ਨਹੀਂ ਆਉਣੇ ਬਾਹਰਲੇ ਨਹੀਂ ਤਨ ਨੂੰ ਕੱਟਿਆ ਜਾ ਸਕਦਾ ਹੈ ਤਨ ਨੂੰ ਵੱਢਿਆ ਜਾ ਸਕਦਾ ਹੈ ਤਨ ਦੀ ਖੱਲ ਲਾਈ ਜਾ ਸਕਦੀ ਹੈ ਤਨ ਦਾ ਬੰਦ-ਬੰਦ ਕੱਟਿਆ ਜਾ ਸਕਦਾ ਹੈ ਪਰ ਅੰਦਰ ਤੱਕ ਕੋਈ ਦੁੱਖ ਨਹੀਂ ਪਹੁੰਚਦਾ ਰੱਬ ਦੇ ਪਿਆਰਿਆਂ ਨੂੰ ਤਕਲੀਫ ਅੰਦਰ ਤੱਕ ਨਹੀਂ ਜਾਂਦੀ ਬਾਹਰੀ ਹੈ ਬਾਹਰੋਂ ਜਿੰਨਾ ਮਰਜ਼ੀ ਕੋਈ ਕੱਟੀ ਜਾਵੇ ਵੱਡੀ ਜਾਵੇ ਕੋਈ ਫਰਕ ਨਹੀਂ ਪੈਂਦਾ ਕਿੰਨਾ ਨੂੰ ਜਿਹੜੇ ਤੇਰੇ ਸੇਵਕ ਆ ਧਿਆਨ ਨਾਲ ਸੁਣੋ ਇਹ ਜਿਹੜੇ ਮਨ ਦੇ ਰੋਗ ਨੇ ਦੁੱਖ ਨੇ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ ਜਿਹੜੇ ਤੇਰੇ ਸੇਵਕ ਨੇ ਰੱਬ ਜੀ ਕਿਉਂ ਭਲਾ ਕਿਉਂਕਿ ਜਿਸ ਕੇ ਸਿਰ ਉੱਪਰ ਸੋ ਦੁੱਖ ਕੈਸਾ ਪਾਪਾ ਬੋਲ ਨਾ ਜਾਣਾ ਮਾਇਆ ਮਦ ਮਰਣਾ ਚੀਤ ਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੌਕਸ਼ ਨਾਹੀ ਜੰਮ ਨਹੀਂ ਆਵੇ ਲਓ ਹੁਣ ਅੱਗੇ ਪੜਿਓ ਆਹੀ ਸ਼ਬਦ ਵੇਖਿਓ ਵੀ ਤੇਰੇ ਜਿਹੜੇ ਸੇਵਕ ਨੇ ਡਰਦੇ ਥੋੜਾ ਨੇ ਡਰ ਡਰੇ ਹੋਏ ਥੋੜਾ ਨੇ ਵੀ ਮੈਨੂੰ ਕਦੇ ਕੋਈ ਤੰਗ ਵਕਾਰ ਨਹੀਂ ਉਹਨਾਂ ਦੇ ਨੇੜੇ ਆ ਵਕਾਰਾਂ ਦੀ ਗੱਲ ਹੈ ਇੱਥੇ ਬਾਹਰੀ ਹਥਿਆਰਾਂ ਦੀ ਗੱਲ ਨਹੀਂ ਵਕਾਰਾਂ ਦੀ ਗੱਲ ਹੈ ਵੀ ਦੁੱਖ ਨੇੜੇ ਆਉਂਦਾ ਹੀ ਜੋ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤ ਗੁਰ ਕਾ ਦਿਲਾਸਾ ਗੁਰਾਂ ਦਾ ਦਿਲਾਸਾ ਦਿੱਤਾ ਹੋਇਆ ਹੌਸਲਾ ਗੁਰੂ ਨੇ ਦਿੱਤਾ ਹੋਇਆ ਤਾਂ ਕਰਕੇ ਉਹ ਚੜ੍ਹਦੀ ਕਲਾ 'ਚ ਰਹਿੰਦੇ ਆ ਵੀ ਮਾਲਕ ਜੀ ਤੇਰੀ ਬਖਸ਼ਿਸ਼ ਨੂੰ ਜੰਮਿਆ ਹੀ ਨਹੀਂ ਕੋਈ ਮੇਟਣ ਵਾਲਾ ਰੱਬ ਜੀ ਤੇਰੀ ਦਾਤ ਹੈ ਜਿਹੜੀ ਉਹਨੂੰ ਜੰਮਿਆ ਨਹੀਂ ਕੋਈ ਮੇਟਣ ਵਾਲਾ ਉਹ ਸਤਿਗੁਰਾਂ ਦੇ ਦਿੱਤੇ ਦਿਲਾਸੇ 'ਚ ਰਹਿੰਦੇ ਆ ਹਰ ਵੇਲੇ ਹਾਂਜੀ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰੇ ਆਰਾਦੇ ਤੇਰੀ ਸ਼ਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਧ ਗੁਰੂ ਦੀ ਕਿਰਪਾ ਨਾਲ ਪੰਜਾਂ ਨੂੰ ਸਾਧ ਲਿਆ ਉਹਨਾਂ ਨੇ ਇਹ ਪੰਜੇ ਜਿਹੜੇ ਜ਼ਹਿਰ ਸੀ ਅੰਮ੍ਰਿਤ ਬਣ ਗਏ ਪੰਜ ਵਕਾਰ ਨੇ ਪੰਜੇ ਹੀ ਫਾਇਦਾ ਲੱਗ ਗਏ ਕਰਨ ਨੁਕਸਾਨ ਨਹੀਂ ਕਰਦੇ ਹੁਣ ਹੁਣ ਫਾਇਦਾ ਕਰਦੇ ਆ ਜਿਹੜਾ ਸ਼ੇਰ ਮਾਰਨ ਪੈਂਦਾ ਹੁੰਦਾ ਨਾ ਜਿਹੜੇ ਜਾਣਕਾਰ ਸੀ ਉਹਨਾਂ ਨੇ ਪਾਲਤੂ ਬਣਾ ਲਿਆ ਹੁਣ ਪੈਸਾ ਕਮਾ ਕੇ ਦਿੰਦਾ ਸ਼ੇਰ ਉਹੀ ਹੈ ਜਿਹੜਾ ਮਾਰਦਾ ਹੈ ਬੰਦੇ ਨੂੰ ਸਰਕਸਾਂ 'ਚ ਕੰਮ ਕਰਦਾ ਉਹੀ ਫਾਇਦਾ ਦਿੰਦਾ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਹੀ ਵਰਤ ਲਿਆ ਇਹ ਬਾਅਦ ਵਿੱਚ 2 ਮਿੰਟ ਬੇਨਤੀ ਕਰ ਦਿਆਂਗੇ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੇ ਹੈ ਸਾਧੇ ਗਏ ਅਡੀਅਲ ਘੋੜਿਆਂ ਨੂੰ ਨੱਥ ਪਾ ਲਈ ਲਗਾਮ ਪਾ ਲਈ ਇਦਾਂ ਕਹਿ ਲੋ ਹਾਂਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਕੁਝ ਹੋਣ ਦੇ ਬਾਅਦ ਕਹਿਣਾ ਇਹੋ ਹੀ ਹੈ ਵੀ ਮੇਰੇ ਗਿਆਨ ਧਿਆਨ ਨਾਲ ਕੁਝ ਨਹੀਂ ਹੋਇਆ ਜੇ ਕੋਈ ਕਿਰਪਾ ਹੋਈ ਹੈ ਤੇ ਮੇਰੇ ਗਿਆਨ ਧਿਆਨ ਨਾਲ ਨਹੀਂ ਕੁਝ ਮੈਨੂੰ ਤੇ ਆਉਂਦਾ ਹੀ ਕੱਖ ਨਹੀਂ ਇਹ ਤੇ ਮੇਰਾ ਸਤਿਗੁਰੂ ਵੱਡਾ ਹੈ ਜਿਨੇ ਕਿਰਪਾ ਕਰਤੀ ਮੇਰੀ ਪੈਜ ਰੱਖਣ ਲਈ ਲਾਜ ਰਹਿ ਗਈ ਮੇਰੀ ਵੀ ਮੈਨੂੰ ਹੁਣ ਵਕਾਰ ਤੰਗ ਨਹੀਂ ਕਰਦੇ ਇਹਦਾ ਮਤਲਬ ਮੇਰੇ ਤੇ ਮਿਹਰ ਹੋ ਰਹੀ ਹੈ ਮੇਰੇ ਗੁਰੂ ਦੀ ਆਪਣੇ ਆਪ ਨੂੰ ਰੱਖਣਾ ਇੱਥੇ ਹੀ ਹੈ ਸਿੱਖ ਨੇ ਚੰਗੇ ਕਰਮ ਕਰਨੇ ਨੇ ਪਰ ਕਰਮਵੰਤ ਹੋਣ ਦਾ ਮਾਨ ਨਹੀਂ ਕਰਨਾ ਵੀ ਮੇਰੇ ਕਰਮ ਬਹੁਤ ਮੈਂ ਤੇ ਐ ਕਰਤਾ ਮੇਰੇ ਤੇ ਹੁਣ ਇਹ ਨਹੀਂ ਹੰਕਾਰ ਨਹੀਂ ਆਉਣਾ ਚਾਹੀਦਾ ਆਪਸ ਕੋ ਕਰਮਵੰਤ ਕਹਾਵੇ ਜਿਹੜਾ ਕਰਮਵੰਤ ਕਹਾਉਂਦਾ ਹੈ ਉਹ ਤੇ ਫਿਰ ਭਟਕਦਾ ਹੀ ਫਿਰਦਾ ਰਹੇ ਆਪਣੇ ਆਪ ਨੂੰ ਮਾਨ ਇਸ ਹੰਕਾਰ ਤੋਂ ਬਚਾ ਕੇ ਰੱਖਣਾ ਇਸ ਹੰਕਾਰ ਤੋਂ ਬਚਾ ਕੇ ਰੱਖਣਾ ਵੀ ਕਿਤੇ ਮਾਨ ਕਰ ਲਈਏ ਵੀ ਅਸੀਂ ਤੇ ਜੀ ਬੜੇ ਗਿਆਨੀ ਬਣ ਗਏ ਜੀ ਅਸੀਂ ਤੇ ਬਚ ਗਏ ਜੀ ਬਾਕੀ ਤੇ ਸਾਰੇ ਰੁਲ ਗਏ ਅਸੀਂ ਬਚ ਗਏ ਅਸੀਂ ਕਿਹੜਾ ਮਾੜੇ ਕੰਮ ਕਰਦੇ ਆਂ ਕਾਮ ਨਹੀਂ ਤੰਗ ਕਰਦਾ ਸਾਨੂੰ ਤੇ ਗੁੱਸਾ ਨਹੀਂ ਆਉਂਦਾ ਮੈਂ ਤੇ ਲੋਭ 'ਚ ਨਹੀਂ ਫਸਿਆ ਮੈਂ ਤੇ ਹੰਕਾਰੀ ਨਹੀਂ ਇਹ ਨਹੀਂ ਕਦੇ ਕਹਿਣਾ ਮਾਲਕਾ ਮੇਰੀ ਕੋਈ ਸਮਰੱਥਾ ਹੈ ਇਹੋ ਹੀ ਕਹਿਣਾ ਵੀ ਗਿਆਨ ਧਿਆਨ ਕਿਸ ਕਰਮ ਮੈਨੂੰ ਤੇ ਕੁਝ ਵੀ ਨਹੀਂ ਆਉਂਦਾ ਮੈਂ ਤੈਨੂੰ ਕੀ ਜਾਣ ਸਕਦਾ ਸਾਰ ਨਾ ਜਾਣਾ ਤੇਰੀ ਇਹ ਤੇ ਕਿਰਪਾ ਹੋ ਗਈ ਸਭ ਤੇ ਵੱਡਾ ਸਤਗੁਰ ਮੈਨੂੰ ਸਤਗੁਰੂ ਵੱਡਾ ਮਿਲਿਆ ਤਾਂ ਕਿਰਪਾ ਹੋ ਗਈ ਜਿਨ ਕਲ ਰਾਖੀ ਮੇਰੀ ਸੋ ਨੇੜੇ ਕੀ ਆਉਣਾ ਜੀ ਉਹਦੇ ਜਿਸ ਦਾ ਸਾਹਿਬ ਡਾਡਾ ਹੋਏ ਇਹਦਾ ਅਰਥ ਬਾਰੀ ਨਹੀਂ ਕਰ ਲੈਣਾ ਵੀ ਉਹਨੂੰ ਮਾਰ ਹੀ ਨਹੀਂ ਕੋਈ ਸਕਦਾ ਮਰਨਾ ਤੇ ਸਭ ਨਹੀਂ ਹੈ ਇੱਕ ਦਿਨ ਉਹ ਵਕਾਰ ਨਹੀਂ ਕੋਈ ਉਹਨੂੰ ਮਾਰ ਸਕਦਾ ਜਿਹੜੇ ਅੰਦਰਲੇ ਵਕਾਰਾਂ ਦੀ ਮਾਰ ਆਪਾਂ ਸਾਰਿਆਂ ਨੂੰ ਪੈਂਦੀ ਹੈ ਕਹਿੰਦੇ ਉਹਨੂੰ ਨਹੀਂ ਪੈਂਦੀ ਜਿਹਦਾ ਸਾਹਿਬ ਡਾਡਾ ਹੋਵੇ ਸਰੀਰ ਦੇ ਮਾਰਨ ਦੀ ਗੱਲ ਨਹੀਂ ਭਾਈ ਸਰੀਰ ਨੇ ਤੇ ਮਰਨਾ ਹੀ ਹੈ ਇੱਕ ਦਿਨ ਦੁਸ਼ਮਣ ਆਉਂਦੇ ਰਹੇ ਚੜ ਕੇ ਸਿੱਖ ਮਾਰ ਸਿੱਖਾਂ ਨੂੰ ਤੇ ਮਾਰ ਹੀ ਜਾਂਦੇ ਸੀ ਸ਼ਹੀਦ ਕਰ ਜਾਂਦੇ ਸੀ ਸਰੀਰ ਨੇ ਤੇ ਮਰਨਾ ਹੀ ਹੁੰਦਾ ਹੈ ਸਰੀਰ ਦੀ ਗੱਲ ਨਹੀਂ ਇੱਥੇ ਵੀ ਉਹਨਾਂ ਨੂੰ ਮਾਰ ਨਹੀਂ ਸਹਿਣੀ ਪੈਂਦੀ ਕਾਮ ਨਹੀਂ ਮਾਰਦਾ ਲੋਭ ਨਹੀਂ ਮਾਰਦਾ ਵਕਾਰਾਂ ਦੇ ਹੱਥੋਂ ਨਹੀਂ ਜੀ ਮਰਦੇ ਉਹ ਜਿਹੜੇ ਵਕਾਰਾਂ ਦੇ ਹੱਥੋਂ ਮਰਦੇ ਨਹੀਂ ਕੌਣ ਤੇਰੇ ਨਾਲ ਰੰਗੇ ਹੋਏ ਆ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋ ਮਾਰ ਨਾ ਸਕੇ ਕੋ ਮਾਰ ਨਾ ਸਕੇ ਕੋ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਮਾਰ ਨਾ ਕੋਈ ਮਾਰ ਨਾ ਸਕੈ ਸੁਣੋ ਸੁਣੋ ਧਿਆਨ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਜਿਸ ਦਾ ਸਾਹਿਬ ਜਾਣਾ ਅੱਜ ਕੇ ਤਿਸ ਨੂੰ ਮਾਰ ਨਾ ਸਕੈ ਕੋ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ साहेब डाटा हो साहेब डाटा हो इसनो मार न सके को मार न सके को मार न सके को जिसका साहेब डाटा हो इसनो मार न सके को मार ना ਸਕੇ ਕੋਈ ਮਾਰ ਨਾ ਸਕੇ ਕੋਈ ਜਿਸ ਦਾ ਸਾਹਿਬ ਦਾਤਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਸਾਹਿਬ ਕੀ ਸੇਵਕ ਰਹੇ ਸਰਨਾਈ ਆਪੇ ਬਖਸ਼ੇ ਤੇ ਵਡਿਆਈ ਸਾਹਿਬ ਕੀ ਸੇਵਕ ਹੈ ਸਰਨਾਈ ਆਪੇ ਬਖਸ਼ੇ ਤੇ ਵਡਿਆਈ ਸਾਹਿਬ ਕੀ ਸੇਵਕ ਰਹੇ ਸਰਨਾਈ ਆਪੇ ਬਖਸ਼ੇ ਤੇ ਵਡਿਆਈ ਸਾਹਿਬ ਕੀ ਸੇਵਕ ਰਹਿ ਸਰਣਾਈ ਆਪੇ ਬਖਸ਼ੇ ਤੇ ਵਡਿਆਈ ਇਸ ਤੇ ਉਪਰ ਨਹੀਂ ਕੋਏ ਕੌਣ ਡਰੇ ਡਰ ਕਿਸ ਕਾ ਹੋਏ ਇਸ ਤੇ ਉਪਰ ਨਹੀਂ ਕੋਈ ਕੌਣ ਡਰੇ ਡਰ ਕਿਸ ਦਾ ਹੋਵੇ ਇਸ ਤੇ ਉਪਰ ਨਹੀਂ ਕੋਈ ਕੌਣ ਡਰੇ ਡਰ ਕਿਸ ਦਾ ਹੋਵੇ ਇਸ ਤੇ ਉਪਰ ਨਹੀਂ ਕੋਈ ਕੌਣ ਡਰੇ ਡਰ ਕਿਸ ਕਾ ਹੋਏ ਕੌਣ ਡਰੇ ਡਰ ਕਿਸ ਕਾ ਹੋਏ ਡਰ ਕਿਸ ਕਾ ਹੋਏ ਕੌਣ ਡਰੇ ਡਰ ਕਿਸ ਕਾ ਹੋਏ ਕੌਣ ਡਰੇ ਡਰ ਕਿਸ ਕਾ ਹੋਏ ਇਸ ਦਾ ਸਾਹਿਬ ਡਟਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਮਾਰ ਨਾ ਸਕੈ ਕੋਇ ਮਾਰ ਨਾ ਸਕੈ ਕੋਇ ਜਿਸ ਦਾ ਸਾਹਿਬ ਦਾਤਾ ਹੋਇ ਇਸ ਨੂੰ ਮਾਰ ਨਾ ਸਕੈ ਕੋਇ ਮਾਰ ਨਾ ਸਕੈ ਕੋਇ ਮਾਰ ਨਾ ਸਕੈ ਕੋਇ ਸਾਹਿਬ ਦਾਤਾ ਹੋਇ ਇਸ ਨੂੰ ਗੱਜ ਕੇ ਭਾਈ ਸਾਹਿਬ ਡਾਡਾ ਹੋਏ ਜਿਸ ਦਾ ਸਾਹਿਬ ਡਾਡਾ ਹੋਏ ਜਿਸ ਨੂੰ ਮਾਰ ਨਾ ਸਕੇ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਜਿਸ ਦਾ ਸਾਹਿਬ ਦਾਤਾ ਇਸ ਨੂੰ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਈ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਮਾਰ ਨਾ ਸਕੈ ਕੋਏ ਵਾਹਿਗੁਰੂ ਇਕਾਗਰਤਾ ਬਣਾ ਕੇ ਰੱਖਿਓ ਸ਼ਬਦ ਲੰਬਾ ਹੈ ਇਕਾਗਰ ਚਿਤ ਹੋ ਕੇ ਸੁਣੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜ ਕੇ ਥੋੜੀ ਜੀ ਬੇਸ ਜ਼ਿਆਦਾ ਹੈ ਬਈ ਥੋੜੀ ਜੀ ਘਟਾ ਵਾਹਿਗੁਰੂ ਵਾਹਿਗੁਰੂ ਆਦ ਪੁਰਖੂ ਆਪੇ ਸ੍ਰਿਸ਼ਟ ਸਾਜੇ ਗੁਰ ਭੇਟੇ ਸੋ ਜੀ ਪਾਏ ਸਤਗੁਰ ਭੇਟੇ ਸੋਜੀ ਪਾਏ ਸਤਗੁਰ ਭੇਟੇ ਸੋਜੀ ਪਾਏ ਵਾਹਿਗੁਰੂ ਸਤਗੁਰ ਭੇਟੇ ਸੋਜੀ ਪਾਏ ਵਸਿਆ ਸਾਧਕ ਜੇ ਕੋ ਕਹੇ ਕਹਾਏ ਭਰ ਮੇ ਸਤ ਗੁਰ ਸੇਵੇ ਸੋ ਜਨ ਬੂਝੇ ਹਉਮੈ ਮਾਰੇ ਤਾਂਬਰ ਸੂਜੇ ਏਕਸ ਸਤੇ ਸਭ ਦੂਜਾ ਹੁਆ ਏਕੋ ਵਰਤੇ ਅਵਰ ਨਾ ਬੀਆ ਦਰ ਨਿਸ਼ਾਨ ਸਤ ਗੁਰ ਭੇਟ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸਾਕੇ ਕੋ ਵਾਹਿਗੁਰੂ ਸਾਹਿਬ ਕੀ ਰਹੇ ਸ਼ਰਣਾਈ ਆਪੇ ਬਖਸ਼ੇ ਇਸ ਤੇ ਉਪਰ जल किसु का होए गुरमति शांत वस शरीर शब्द चीनो love. me. ਸਦ ਰਹਿਆ ਭਰਪੂਰ ਇਸ ਦਾ ਸਾਹਿਬ नो तो मार न सके को मार न सके को मार न सके को पढ़ो साहेब गज के साहेब डड हो ਇਸ ਕੇ ਸਿਰ ਉਪਰ ਤੂੰ ਸੁਆਮੀ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਸੋ ਦੁਖ ਕੈਸਾ ਪਾਵੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਸੋ ਦੁਖ ਕੈਸਾ ਪਾਵੇ ਖੜੋ ਜਿਸ ਕੇ ਸਿਰ ਉਪਰ ਤੂੰ ਸੁਆਮੀ ਜਿਸ ਕੇ ਸੋ ਦੁੱਖ ਕੈਸਾ ਪਾਵੇ ਆਹੇ ਵਡਾਡਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਜਿਸ ਸਾਹਿਬ ਦਾਤਾ ਜਿਸ ਨੂੰ ਮਾਰ ਨਾ ਸਕੈ ਕੋਈ ਮਾਰ ਨਾ ਸਕੈ ਕੋਈ ਮਾਰ ਨਾ ਸਕੈ ਕੋਈ ਸਾਹਿਬ ਬੋਲੋ ਭਾਈ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੁੜ ਕੇ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰੇ ਨਾਮ ਗਾਵੇ ਹਰ ਪ੍ਰਭ ਤੇਰੇ ਨਾਮ ਗਾਵੇ ਹਰ ਪ੍ਰਭ ਤੇਰੇ ਨਾਮ ਗਾਵੇ ਬੋਲੋ ਜੀ ਕੌਣ ਗਾਵੇ ਹਰ ਪ੍ਰਭ ਤੇਰੇ ਨਾਮ ਪੜੋ ਕੌਣ ਗਾਵੇ ਹਰ ਪ੍ਰਭ ਤੇਰੇ ਨਾਮ ਗਾਵੇ ਹਰ ਪ੍ਰਭ ਕੇਰੇ ਗੁਣ ਗਾਵੇ ਹਰ ਪ੍ਰਭ ਕੇਰੇ ਗੁਣ ਗਾਵੇ ਹਰ ਪ੍ਰਭ ਕੇਰੇ RAM ਗਾਵੇ ਹਰ ਪ੍ਰਭ ਕੇਰੇ ਗੁਣ ਗਾਵੇ ਹਰ ਪ੍ਰਭ ਕੇਰੇ RAM ਹਰ ਪ੍ਰਭ ਕੇਰੇ RAM ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਹਰ ਪ੍ਰਭ ਤੇਰੇ ਰਾਮ ਗਾਵੇ ਹਰ ਪ੍ਰਭ ਕੇ ਰਾਮ ਗਾਵੇ ਹਰ ਪ੍ਰਭ ਕੇ ਰਾਮ ਗਾਵੇ ਹਰ ਪ੍ਰਭ ਕੇ ਰਾਮ ਹਰ ਪ੍ਰਭ ਤੇਰੇ ਕੇ ਆਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਰ ਪ੍ਰਭ ਕੇਰੇ ਰਾਮ ਗਾਵੇ ਹਰ ਪ੍ਰਭ ਕੇਰੇ ਰਾਮ ਗੁਣ ਗਾਵੇ ਹਰ ਪ੍ਰਭ ਕੇਰੇ ਨਾਮ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਆਰਸ ਨਾਵਾ ਪਾਰਸ ਨਾ ਧਨ ਧਨ ਹੈ ਸਾਰਸਨਾ ਸਾਰਸਣਾ ਤਨ ਤਨ ਹੈ ਤੇਰੀ ਜਿੰਦੜੀਏ ਤੇਰੀ ਜਿੰਦੜੀਏ ਸਾਰਸਨਾ ਸਾਰਸਨਾ ਤਨ ਤਨ ਹੈ ਤੇਰੀ ਜਿੰਦੜੀਏ ਤੇਰੀ ਜਿੰਦੜੀਏ ਸਾਰਸਣਾ ਸਾਰੇ ਵੇ ਆਪਣਾ ਹੈ ਮੇਰੀ ਜਿੰਦੜੀਏ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਹੋਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਕਿ ਵੱਧ ਤੋਂ ਵੱਧ 5 ਮਿੰਟਾਂ ਦੇ ਵਿੱਚ ਵਿੱਚ ਨਮਸਕਾਰ ਕਰ ਲਈਏ ਅਜੇ ਕਾਫੀ ਲਾਈਨ ਸੰਗਤ ਦੀ ਲੱਗੀ ਹੋਈ ਹੈ ਬੜਾ ਜ਼ਰੂਰੀ ਹੈ ਵੀ ਇਕਾਗਰਤਾ ਬਣਾ ਕੇ ਆਪਾਂ ਸਾਰੇ ਬੈਠੀਏ ਸਭ ਤੋਂ ਪਹਿਲਾਂ ਜਦੋਂ ਵੀ ਘਰੋਂ ਤੁਰਦੇ ਹੋ ਨਾ ਗੁਰਮਖੋ ਇਹ ਬੇਸਿਕ ਜੀਆਂ ਗੱਲਾਂ ਨੇ ਔਰ ਬਹੁਤ ਜ਼ਰੂਰੀ ਨੇ ਸਮਝਣੀਆਂ ਵੀ ਜਦੋਂ ਵੀ ਆਪਾਂ ਸਤਸੰਗ ਵਿੱਚ ਆਉਨੇ ਆ ਇਹ ਸੋਚ ਕੇ ਆਉਣਾ ਹੈ ਕਿ ਮੈਂ ਗੁਰੂ ਜੀ ਦੇ ਦਰਬਾਰ ਵਿੱਚ ਕੁਝ ਨਾ ਕੁਝ ਸਿੱਖਣ ਚੱਲਿਆ ਇਹ ਸੋਚ ਕੇ ਆਉਣਾ ਚਾਹੀਦਾ ਜਿਵੇਂ ਹੁਣ ਮੰਨ ਲਓ ਨਵੇੜਾ ਜਿਆ ਨਹੀਂ ਕਰਦੇ ਕਈ ਬੰਦੇ ਵੀ ਚੱਲ ਜਾ ਐਤਵਾਰ ਅੱਜ ਗੁਰਦੁਆਰੇ ਹੀ ਹੋ ਆਉਨੇ ਆ ਐ ਨਹੀਂ ਕਹਿੰਦੇ ਚੱਲ ਐ ਕਰਦੇ ਆ ਅੱਜ ਫਤਿਹਗੜ੍ਹ ਸਾਹਿਬ ਹੀ ਹੋ ਆਈਏ ਐਦਾਂ ਕਹਿੰਦੇ ਚਲੋ ਐ ਕਰੀਏ ਅੱਜ ਆਪਾਂ ਅੰਮ੍ਰਿਤਸਰ ਹੀ ਹੋ ਆਈਏ ਐਦਾਂ ਨਹੀਂ ਕਰਦੇ ਫਿਰ ਉਹ ਇੱਥੋਂ ਗੱਡੀ ਲੈਣਗੇ ਭਜਾਣਗੇ ਪਹੁੰਚਣਗੇ ਲਾਈਨ 'ਚ ਲੱਗਣਗੇ ਮੱਥਾ ਟੇਕਣਗੇ ਫਟਾਫਟ ਘਰ ਨੂੰ ਆ ਗਏ ਕਹਿੰਦੇ ਜੀ ਦਰਸ਼ਨ ਹੋ ਗਏ ਬਸ ਇਹ ਕਿਰਪਾ ਕਰਕੇ ਨੁਕਤਾ ਸਮਝੋ ਬਈ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਹੈ ਗੁਰੂ ਜੀ ਦੇ ਦਰਬਾਰ 'ਚ ਜਾਣਾ ਹੈ ਇਹ ਸੋਚ ਕੇ ਤੁਰਨਾ ਵੀ ਅਸੀਂ ਅੱਜ ਕੁਝ ਨਾ ਕੁਝ ਆਪਣੇ ਗੁਰੂ ਜੀ ਤੋਂ ਸਿੱਖਣ ਚੱਲੇ ਆ ਕਿਉਂਕਿ ਅਸੀਂ ਸਿੱਖ ਹੁੰਨੇ ਆ ਨਾ ਸਿੱਖਣ ਸਿੱਖਣ ਵਾਲੇ ਨੂੰ ਸਿੱਖ ਕਹਿੰਦੇ ਜਿਹੜਾ ਸਿੱਖਦਾ ਹੈ ਜਿਸ ਜਿਹੜਾ ਸਿੱਖਦਾ ਹੀ ਨਹੀਂ ਉਹ ਸਿੱਖ ਕਾਹਦਾ ਜਿਹੜਾ ਗੁਰੂ ਜੀ ਤੋਂ ਕੁਝ ਸਿੱਖਦਾ ਹੀ ਨਹੀਂ ਉਹ ਸਿੱਖ ਤੇ ਹੋ ਹੀ ਨਹੀਂ ਨਾ ਸਕਦਾ ਸਿੱਖ ਉਹ ਹੈ ਜਿਹੜਾ ਹਰ ਵੇਲੇ ਕੁਝ ਨਾ ਕੁਝ ਸਿੱਖਦਾ ਰਹੇ ਸਦਾ ਹੀ ਸਿੱਖ ਦਾ ਸਿੱਖ ਸਦਾ ਸਿੱਖ ਹੀ ਰਹਿੰਦਾ ਮਰਨ ਤੱਕ ਜੇ ਸਿੱਖ ਕੁਝ ਬਣ ਗਿਆ ਫਿਰ ਸਿੱਖ ਹੀ ਨਹੀਂ ਸਕਦਾ ਸਿੱਖ ਤੇ ਮਰਨ ਤੱਕ ਸਿੱਖ ਹੈ ਸਿੱਖੀ ਜਾਂਦਾ ਹੈ ਸਿੱਖੀ ਜਾਂਦਾ ਹੈ ਸਿੱਖੀ ਜਾਂਦਾ ਇਸ ਕਰਕੇ ਇਹ ਨੁਕਤਾ ਜ਼ਰੂਰ ਧਿਆਨ 'ਚ ਰੱਖਿਓ ਵੀ ਆਪਾਂ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਜ਼ੂਰੀ ਵਿੱਚ ਸਿੱਖਣ ਆਉਂਦੇ ਆ ਤੇ ਜੇ ਅਸੀਂ ਸਿੱਖਣ ਨਾ ਜੇ ਕੁਝ ਸਿੱਖਿਆ ਨਾ ਫਿਰ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੋਏਗਾ ਜੇ ਸਿੱਖਿਆ ਨਾ ਲੋਕ ਨਾ ਜੀ ਇੰਨੀ ਕੁ ਗੱਲ ਕਈ ਵਾਰੀ ਸਾਡੀ ਕੱਟ ਕੇ ਨਾ ਇੰਨੀ ਕੁ ਗੱਲ ਕੱਟ ਦਿੰਦੇ ਐ ਮੈਂ ਬੋਲ ਰਿਹਾ ਵੇਖਿਓ ਮੈਂ ਹੁਣ ਸਹੀ ਪੂਰਾ ਸ਼ਬਦ ਮੈਂ ਇਦਾਂ ਬੋਲੂ ਜੇ ਗੁਰਦੁਆਰੇ ਜਾ ਕੇ ਕੁਝ ਸਿੱਖਿਆ ਨਾ ਤੇ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਤੇ ਹੋਇਆ ਨਾ ਹੁਣ ਇੰਨੀ ਗੱਲ ਮੇਰੀ ਕੱਟ ਲਓ ਵੀ ਇਹ ਕਹਿੰਦੇ ਆ ਗੁਰਦੁਆਰੇ ਜਾਣ ਦਾ ਕੀ ਫਾਇਦਾ ਗੁਰਦੁਆਰਿਆਂ ਨਾਲੋਂ ਤੋੜ ਰਹੇ ਆ ਗੱਲ ਪੂਰੀ ਤੇ ਸੁਣਦੇ ਨਹੀਂ ਗੁਰਦੁਆਰਿਆਂ ਨਾਲ ਜੋੜਨ ਦੀ ਗੱਲ ਹੈ ਭਾਈ ਗੁਰੂ ਨਾਲ ਜੁੜੋ ਕੱਲਾ ਮੱਥਾ ਟੇਕ ਕੇ ਗੇੜਾ ਦੇ ਕੇ ਨਾ ਮੁੜ ਜੇ ਤੂੰ ਗੇੜਾ ਜਾਂ ਦੇਣ ਜਾਣਾ ਹੈ ਫਿਰ ਵੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਮੈਂ ਨਹੀਂ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ ਜਿਹੜੇ ਗੇੜਾ ਦੇਣ ਜਾਂਦੇ ਆ ਜਿਹੜੇ ਐ ਨਹੀਂ ਕਹਿੰਦੇ ਵੀ ਚੱਲ ਯਾਰ ਅੱਜ ਵੇਲੇ ਅੱਜ ਗੁਰਦੁਆਰਾ ਹੀ ਹੋ ਆਈਏ ਗੇੜਾ ਦੇ ਆਈਏ ਮਾੜਾ ਜਿਹਾ ਜਿਹੜੇ ਐਂ ਜੇ ਨਹੀਂ ਕਰਦੇ ਹੁੰਦੇ ਗੇੜਾ ਜਾਈ ਦੇਣ ਜਾਂਦੇ ਐ ਉਹਨਾਂ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਸੁਣੋ ਪਿਆਰਿਓ ਸੁਣੋ ਸਤ ਗੁਰ ਕੀ ਪਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ ਸਨੋ ਸੁਖ ਨਾ ਉਪਜੈ ਭਾਵੇ ਸੋ ਗੇੜਾਇਆ ਹੋ ਜਾ ਗੁਰੂ ਜੀ ਕਹਿੰਦੇ ਆ ਹੁਣ ਦੱਸੋ ਜੀ ਇੱਕ ਤੇ ਇਦਾਂ ਦਾ ਪ੍ਰਚਾਰ ਹੁੰਦਾ ਹੈ ਮੇਰੇ ਵਰਗਾ ਸਟੇਜ ਤੇ ਬਹਿ ਕੇ ਕਹਿੰਦਾ ਹੈ ਧੰਨ ਭਾਗ ਜੀ ਜੀ ਆਇਆਂ ਨੂੰ ਤੁਹਾਡੇ ਪੁੰਨਾਂ ਵਿੱਚ ਵਾਧਾ ਹੋ ਰਿਹਾ ਤੁਸੀਂ ਆਇਆ ਕਰੋ ਸਾਰੀ ਰਾਤ ਬੈਠੋ ਅਸਲ 'ਚ ਸੁਣਨਾ ਸਮਝਣਾ ਮੰਨਣਾ ਤਾਂ ਭਲਾ ਹੁੰਦਾ ਹੈ ਤੇ ਜੇ ਭਾਈ ਸਤਿਗੁਰ ਦੇ ਬਚਨਾਂ ਤੇ ਸਾਡੀ ਪ੍ਰਤੀਤ ਹੀ ਨਹੀਂ ਬਣੀ ਵੀ ਮਹਾਰਾਜ ਸਮਝਾਉਂਦੇ ਕੀ ਹੈ ਸਾਨੂੰ ਜੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨਾਲ ਸਾਡਾ ਪਿਆਰ ਨਹੀਂ ਪਿਆ ਸਤਿਗੁਰੂ ਤੇ ਪ੍ਰਤੀਤ ਨਹੀਂ ਆਈ ਫਿਰ ਮਹਾਰਾਜ ਕਹਿੰਦੇ ਭਾਵੇਂ 100 ਗੇੜਾ ਮਾਰੀ ਜਾਓ ਸਵੇਰੇ ਗੁਰਦੁਆਰੇ ਜਾਣ ਦੀ ਕਿਹੜੀ ਗੱਲ ਹੈ ਆ ਜਿਆ ਕਰ ਫਿਰ ਮੁੜ ਜਿਆ ਕਰ ਫਿਰ ਆ ਜਿਆ ਕਰ ਫਿਰ ਇੱਕ ਦਿਨ 'ਚ ਭਾਵੇਂ 100 ਗੇੜਾ ਲਾ ਲੈ ਕਹਿੰਦੇ ਕੱਖ ਨਹੀਂ ਤੇਰੇ ਪੱਲੇ ਪੈਣਾ ਤੇ ਰਿਜ਼ਲਟ ਸਾਡੇ ਸਾਹਮਣੇ ਹੈ ਪੰਜਾਬ ਦੇ ਬੜੇ ਲੋਕ ਨੇ ਗੁਰਦੁਆਰੇ ਰੋਜ਼ ਜਾਂਦੇ ਆ ਪਰ ਕੱਖ ਨਹੀਂ ਪੱਲੇ ਬੜੇ ਨੇ ਜੀ ਗੁਰਦੁਆਰੇ ਰੋਜ਼ ਜਾਂਦੇ ਐ ਪਰ ਸਿੱਖਿਆ ਕੱਖ ਨਹੀਂ ਕਿਉਂਕਿ ਸਿੱਖਣ ਨਹੀਂ ਗਏ ਗੇੜਾ ਹੀ ਦੇਣ ਗਏ ਆ ਖੋ ਸਤਨਾਮ ਤੇਰੀ ਹੁਣ ਜੇ ਸਿੱਖਣ ਜਾਂਦੇ ਸੁਣੋ ਬਈ ਜੇ ਸਿੱਖਣ ਜਾਣਗੇ ਤਾਂ ਹੀ ਸਿੱਖਣਗੇ ਜੇ ਸੋਚ ਕੇ ਗਿਆ ਹੀ ਨਹੀਂ ਵੀ ਸਿੱਖਣ ਚੱਲੇ ਗੁਰਦੁਆਰਾ ਕੀ ਹੁੰਦੀ ਹੈ ਜੇ ਗੁਰਦੁਆਰਾ ਹੁੰਦਾ ਧਰਮਸ਼ਾਲਾ ਗੁਰਦੁਆਰਾ ਸਾਡਾ ਧਰਮ ਸਾਡੀ ਧਰਮਸ਼ਾਲਾ ਪਾਠਸ਼ਾਲਾ ਜਿੱਥੋਂ ਸਿੱਖਦੇ ਆਪਾਂ ਕਿਰਪਾ ਕਰਕੇ ਸਮਝਿਓ ਗੁਰਦੁਆਰਾ ਸਾਹਿਬ ਧਰਮਸ਼ਾਲਾ ਹੈ ਜਿੱਥੇ ਅਸੀਂ ਸਿੱਖਣ ਵਾਸਤੇ ਆਉਂਦੇ ਆ ਜਿਵੇਂ ਨਿਆਣੇ ਬੱਚੇ ਸਕੂਲ ਸਿੱਖਣ ਵਾਸਤੇ ਜਾਂਦੇ ਆ ਤੇ ਜਿਹੜੇ ਬੱਚੇ ਸਕੂਲ ਗੇੜਾ ਦੇ ਕੇ ਮੁੜ ਆਉਣ ਉਹ ਕੀ ਪਾਸ ਹੋ ਜਾਣਗੇ ਜਿਹੜਾ ਬੱਚਾ ਐ ਸੋਚ ਕੇ ਜਾਵੇ ਵੀ ਬਸ ਮੈਂ ਗੇੜਾ ਦੇ ਕੇ ਮੁੜ ਆਉਣਾ ਐ ਨਹੀਂ ਨਾ ਉਥੇ 8 ਘੰਟੇ ਲਾ ਕੇ ਆਉਂਦਾ ਪੜ ਕੇ ਆਉਂਦਾ ਤਾਂ ਹੀ ਫਾਇਦਾ ਹੋਣਾ ਤਾਂ ਹੀ ਅਕਲ ਆਉ ਤਾਂ ਹੀ ਉਹ ਅੰਗਰੇਜ਼ੀ ਪੜ੍ਹ ਸਕਦਾ ਹੈ ਇੰਗਲਿਸ਼ ਵਿੱਚ ਗੱਲ ਕਰ ਸਕਦਾ ਹੈ ਇੰਗਲਿਸ਼ ਬੋਲ ਸਕਦਾ ਹੈ ਇੰਗਲਿਸ਼ ਲਿਖ ਪੜ੍ਹ ਸਕਦਾ ਹੈ ਮੈਥ ਵਿੱਚ ਦਿਮਾਗ ਤੇਜ਼ ਹੋਏਗਾ ਹਰ ਤਰ੍ਹਾਂ ਦੀ ਨੌਲੇਜ ਉਹਨੂੰ ਆਪੇ ਹੋ ਜਾਣੀ ਹੈ ਭਾਈ ਜਦੋਂ ਪੜ੍ਹਦਾ ਹੈ ਤੇ ਜਿਹੜੇ ਬੱਚੇ ਨੇ ਪੜ੍ਹਨਾ ਹੀ ਨਹੀਂ ਸਕੂਲ ਗੇੜਾ ਜਾਂ ਦੇ ਕੇ ਮੁੜ ਆਉਂਦਾ ਹੈ ਉਹ ਉਹਦਾ ਕਿਵੇਂ ਫਾਇਦਾ ਹੋ ਜਾਏਗਾ ਭਾਈ ਇਸ ਕਰਕੇ ਇੱਕ ਗੱਲ ਤੁਸੀਂ ਸਦਾ ਦਿਮਾਗ 'ਚ ਰੱਖਿਓ ਭੁੱਲਿਓ ਨਾ ਵੀ ਅਸੀਂ ਗੁਰਦੁਆਰਾ ਸਾਹਿਬ ਵਿੱਚ ਕੁਝ ਨਾ ਕੁਝ ਸਿੱਖਣ ਜਾਣਾ ਅਸੀਂ ਜਾਣਾ ਹੀ ਤਾਂ ਵੀ ਸਿੱਖਿਆ ਮਿਲੇ ਇਸੇ ਕਰਕੇ ਤੁਹਾਨੂੰ ਬੇਨਤੀ ਬਹੁਤ ਵਾਰ ਕਰੀਦੀ ਹੈ ਵੀ ਭਾਈ ਭਾਵੇਂ 20000 ਰੁਪਇਆ ਮਹੀਨੇ ਦਾ ਦੇਣਾ ਪਵੇ ਗ੍ਰੰਥੀ ਉਹ ਰੱਖਿਓ ਜਿਹੜਾ ਗੁਰਬਾਣੀ ਦੀ ਕਥਾ ਕਰ ਸਕਦਾ ਹੋਵੇ ਜਿਹੜਾ ਸੁਣਾਵੇ ਰੋਜ਼ ਹੁਣ ਇੱਥੇ ਘੰਟਾ ਦੀਵਾਨ ਲੱਗਦਾ ਹੈ 2 ਘੰਟੇ ਲੱਗਦਾ ਹੈ ਤੁਹਾਡਾ ਪਿੰਡ ਦਾ ਗ੍ਰੰਥੀ ਇਦਾਂ ਦਾ ਚਾਹੀਦਾ ਜਿਹੜਾ 2 ਘੰਟੇ ਰੋਜ਼ ਦੀਵਾਨ ਲਾ ਸਕਦਾ ਹੋਵੇ 1 ਘੰਟੇ ਦੀ ਕਥਾ ਰੋਜ਼ ਕਰੇ ਅੱਧਾ ਘੰਟਾ ਸ਼ਬਦ ਦੀ ਵਿਚਾਰ ਰੋਜ਼ ਸੁਣਾਵੇ ਅੱਧਾ ਘੰਟਾ ਉਹ ਕਥਾ ਦੀ ਜ਼ਿੰਮੇਵਾਰੀ ਲੈ ਲਵੇ ਪਿੰਡ ਦੇ ਨੌਜਵਾਨਾਂ ਨੂੰ ਸੰਥਿਆ ਕਰਾਉਣ ਦੀ ਜ਼ਿੰਮੇਵਾਰੀ ਲੈ ਲਵੇ ਪਿੰਡ ਦੇ ਬੱਚਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਲੈ ਲਵੇ ਪਿੰਡ ਵਾਲਿਓ ਤੁਸੀਂ ਉਹਦੇ ਬੱਚਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਲੈ ਲਿਆ ਕਰੋ ਵੀ ਵਧੀਆ ਅੰਗਰੇਜ਼ੀ ਸਕੂਲ ਵਿੱਚ ਤੇਰੇ ਬੱਚੇ ਪੜਾਵਾਂਗੇ ਤਨਖਾਹ ਤੇਰੀ 15-20000 ਰੁਪਈਆ ਦੇਾਂਗੇ 2-200 ਰੁਪਈਆ ਹਰੇਕ ਘਰ ਵਾਲੇ ਨੂੰ ਲਾ ਦਿਓ ਵੀ ਗ੍ਰੰਥੀ ਦੀ ਤਨਖਾਹ ਵਧੀਆ ਦੇਾਂਗੇ ਗ੍ਰੰਥੀ ਚੰਗਾ ਰੱਖੋ ਜਿਹੜਾ ਅੱਧਾ ਘੰਟਾ ਘੱਟ ਤੋਂ ਘੱਟ ਰੋਜ਼ ਅੱਧਾ ਪੌਣਾ ਘੰਟਾ ਸ਼ਬਦ ਵਿਚਾਰ ਸੁਣਾਵੇ ਰੋਜ਼ ਅੱਧਾ ਘੰਟਾ ਪੌਣਾ ਘੰਟਾ ਗੁਰਬਾਣੀ ਦੀ ਕਥਾ ਕਰੇ ਉਹਨਾਂ ਦੇ ਪਰਿਵਾਰ ਦਾ ਖਰਚਾ ਤੁਸੀਂ ਚੱਕੋ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕੋ ਉਹ ਫਿਰ ਤੁਹਾਡੇ ਬੱਚਿਆਂ ਨੂੰ ਬਾਣੀ ਪੜਾਵੇ ਕੱਲੇ ਕੱਲੇ ਨਾਲ ਗੱਲ ਕਰੇ ਟੇਬਲ ਟਾਕ ਕਰਨੀ ਵੱਡੀ ਲਾਜ਼ਮੀ ਹੈ ਸਾਡੇ ਵਰਗਾ ਤੇ ਵੇਖੋ ਮੈਂ ਤੇ ਇੱਥੇ ਬੈਠਾ ਮੇਰੇ ਅੱਗੇ ਆ 20 ਫੁੱਟ ਤੇ ਬੈਠੇ ਆ ਕਈ ਤੇ ਇੱਥੇ 400 ਫੁੱਟ ਦੂਰ ਬੈਠੇ ਆ ਕਈਆਂ ਨੂੰ ਤੇ ਦਿਸਦੇ ਹੀ ਨਹੀਂ ਅਸੀਂ ਬੈਠੇ ਜਿਹੜੇ ਬਿਲਕੁਲ ਐ ਪਿੱਛੇ ਬਹਿ ਜਾਂਦੇ ਐ 400 ਫੁੱਟ ਜਿਹੜੇ ਬੰਦੇ ਦੂਰ ਬੈਠੇ ਆ ਉਹਨਾਂ ਨੂੰ ਤੇ ਦਿਸਦੇ ਵੀ ਨਹੀਂ ਅਸੀਂ ਜੱਜ ਤਰ੍ਹਾਂ ਬੈਠੇ ਨਜ਼ਰ ਹੀ ਨਹੀਂ ਆਉਂਦੇ ਤੇ ਚਾਹੀਦੀ ਐ ਟੇਬਲ ਟਾਕ ਹੋਣੀ ਕੱਲੇ ਕੱਲੇ ਨਾਲ ਐਦਾਂ ਗੱਲ ਕਰਨੀ ਆ ਸਾਹਮਣੇ ਬਾਹ ਕੇ ਗੱਲ ਤੇ ਫੇਰ ਬਣੇਗੀ ਤੇ ਤੁਹਾਡੇ ਪਿੰਡ ਦਾ ਗ੍ਰੰਥੀ ਇਦਾਂ ਦਾ ਹੋਵੇ ਕਿ ਕੱਲੇ ਕੱਲੇ ਨਾਲ ਟੇਬਲ ਟਾਕ ਕਰ ਸਕੇ ਪਿੰਡ ਦੇ ਵਿੱਚ 100 ਨੌਜਵਾਨ ਹੈ ਹਰੇਕ ਬੱਚਾ ਉਹਦੇ ਕੋਲ ਬਹਿ ਕੇ ਗੱਲ ਕਰ ਸਕਦਾ ਹੋਵੇ ਟਾਈਮ ਹੋਵੇ ਉਹਦੇ ਕੋਲ ਕੱਲੇ ਕੱਲੇ ਬੱਚੇ ਨਾਲ ਗੱਲ ਕਰੇ ਉਹਦੇ ਸਵਾਲਾਂ ਦੇ ਅਨਸਰ ਦੇਵੇ ਜਿਹੜੇ ਕੁਐਸਚਨ ਮਾਈਂਡ 'ਚ ਉੱਠਦੇ ਆ ਉਹਨਾਂ ਦੇ ਜਵਾਬ ਦੇ ਸਕੇ ਪਰ ਸਾਡੇ ਹਾਲ ਇਦਾਂ ਦਾ ਗੁਰਦੁਆਰੇ ਤੇ ਕਿੰਨੇ ਪੈਸੇ ਲਾਤੇ ਕਹਿੰਦੇ ਜੀ ਕਰੋੜ ਰੁਪਈਆ ਲਾਤਾ ਜੀ ਪਿੰਡ ਦੇ ਗੁਰਦੁਆਰੇ ਤੇ ਤੇ ਗ੍ਰੰਥੀ ਕਹਿਣਗੇ 1000 ਰੁਪਈਏ ਵਾਲਾ ਹੀ ਰੱਖ ਲਓ ਗ੍ਰੰਥੀ ਇਦਾਂ ਦਾ ਭਾਵੇਂ ਜਪਜੀ ਸਾਹਿਬ ਦੀ ਰਹਿਰਸ ਬਣਾ ਦੇ ਭਾਵੇਂ ਰਹਿਰਸ ਦੀ ਜਪਜੀ ਸਾਹਿਬ ਬਣਾਈ ਜਾਏ ਗ੍ਰੰਥੀ ਇਦਾਂ ਦਾ ਚਾਹੀਦਾ ਜਦੋਂ ਗੁਰਦੁਆਰੇ ਪ੍ਰਧਾਨ ਜੀ ਆਉਣ ਜਾਂ ਕਮੇਟੀ ਵਾਲੇ ਆਉਣ ਉਹਨਾਂ ਨੂੰ ਕਵੇ ਹੋਰ ਜੀ ਚਾਹ ਪਾਣੀ ਤੁਹਾਨੂੰ ਕੋਈ ਦੱਸੋ ਫਿਰ ਪਾਣੀ ਲਿਆ ਕੇ ਪਿਆਵੇ ਚਾਹ ਪਿਆਵੇ ਬਣਾ ਕੇ ਬਸ ਇਦਾਂ ਦੇ ਚਾਹੀਦੇ ਜੀ ਆਇਆਂ ਨੂੰ ਜੀ ਆਇਆਂ ਨੂੰ ਕਵੇ ਆਓ ਭਗਤ ਕਰੇ ਬਸ ਸਾਨੂੰ ਚਾਹੀਦਾ ਇਹ ਹੈ ਭਾਈ ਗੁਰਬਾਣੀ ਦੀ ਗੱਲ ਸੁਣਾਵੇ ਸਾਡੇ ਪਿੰਡ ਦਾ ਸਾਡਾ ਵਿਕਾਸ ਹੋਵੇ ਗੁਰਬਾਣੀ ਦੀ ਨੌਲੇਜ ਹੋਵੇ ਸਮਝ ਹੋਵੇ ਸਾਨੂੰ ਲੱਗਦਾ ਇਹ ਐਵੇਂ ਹੀ ਗੱਲ ਹੈ ਪਰ ਅਸਲ ਵਿੱਚ ਬੜੀ ਵੱਡੀ ਗੱਲ ਹੈ ਬੇਸਿਕ ਜੀਆਂ ਗੱਲਾਂ ਗ੍ਰੰਥੀ ਨੇ ਤੁਹਾਡੇ ਬੱਚਿਆਂ ਨੂੰ ਸਮਝਾ ਦੇਣੀਆਂ ਨੇ ਤੁਹਾਡਾ 200 ਰੁਪਈਆ ਮਹੀਨੇ ਦਾ ਖਰਚਾ ਕਰੋ ਗ੍ਰੰਥੀ ਐਸਾ ਰੱਖੋ ਜਿਹੜਾ ਸਾਰਾ ਪਿੰਡ ਚਾਹ ਨਾਲ ਸੁਣਨ ਜਾਵੇ ਚੱਲ ਯਾਰ ਬਹਿ ਕੇ ਸੁਣਦੇ ਆਂ ਸੁਣਦੇ ਨੇ ਲੋਕ ਪਰ ਕੋਈ ਸੁਣਾਉਣ ਵਾਲਾ ਹੋਵੇ ਸੁਣਾਉਣ ਵਾਲਾ ਚਾਹੀਦਾ ਜੀ ਅੱਜ ਵੀ ਪੜਨਗੇ ਪਰ ਕੋਈ ਪੜਾਉਣ ਵਾਲਾ ਹੋਵੇ ਅੱਜ ਵੀ ਪਾਠ ਕਰਨਗੇ ਪਰ ਕੋਈ ਇਹਨਾਂ ਨੂੰ ਪਾਠ ਕਰਾਉਣ ਵਾਲਾ ਹੋਵੇ ਸੁਣਦੇ ਨੇ ਦੱਸਣ ਵਾਲਾ ਹੋਵੇ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਅੱਜ ਦੇ ਲੋਕ ਤੇ ਸੁਣ ਮੈਨੂੰ ਬੜੇ ਬੰਦੇ ਮਿਲਦੇ ਕਹਿਣਗੇ ਸੁਣਦਾ ਹੀ ਨਹੀਂ ਜੀ ਕੋਈ ਅੱਜ ਕੱਲ ਕਿਹੜਾ ਸੁਣਦਾ ਹੈ ਜੀ ਜਿੰਨਾ ਮਰਜ਼ੀ ਵਧੀਆ ਸੁਣਾਈ ਚੱਲੂ ਕੋਈ ਐਵੇਂ ਨਹੀਂ ਸੁਣਦਾ ਮੇਰਾ ਤਜਰਬਾ ਇਹ ਕਹਿੰਦਾ ਵੀ ਜ਼ਰੂਰ ਸੁਣਨਗੇ ਮੈਂ ਇੱਥੇ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਵੀ ਲੋਕਾਂ ਨੂੰ ਬੈਠਿਆਂ ਨੂੰ ਵੇਖਿਆ ਬੈਂਦੇ ਆ ਨੌਜਵਾਨ ਨਹੀਂ ਇੱਥੇ ਨੌਜਵਾਨ ਹੀ ਬੈਠੇ ਆ ਸਾਰੇ ਸੁਣਦੇ ਆ ਟਿਕ ਕੇ ਬੈਠੇ ਰਹਿੰਦੇ ਆ ਠੀਕ ਆ 2 4 20 50 ਹੋਣਗੇ ਜਿਨ੍ਹਾਂ ਦਾ ਨਹੀਂ ਮਨ ਟਿਕਦਾ ਬਾਕੀ ਤੇ ਬੈਠੇ ਰਹਿੰਦੇ ਟਿਕ ਕੇ ਜੇ ਰੋਜ਼ ਗੁਰਬਾਣੀ ਦੀ ਵਿਚਾਰ ਹੋਏਗੀ ਸਹੀ ਢੰਗ ਨਾਲ ਤੁਸੀਂ ਸਮਝਾਓਗੇ ਤੇ ਜ਼ਰੂਰ ਸਮਝਣਗੇ ਲੋਕਾਂ ਦਾ ਦੋਸ਼ ਨਾ ਕੱਢੋ ਸਾਡੇ 'ਚ ਵੀ ਖਿੱਚ ਨਹੀਂ ਰਹੀ ਸਾਡੇ ਵਿੱਚ ਲੌਜੀਕ ਨਹੀਂ ਰਿਹਾ ਕੋਈ ਦਲੀਲ ਨਹੀਂ ਰਹੀ ਇੰਟਰਸਟ ਕਾਦਾ ਬਣੇ ਗੱਪ ਕਹਾਣੀਆਂ ਉਹੀ ਪੁਰਾਣਾ ਜੋ ਸਿਸਟਮ ਤੁਰਿਆ ਆਉਂਦਾ ਉਹੀ ਤੁਰ ਅੱਗੇ ਤੋਰੀ ਜਾਂਦੇ ਆ ਜਰੂਰ ਕਿਰਪਾ ਕਰਕੇ ਗੁਰਬਾਣੀ ਨੂੰ ਸਹੀ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਪਿਆਰਿਓ ਜ਼ਿੰਦਗੀ ਬਦਲ ਜਾਂਦੀ ਹੈ ਸਤਿਗੁਰ ਦੇ ਬਚਨ ਸੁਣ ਕੇ ਬਸ ਜੋ ਹੁਣ ਅਗਲੀ ਗੱਲ ਧਿਆਨ ਨਾਲ ਸੁਣੋ ਪਹਿਲਾ ਨੁਕਤਾ ਸਮਝ ਲਿਆ ਵੀ ਗੁਰਦੁਆਰਾ ਸਾਹਿਬ ਕਾਦੇ ਲਈ ਜਾਣਾ ਹੈ ਬੋਲੋ ਇਹ ਬੋਲੋ ਜੀ ਕਾਦੇ ਲਈ ਜਾਣਾ ਹੈ ਗੇੜਾ ਦੇ ਨਹੀਂ ਜਾਣਾ ਕੀ ਕਰਨ ਜਾਣਾ ਹੈ ਇਹ ਪਹਿਲਾ ਨੁਕਤਾ ਹੈ ਦਿਮਾਗ 'ਚ ਰੱਖਿਓ ਦੂਜਾ ਨੁਕਤਾ ਯਾਦ ਕਰੋ ਚੇਤਾ ਰੱਖਿਓ ਦੂਜਾ ਨੁਕਤਾ ਇਹ ਹੈ ਜਦੋਂ ਵੀ ਗੁਰਦੁਆਰੇ ਜਾਣਾ ਕੁਝ ਬਣ ਕੇ ਨਹੀਂ ਜਾਣਾ ਗੁਰਦੁਆਰੇ ਜ਼ੀਰੋ ਆਈਜ ਹੋ ਕੇ ਜਾਣਾ ਨਾ ਕੁਝ ਹੋ ਕੇ ਜਾਣਾ ਨਮਾਣੇ ਬਣ ਕੇ ਜਾਣਾ ਗੁਰਦੁਆਰੇ ਵੇਖੋ ਲੀਡਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਲੀਡਰੀ ਬਾਹਰ ਛੱਡ ਕੇ ਆਉਣੀ ਹੈ ਜੇ ਗੁਰਦੁਆਰੇ ਜਾਣਾ ਲੀਡਰ ਬਣ ਜਾਣਾ ਮਾੜੀ ਨਹੀਂ ਮਾੜੀ ਗੱਲ ਨਹੀਂ ਪਰ ਲੀਡਰੀ ਬਾਹਰ ਛੱਡ ਕੇ ਆਇਆ ਜੇ ਬੰਦਾ ਲੀਡਰੀ ਨਾਲ ਲੈ ਆਇਆ ਦੀਵਾਨਾਂ ਵਿੱਚ ਲੀਡਰਾਂ ਨੂੰ ਵੇਖੀਦਾ ਫਿਰ ਦੀਵਾਨ ਸੁਣ ਸਕਦੇ ਆ ਬਹਿ ਕੇ ਨਾ ਜੇ ਲੀਡਰੀ ਨਾਲ ਲੈ ਆਇਆ 5 ਮਿੰਟ ਬਾਅਦ ਅੰਦਰ ਵਾਲੀ ਲੀਡਰੀ ਉਹਨੂੰ ਐ ਐ ਮਾਰਦੀ ਐ ਧੱਕਾ ਜਾ ਮਾਰਦੀ ਵੀ ਉੱਠ ਚੱਲ ਤੂੰ ਕਿੱਥੇ ਬੈਠਾ ਇਹਨਾਂ ਲੋਕਾਂ 'ਚ ਚੱਲ ਚੱਲੀਏ ਲੀਡਰੀ ਬਹਿਣ ਹੀ ਨਹੀਂ ਦਿੰਦੀ ਜੇ ਲੀਡਰੀ ਨਾਲ ਲੈ ਆਇਆ ਲੀਡਰ ਬਣ ਜਾਣਾ ਮਾੜੀ ਗੱਲ ਕੋਈ ਪਰ ਲੀਡਰੀ ਬਾਹਰ ਛੱਡ ਕੇ ਆਈ ਇਹ ਦੂਜਾ ਨੁਕਤਾ ਇਹ ਦੂਜਾ ਨੁਕਤਾ ਦੱਸ ਰਿਹਾ ਚੇਤਾ ਰੱਖਿਓ ਬੇਸਿਕ ਗੱਲਾਂ ਸਮਝੋ ਪਹਿਰੇਦਾਰ ਵੀਰਾਂ ਨੂੰ ਬੇਨਤੀ ਆ ਇੱਥੇ ਹੀ ਭਾਲੋ ਬਸ ਜਿੱਥੇ ਇੱਥੇ ਹੀ ਬਸ ਰੋਕ ਲਓ ਪਿੱਛੇ ਪਿੱਛੇ ਵਾਲੇ ਬਸ ਇੱਥੇ ਹੀ ਰੋਕ ਲਓ ਸਿੰਘੋ ਰਾਹ 'ਚ ਹੀ ਭਾਲੋ ਪਹਿਰੇਦਾਰ ਵੀਰੋ ਇਹ ਪਿੱਛੇ ਹੀ ਰੋਕ ਲੈਣਾ ਸੀ ਮੈਂ ਵੈਸੇ ਜਦੋਂ ਕਿਹਾ ਸੀ ਇੱਥੇ ਹੀ ਬਿਠਾ ਲਓ ਬਸ ਅੱਗੇ ਵਾਲਿਆਂ ਨੂੰ ਲੰਘਾ ਦਿਓ ਜਿਹੜੇ ਅੱਗੇ ਵਾਲੇ ਆ ਅੱਗੇ ਅੱਗੇ ਵਾਲਿਆਂ ਨੂੰ ਲੰਘਾ ਦਿਓ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਲੰਘਾਓ ਭੈਣਾ ਜਿਹੜੇ ਕਈ ਵੀਰ ਪਿੱਛੇ ਪਿੱਛੇ ਨੂੰ ਹੋ ਕੇ ਬੈਠੋ ਅੱਗੇ ਜਗ੍ਹਾ ਘੱਟ ਹੈ ਸਿੰਘੋ ਪਿੱਛੇ ਪਿੱਛੇ ਨੂੰ ਹੋ ਜਾਓ ਸੌਖੇ ਬੈਠੋਗੇ ਗਰਮੀ ਹੈ ਖੁੱਲੇ ਖੁੱਲੇ ਬਹਿ ਜਾਓਗੇ ਫਿਰ ਜਿੰਨੇ ਵੀਰ ਉਹ ਸਾਈਡਾਂ ਦੇ ਉੱਤੇ ਹੋ ਕੇ ਲੰਘ ਜਾਓ ਪਿੱਛੇ ਨੂੰ ਬੈਠ ਜਾਓ ਭੈਣਾ ਭੈਣਾ ਵਾਲੇ ਪਾਸੇ ਲੰਘ ਜਾਓ ਸਿੱਧੀਆਂ ਹੀ ਲਓ ਇੱਧਰ ਸੁਣੋ ਬਈ ਇੱਧਰ ਖਿਆਲ ਕਰਿਓ ਸਿੰਘੋ ਲੀਡਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਘਰ ਚ ਆਉਣਾ ਹੈ ਲੀਡਰੀ ਬਾਹਰ ਛੱਡ ਕੇ ਆਉਣੀ ਹੈ ਲੀਡਰੀ ਨਾਲ ਨਹੀਂ ਲੈ ਕੇ ਆਉਣੀ ਇਹਨੂੰ ਕਹਿੰਦੇ ਐ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਇਹਦਾ ਅਰਥ ਆ ਹੈ ਇੱਥੇ ਕਈ ਬੰਦੇ ਇਕੱਲੇ ਹੀ ਤੁਰੇ ਫਿਰਦੇ ਨੇ ਉਹਨੂੰ ਪੁੱਛੀਦਾ ਵੀ ਤੂੰ ਇਕੱਲੇ ਹੀ ਆ ਗਿਆ ਕਹਿੰਦੇ ਬਾਣੀ 'ਚ ਲਿਖਿਆ ਨਾਲ ਨਾਲ ਲੈ ਕੇ ਜਾਈ ਕਿਸੇ ਨੂੰ ਸਾਥ ਨਾਲ ਲੀਜੈ ਕੋਏ ਇਹਦਾ ਅਰਥ ਇਹ ਹੈ ਆਪ ਜੁੜਨਾ ਹੋਰਾਂ ਨੂੰ ਜੋੜਨਾ ਨਾਲ ਕੀ ਨਹੀਂ ਲੈ ਕੇ ਜਾਣਾ ਅਹੁਦੇਦਾਰੀਆਂ ਆਪਣੀਆਂ ਛੱਡ ਕੇ ਜਾਏ ਇਧਰ ਸੁਣਿਓ ਧਿਆਨ ਨਾਲ ਸਿੰਘੋ ਬਹਿ ਜਾ ਬਿਠਾ ਬਹਿ ਜਾਣਾ ਸੰਗਤ ਨੇ 2 ਮਿੰਟ ਲੱਗਣੇ ਨੇ ਆਪਾਂ ਇਧਰ ਧਿਆਨ ਰੱਖਿਓ ਆ ਗੱਲ ਸੁਣ ਲਿਓ ਦੂਜਾ ਨੁਕਤਾ ਚੇਤੇ ਰੱਖਿਓ ਲੀਡਰ ਬਣ ਜਾਣਾ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਜੀ ਦੇ ਦਰਬਾਰ ਚ ਆਉਣਾ ਲੀਡਰੀ ਬਾਹਰ ਛੱਡ ਕੇ ਆਉਣੀ ਹੈ ਇਸੇ ਤਰ੍ਹਾਂ ਅਮੀਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਜੀ ਦੇ ਦਰਬਾਰ ਵਿੱਚ ਆਉਣਾ ਹੈ ਤੇ ਅਮੀਰੀ ਇੱਥੇ ਨਾ 100 ਕਿੱਲਾ ਚੱਕੀ ਫਿਰੀ ਵੀ 100 ਏਕੜ ਹੈ ਮੇਰੇ ਕੋਲ ਮੈਂ ਤੇ ਐਡਾ ਵੱਡਾ ਬਿਜ਼ਨਸਮੈਨ ਮੈਂ ਤੇ ਇੰਨੇ ਪੈਸੇ ਵਾਲਾ ਮੈਂ ਤੇ ਇੰਨੀ ਪ੍ਰਾਪਰਟੀ ਵਾਲਾ ਮੇਰੀਆਂ ਤੇ ਇੰਨੀਆਂ ਕੋਠੀਆਂ ਮੇਰਾ ਤੇ ਮਹਿਲ ਵਰਗਾ ਘਰ ਮੇਰੀ ਤੇ 100 ਮੇਰੀ ਤੇ 100 ਕਰੋੜ ਦੀ ਜ਼ਮੀਨ ਜਾਇਦਾਦ ਜੇ ਅਮੀਰੀ ਨਾਲ ਲੈ ਆਇਆ ਫਿਰ ਇੱਥੇ ਬੈਠਾ ਪਤਾ ਕੀ ਸੋਚੂ ਉਹਨੂੰ ਹੁੱਜਾ ਐਨਾ ਹੁੱਜਾ ਮਾਰੂ ਉਹਦੀ ਅਮੀਰੀ ਅੰਦਰ ਪਤਾ ਕੀ ਕਹੂ ਵੀ ਤੂੰ ਇਹਨਾਂ ਪਸੀਨੇ ਵਾਲੇ ਲੋਕਾਂ ਦੇ ਵਿੱਚ ਬਹਿ ਕੇ ਕੀ ਕਰਦਾ ਹੈ ਚੱਲ ਚੱਲੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਅਮੀਰੀ ਨੇ ਸੰਗਤ ਵਿੱਚ ਬਹਿਣ ਨਹੀਂ ਦੇਣਾ ਵਿਰਲਾ ਅਮੀਰ ਵੇਖੋਗੇ ਤੁਸੀਂ ਸੰਗਤ 'ਚ ਐ ਬੈਠਾ ਵਿਰਲਾ ਹੁੰਦਾ ਅਮੀਰ ਬੰਦਾ ਹੋਵੇ ਪੂਰਾ ਬਥੇਰੇ ਨੌਕਰ ਚਾਕਰ ਘਰਾਂ 'ਚ ਕੰਮ ਕਰਦੇ ਹੋਣ ਵੱਡੀਆਂ ਵੱਡੀਆਂ ਗੱਡੀਆਂ ਅਮੀਰ ਬੰਦਾ ਹੋਵੇ ਸਿਰੇ ਦਾ ਤੁਹਾਡੇ ਇਲਾਕੇ ਦਾ ਐਦਾਂ ਬੈਠਾ ਨਹੀਂ ਵੇਖੋਗੇ ਸੰਗਤ ਕਿਉਂਕਿ ਅਮੀਰੀ ਬਹਿਣ ਨਹੀਂ ਅਮੀਰੀ ਅੰਦਰ ਕਹਿੰਦੀ ਵੀ ਤੂੰ ਕਿਉਂ ਬੈਠਾ ਇੰਨਾ 'ਚ ਲੋਕੀ ਕੀ ਕਹਿਣਗੇ ਵੀ ਤੂੰ ਇੰਨਾ ਲੋਕਾਂ 'ਚ ਹੀ ਬਹਿ ਗਿਆ ਵਿੱਚ ਹੀ ਭੀੜ ਦੇ ਵਿੱਚ ਪਿੱਛੇ ਕਿਤੇ ਬਹਿਣਾ ਪੈ ਗਿਆ ਕਿਤੇ ਧੱਕਾ ਪੈਂਦਾ ਲੈ ਮੈਂ ਕਿਉਂ ਬੈਠਾ ਹਾਂ ਫੇਰ ਆ ਸਕਦਾ ਹੈ ਜੇ ਤੁਸੀਂ ਉਹਨੂੰ ਐ ਕਹੋਗੇ ਜਾ ਕੇ ਵੀ ਤੁਹਾਨੂੰ ਸਰੋਪਾ ਦੇਾਂਗੇ ਜੀ ਸਟੇਜ ਤੇ ਬੁਲਾਵਾਂਗੇ ਤੁਹਾਡਾ ਸਤਿਕਾਰ ਕਰਾਂਗੇ ਫਿਰ ਭਾਵੇਂ ਬਹਿ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਉਦਾਂ ਨਹੀਂ ਬਹਿਣਾ ਉਹ ਤੇ ਹਉਮੈ ਨੂੰ ਪੱਠੇ ਪਾਉਂਦਾ ਹੈ ਅਮੀਰ ਬੰਦੇ ਨੇ ਇਦਾਂ ਨਹੀਂ ਭਾਈ ਬਹਿਣਾ ਇਧਰ ਸੁਣੋ ਸਿੰਘੋ ਆਪਾਂ ਤੇ ਇਧਰ ਸੁਣੋ ਤੁਸੀਂ ਗਰਦਨਾ ਉਧਰ ਨਾ ਕਰੋ ਇਧਰ ਧਿਆਨ ਰੱਖੋ ਇਧਰ ਵੇਖੋ ਅਮੀਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਜੀ ਦੇ ਦਰਬਾਰ 'ਚ ਆਉਣਾ ਹੈ ਤੇ ਅਮੀਰੀ ਬਾਹਰ ਛੱਡ ਕੇ ਆਉਣੀ ਹੈ ਜ਼ੀਰੋ ਆਈ ਜੋ ਹੋ ਕੇ ਆਉਣਾ ਹੋ ਗਈਆਂ ਹੋਰ ਗੱਲ ਕਰ ਲਈਏ ਅਫਸਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪੜ੍ਹ ਲਿਖ ਕੇ ਵੱਡਾ ਆਫੀਸਰ ਪੀਸੀਐਸ ਆਫੀਸਰ ਬਣ ਜਾਣਾ ਵੱਡੇ ਅਹੁਦੇ ਤੇ ਪਹੁੰਚ ਜਾਣਾ ਕੋਈ ਮਾੜੀ ਗੱਲ ਨਹੀਂ ਵਕੀਲ ਬਣ ਜਾਣਾ ਜੱਜ ਬਣ ਜਾਣਾ ਡਾਕਟਰ ਬਣ ਜਾਣਾ ਪਰ ਜਦੋਂ ਗੁਰੂ ਦੇ ਦਰਬਾਰ 'ਚ ਆਈ ਉਸ ਵੇਲੇ ਆਪਣੇ ਅਹੁਦੇ ਜਿਹੜੇ ਐ ਬਾਹਰ ਰੱਖ ਕੇ ਆਈ ਨਹੀਂ ਤੇ ਤੇਰੇ ਅਹੁਦੇ ਨੇ ਬੈਨ ਨਹੀਂ ਦੇਣਾ ਜਦ ਮੈਂ ਜੱਜ ਲੱਗਿਆ ਹੋਇਆ ਬੰਦਾ ਮੈਂ ਬੈਠਾ ਇੱਥੇ ਭੀੜ 'ਚ ਜੱਜ ਕਿੰਨੇ ਕਾਉਂਦੇ ਆ ਵੇਖਿਆ ਕਿ ਵੱਡੇ ਵੱਡੇ ਵਕੀਲ ਹੋਣ ਜਿਨ੍ਹਾਂ ਦਾ ਨਾਮ ਹੋਵੇ ਉਹ ਕਿੱਥੇ ਬੈਂਦੇ ਆ ਬਹੁਤ ਘੱਟ ਵੇਖੋਗੇ ਕੋਈ ਹੋਏਗਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ ਕਰੋੜਾਂ ਚੋਂ ਕੋਈ ਇੱਕ ਅੱਧਾ ਜੀ ਜਿਹੜਾ ਸੁਣ ਲੈਂਦਾ ਟਿਕ ਕੇ ਬੈਂਦਾ ਬਾਕੀ ਨਹੀਂ ਬੈਂਦੇ ਇਸ ਕਰਕੇ ਜਦੋਂ ਸਤਿਗੁਰੂ ਸਾਧੂ ਸਤਿਗੁਰੂ ਕੋਲ ਜਾਣਾ ਹੈ ਸਾਧੂ ਮਤਲਬ ਸਤਿਗੁਰੂ ਇੱਥੇ ਸਾਧੂ ਦਾ ਅਰਥ ਕੀ ਹੈ ਸਤਿਗੁਰੂ ਕਬੀਰ ਦਾ ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲਓ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਭਾਈ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਸਭ ਨੂੰ ਭਾਉ ਬੀਬੀਓ ਬਹਿ ਜਾਓ ਭੈਣੋ ਸਾਰੀ ਇੰਨਾ ਕ ਥਾਂ ਖਾਲੀ ਰੱਖ ਰੱਖ ਲਿਓ ਜਿਹੜੇ ਅੰਮ੍ਰਿਤ ਛਕ ਕੇ ਆਉਣਗੇ ਉਹਨਾਂ ਨੇ ਬਹਿਣਾ ਆ ਇੰਨੀ ਕ ਜਗ੍ਹਾ ਖਾਲੀ ਰੱਖ ਲਿਓ ਬਾਕੀ ਪਿੱਛੇ ਪਿੱਛੇ ਖੁੱਲੇ ਖੁੱਲੇ ਹੋ ਕੇ ਰਾਹ ਆਪੇ ਕਰ ਲੈਣਗੇ ਕੋਈ ਨਹੀਂ ਬਿਠਾ ਦਿਓ ਸਾਰਿਆਂ ਭੈਣਾ ਖੁੱਲੇ ਹੋ ਕੇ ਬੈਠੋ ਵੀ ਪਿੱਛੇ ਪਿੱਛੇ ਨੂੰ ਬਹਿ ਜਾਓ ਸਾਰੀਆਂ ਲਓ ਹੁਣ ਸੁਣੋ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ ਪਾਛੇ ਪਾਉ ਨਾ ਦੀਜੀਏ ਅਗੇ ਹੋਏ ਸੋ ਹੋਏ ਪਹਿਰੇਦਾਰ ਵੀਰ ਵੀ ਉੱਥੇ ਹੀ ਪਿੱਛੇ ਹੀ ਬੈਠੋ ਨਹੀਂ ਤੇ ਉੱਠ ਉੱਠ ਕੇ ਆਈ ਜਾਣਾ ਸਿੰਘੋ ਪਹਿਰੇ ਵਾਲਿਓ ਉਹ ਉੱਥੇ ਹੀ ਬੈਠੋ ਤੁਸੀਂ ਪਿੱਛੇ ਹੀ ਲਾਈਨ ਬਣਾ ਕੇ ਨਾਲ ਲੱਗ ਕੇ ਬੈਠੋ ਬੀਬੀਆਂ ਵੀ ਸਾਰੀਆਂ ਬਹਿ ਜਾਓ ਭੈਣੋ ਹੁਣ ਖੜੀਆਂ ਜਿਹੜੀਆਂ ਬਹਿ ਜਾਓ ਅੱਗੇ ਨਾ ਆਓ ਅੱਗੇ ਥਾਂ ਹੈ ਨਹੀਂ ਬਹਿਣ ਨੂੰ ਜਿਹੜੀਆਂ ਭੈਣਾਂ ਅੱਗੇ ਨੂੰ ਆ ਰਹੀਆਂ ਪਿੱਛੇ ਨੂੰ ਬੈਠੋ ਖੁੱਲੇ ਖੁੱਲੇ ਹੋ ਕੇ ਬਹਿ ਜਾਓ ਜੀ ਬਹਿ ਜਾਓ ਫਟਾਫਟ ਬੈਠੋ ਪਹਿਲਾਂ ਬਹਿਣ ਵਾਲਿਆਂ ਨੂੰ ਟਿਕਾਈ ਜਾਈਦਾ ਮੁੜ ਕੇ ਜਾਣ ਵਾਲਿਆਂ ਨੂੰ ਟਿਕਾਣਾ ਸ਼ੁਰੂ ਹੋ ਜਾਂਦਾ 15 ਮਿੰਟ ਨੂੰ ਫਿਰ ਜਾਣੇ ਸ਼ੁਰੂ ਹੋ ਜਾਣਗੇ ਜਿਆਦਾ ਇਕੱਠ ਵਿੱਚ ਆ ਪ੍ਰੋਬਲਮ ਹੁੰਦੀ ਹੈ ਜੇ ਆਪਾਂ 100 150 ਬੈਠੇ ਹੋਈਏ ਗੱਲ ਵੀ ਸਮਝੀ ਜਾਂਦੇ ਕਈ ਵਾਰੀ ਐਤਵਾਰ ਸਾਡੇ ਦੀਵਾਨ ਲੱਗਦਾ ਹੈ ਐਤਵਾਰ ਨੂੰ ਉਹ ਗੱਲ ਸਮਝ ਆ ਜਾਂਦੀ ਹੈ ਜਿਹੜੀ ਵੱਡੇ ਇਕੱਠ 'ਚ ਸਮਝ ਹੀ ਨਹੀਂ ਆਉਂਦੀ ਕਿਉਂਕਿ ਇੱਥੇ ਹਰੇਕ ਬੰਦਾ ਉਸ ਹਿਸਾਬ ਦਾ ਨਹੀਂ ਨਾ ਹੁੰਦਾ ਇੰਨਿਆਂ ਦਾ ਤੇ ਆਈਡੀਆ ਲਾਉਣਾ ਵੀ ਔਖਾ ਹੋ ਜਾਂਦਾ ਵੀ ਕਿਸ ਪੱਤਰ ਦਾ ਬੈਠਾ ਹੈ ਜੇ 100 ਬੰਦਾ ਬੈਠਾ 100 ਬੰਦੇ ਦੇ ਦਿਮਾਗ ਦੇ ਪੱਧਰ ਦਾ ਪਤਾ ਲੱਗ ਜਾਂਦਾ ਸਟੇਜ ਤੇ ਬਹਿ ਕੇ ਆ ਅੱਗੇ ਵਾਲਿਆਂ ਦਾ ਤੇ ਮੈਨੂੰ ਪਤਾ ਲੱਗ ਜਾਂਦਾ ਵੀ ਕਿਸ ਪੱਧਰ ਦਾ ਹੈ ਇਹਦਾ ਦਿਮਾਗ ਕਿੰਨੀ ਕੁ ਗੱਲ ਸਮਝਦਾ ਹੈ ਹੁਣ ਪਿੱਛੇ ਤੱਕ ਪਤਾ ਹੀ ਨਹੀਂ ਲੱਗਦਾ ਵੀ ਕਿਸ ਪੱਧਰ ਦੀ ਗੱਲ ਸਮਝ ਸਕਦਾ ਹੈ ਬੜੀ ਮੁਸ਼ਕਲ ਹੁੰਦੀ ਹੈ ਕਿਰਪਾ ਕਰਕੇ ਆ ਨੁਕਤੇ ਸਮਝਣ ਦੀ ਖੇਚਲ ਕਰੋ ਲੋ ਫੇਰ ਸੁਣੋ ਜਦੋਂ ਵੀ ਅਫਸਰ ਬਣ ਜਾਣਾ ਮਾੜੀ ਗੱਲ ਨਹੀਂ ਅਫਸਰ ਸ਼ਾਹੀ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਨਹੀਂ ਆਉਣਾ ਲੀਡਰ ਬਣ ਜਾਣਾ ਮਾੜੀ ਗੱਲ ਨਹੀਂ ਪਰ ਲੀਡਰੀ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਅਮੀਰ ਬਣ ਜਾਣਾ ਕੋਈ ਮਾੜਾ ਨਹੀਂ ਭਾਈ ਪਰ ਅਮੀਰੀ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਨਹੀਂ ਆਉਣਾ ਇੱਥੇ ਜ਼ੀਰੋ ਆਈ ਜੋ ਹੋ ਕੇ ਆਉਣਾ ਮੈਨੂੰ ਕੱਖ ਨਹੀਂ ਜੀ ਪਤਾ ਐਦਾਂ ਸੋਚ ਕੇ ਆਉਣਾ ਮੈਨੂੰ ਕੱਖ ਨਹੀਂ ਆਉਂਦਾ ਨਾ ਹੋ ਜਤੀ ਸਤੀ ਨਹੀਂ ਮੂਰਖ ਮੁਗਧਾ ਜਨਮ ਪਾਇਆ ਪ੍ਰਣਵਤ ਨਾਨਕ ਦਿਨ ਕੀ ਸਰ ਦਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਐਦਾਂ ਸੋਚ ਕੇ ਆਉਣਾ ਭਾਈ ਮੈਨੂੰ ਕੱਖ ਨਹੀਂ ਜੀ ਪਤਾ ਆਪਣੇ ਆਪ ਨੂੰ ਇੱਥੇ ਰੱਖਣਾ ਤੇਰਾ ਕੀਤਾ ਜਾਤੋ ਨਾਹੀ ਜਾਤੋ ਨਾਹੀ ਮੈਨੂੰ ਜੋਗ ਕੀਤੋ ਹੀ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਕੋ ਗੁਣ ਨਾਹੀ ਆਪੇ ਤਰਸ ਪੈ ਹੋਏ ਲੋ ਫੇਰ ਪੜ ਲੋ ਕਬੀਰ ਸਾਧੂ ਕੋ ਮਿਲਣਾ ਜਾਈਏ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ ਕਹਿੰਦੇ ਭਾਈ ਪਿੱਛੇ ਮੁੜ ਕੇ ਨਾ ਵੇਖੀ ਅੱਗੇ ਜੋ ਹੋਏਗਾ ਵੇਖੀ ਜਾਏਗੀ ਜੇ ਸੱਚ ਦੇ ਰਾਹ ਤੇ ਤੁਰ ਪਵੇਂ ਤੇ ਫਿਰ ਨਾ ਮੁੜ ਕੇ ਪਿੱਛੇ ਨੂੰ ਵੇਖੀ ਕਈ ਬੰਦੇ ਫਿਰ ਮੁੜ ਮੁੜ ਕੇ ਐ ਨਹੀਂ ਲੱਗ ਜਾਂਦੇ ਕਹਿਣ ਵੀ ਮੇਰੇ ਨਾਲ ਤੇ ਲੋਕ ਨਾਰਾਜ਼ ਹੋ ਗਏ ਮੇਰੇ ਤੇ ਰਿਸ਼ਤੇਦਾਰੀ ਟੁੱਟ ਕੇ ਮੇਰੇ ਨਾਲੋਂ ਮੇਰੇ ਤੇ ਪਿੰਡ ਵਾਲੀ ਮੈਨੂੰ ਗਾਲਾਂ ਲੱਗ ਪਏ ਕੱਢਣ ਮੈਨੂੰ ਤੇ ਸਾਰੇ ਹੀ ਛੱਡ ਗਏ ਫਿਰ ਪਿੱਛੇ ਮੁੜ ਕੇ ਕਿਉਂ ਵੇਖਦਾ ਹੈ ਤੁਰਿਆ ਚੱਲ ਫਿਰ ਜੇ ਸੱਚ ਦੇ ਰਾਹ ਤੇ ਤੁਰ ਪਵੇਂ ਫਿਰ ਪਿੱਛੇ ਨਾ ਹਟੀ ਭਾਈ ਫਿਰ ਤੁਰਿਆ ਚੱਲੀ ਫਿਰ ਪਿੱਛੇ ਮੁੜ ਕੇ ਨਹੀਂ ਵੇਖੀਦਾ ਕਿੰਨੇ ਲੋਕ ਆਉਂਦੇ ਆ ਕਬੀਰ ਜਹ ਮਾਰਗ ਪੰਡਤ ਗਏ ਪਾਛੈ ਪਰੀ ਵਹੀਰ ਇੱਕ ਅਵਕਟ ਘਾਟੀ RAM ਕੀ ਤੈ ਚੜ ਰਹਿਓ ਕਬੀਰ ਕਬੀਰ ਸਾਹਿਬ ਕਹਿੰਦੇ ਐ ਜਿੱਧਰ ਵਹਿਮਾਂ ਵਿੱਚ ਪਾਉਣ ਵਾਲੇ ਲੋਕ ਗਏ ਉਧਰ ਬੜੀ ਦੁਨੀਆ ਗਈ ਭੀੜ ਬੜੀ ਗਈ ਲੋਕ ਬਹੁਤ ਗਏ ਕਬੀਰ ਸਾਹਿਬ ਕਹਿੰਦੇ ਜਿਹੜੇ ਰਾਹ ਤੇ ਸੱਚ ਦੇ ਰਾਹ ਤੇ ਮੈਂ ਤੁਰਿਆ ਸੀ ਜਦੋਂ ਮੈਂ ਸਿਰੇ ਜਾ ਕੇ ਪਹੁੰਚਿਆ ਮੈਂ ਮੁੜ ਕੇ ਵੇਖਿਆ ਤੇ ਇਕੱਲਾ ਹੀ ਸੀ ਮੈਂ ਕੋਈ ਨਹੀਂ ਆਇਆ ਮੇਰੇ ਮਗਰ ਮੇਰੇ ਮਗਰ ਕੋਈ ਨਹੀਂ ਆਇਆ ਮਗਰ ਤੁਰਨ ਵਾਲੇ ਤੇ ਵਿਰਲੇ ਆਉਂਦੇ ਆ ਜੀ ਆ ਹੁਣ ਕਿੰਨਾ ਇਕੱਠ ਹੈ ਪਰ ਪੰਜ ਪਿਆਰਿਆਂ ਦੇ ਮਗਰ ਲੱਗਿਆਂ ਨੂੰ ਵੇਖਿਓ ਕਿੰਨੇ ਕੁ ਹੋਣਗੇ ਆਖੋ ਸਤਨਾਮ ਜੀ ਵਾਹ ਬਸ ਸਿੱਧੀ ਜੀ ਗੱਲ ਹੈ ਕਿੰਨਾ ਵੱਡਾ ਇਕੱਠ ਹੈ ਪਰ ਪੰਜ ਪਿਆਰਿਆਂ ਦੇ ਮਗਰ ਲੱਗਿਆਂ ਨੂੰ ਵੇਖਿਓ ਕਿੰਨੇ ਹੋਣਗੇ ਤੇ ਜਿੰਨੇ ਕ ਪੰਜ ਪਿਆਰਿਆਂ ਦੇ ਮਗਰ ਲੱਗ ਕੇ ਆਉਂਦੇ ਐ ਇੰਨੇ ਕ ਤੇ ਹਰੇਕ ਠੇਕੇ ਤੇ ਤੁਸੀਂ ਲਾਈਨ ਲੱਗੀ ਵੇਖਿਓ ਇੰਨੇ ਕ ਅੱਧੇ ਘੰਟੇ ਚ ਹਰੇਕ ਠੇਕੇ ਤੇ ਪਹੁੰਚ ਜਾਂਦੇ ਸ਼ਾਮ ਨੂੰ ਇੰਨੇ ਕ ਇਸ ਰਾਹ ਤੇ ਤੁਰਨ ਵਾਲੇ ਵਿਰਲੇ ਹੁੰਦੇ ਐ ਜੀ ਅੱਛਾ ਫਿਰ ਅੰਮ੍ਰਿਤ ਛਕ ਲਿਆ ਫਿਰ ਬਾਣੀ ਪੜਨ ਵਾਲੇ ਵਿਰਲੇ ਐ ਅੰਮ੍ਰਿਤ ਛੱਕ ਕੇ ਮੁੜ ਕੇ ਬਾਣੀ ਦੇ ਲੜ ਲੱਗਣ ਵਾਲੇ ਵਿਰਲੇ ਐ ਤੇ ਜਦੋਂ ਬਾਣੀ ਦੇ ਲੜ ਲੱਗ ਗਏ ਫਿਰ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੇ ਤੇ ਬਹੁਤ ਘੱਟ ਹੁੰਦੇ ਆ ਜਿਹੜੇ ਇੱਕ ਇੱਕ ਬਚਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਆ ਉਹ ਤੇ ਕੋਈ ਕੋਈ ਰਹਿ ਜਾਂਦਾ ਜੀ ਨਹੀਂ ਤੇ ਗਾਤਰੇ ਕਿਰਪਾਨਾਂ ਪਾ ਕੇ ਵੀ ਲੋਕੀ ਗੁੱਗਿਆਂ ਤੇ ਤੁਰੇ ਫਿਰਦੇ ਆ ਗਾਤਰੇ ਕਿਰਪਾਨਾਂ ਪਾ ਕੇ ਵੀ ਲੋਕੀ ਸੱਪਾਂ ਨੂੰ ਪੂਜਦੇ ਫਿਰਦੇ ਆ ਗਾਤਰੇ ਕਿਰਪਾਨਾਂ ਪਾ ਕੇ ਪਤਾ ਹੀ ਨਹੀਂ ਕਿੱਥੇ ਕਿੱਥੇ ਕਿੱਥੇ ਕਿੱਥੇ ਮੱਥੇ ਟੇਕਦੇ ਫਿਰਦੇ ਆ ਪਤਾ ਨਹੀਂ ਅਕਲ ਨਹੀਂ ਆਈ ਸਮਝ ਨਹੀਂ ਆਈ ਤਾਂ ਕਰਕੇ ਜੇ ਇਸ ਰਾਹ ਤੇ ਤੁਰੀਏ ਫਿਰ ਪਿੱਛੇ ਮੁੜ ਕੇ ਨਾ ਵੇਖੀਏ ਫਿਰ ਅੰਦਰ ਇਹ ਭਾਵ ਟਿਕਾ ਕੇ ਰੱਖਿਓ ਹਮੇਸ਼ਾ ਬਿਠਾ ਲਿਓ ਮਨ ਵਿੱਚ ਪੱਕਾਈ ਮੇਰਾ ਦੁਸੇ ਨਾ ਕਲਗੀਆਂ ਵਾਲਾ ਸਾਰੀ ਦੁਨੀਆ ਰੁੱਸ ਜਾਏ ਭਾਵੇਂ ਹੁਣ ਧਿਆਨ ਰੱਖਿਓ ਵੀ ਬੜਾ ਟਿਕਾ ਨਾਲ ਬਹਿ ਗਏ ਹੁਣ ਨਾ ਹਿੱਲਿਓ ਜਿੰਨੇ ਕ ਬੈਠੇ ਹੋ ਹੁਣ ਐਦਾਂ ਹੀ ਬੈਠੇ ਰਹੋ ਮੇਰਾ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁਸੇ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁਸ ਜੇ ਤੇਰਾ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁਸ ਜੇ ਮੇਰਾ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁਸ ਜੇ ਜਗ ਪਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਲਗੀਆਂ ਵਾਲਾ ਜਗ ਪਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਲਗੀਆਂ ਕਲਗੀਆਂ ਵਾਲਾ ਜਗ ਪਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਰੁੱਸੇ ਨਾ ਕੋ ਲਗੀਆਂ ਮਾਲਾ ਬੋਲੋ ਸਾਰਾ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਰੁੱਸੇ ਨਾ ਕੋ ਲਗੀਆਂ ਮਾਲਾ ਦੀ ਜਗ ਭਾਵੇਂ ਸਾਰਾ ਰੁੱਸ ਜੇ ਤੇਰਾ ਰੁੱਸੇ ਨਾ ਕੋ ਲਗੀਆਂ ਗੱਜ ਕੇ ਬਈ ਜਗ ਭਾਵੇਂ ਨੱਕ ਪਾਵੇ ਸਾਰਾ ਰੁਸਵੇ ਉਹ ਮੁਖੜਾ ਨਾ ਮੋੜੀ ਇੱਕ ਤੋਂ ਮੁਖੜਾ ਨਾ ਮੋੜੀ ਮੁਖੜਾ ਨਾ ਮੋੜੀ ਇੱਕ ਤੋਂ ਮੁਖੜਾ ਨਾ ਇੱਕ ਤੂੰ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੋੜੀ ਇੱਕ ਤੂੰ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਪਵੇ ਮਾਲਕਾ ਤੂੰ ਮੁਖੜਾ ਨਾ ਸੋਣੀ ਉਹ ਦੁਨੀਆ ਮੋੜ ਪਵੇ ਮਾਲਕਾ ਤੂੰ ਮੁਖੜਾ ਨਾ ਸੋਣੀ ਦੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਸੋਣੀ ਦੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਸੋਣੀ ਦੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਸੋਣੀ ਮੇਰਾ ਰੁਸੇ ਸਾਰੀ ਦੁਨੀਆ ਰੁੱਸ ਜੇ ਕਹਿਣ ਵਾਲੇ ਜੋ ਮਰਜ਼ੀ ਕਹਿੰਦੇ ਰਹਿਣ ਫਿਰ ਆਲਾ ਦੁਆਲਾ ਨਾ ਵੇਖੀਏ ਵੀ ਦੁਨੀਆ ਕੀ ਕਹਿੰਦੀ ਜੇ ਇੱਕ ਵਾਰੀ ਇਸ ਰਾਹ ਤੇ ਤੁਰੀਏ ਫਿਰ ਤੁਰੇ ਚੱਲੀਏ ਭਾਈ ਫਿਰ ਕੋਈ ਜੋ ਮਰਜ਼ੀ ਕਹਿੰਦਾ ਰਵੇ ਜੋ ਮਰਜ਼ੀ ਕੋਈ ਬੋਲਦਾ ਰਵੇ ਸੱਚ ਦੇ ਰਾਹ ਤੇ ਤੁਰੀਏ ਫਿਰ ਇੰਨਾ ਵੀ ਸੱਚ ਨਾ ਬੋਲ ਕੇ ਕੱਲਾ ਰਹਿ ਜਾਏ ਸੁਣੋ ਧਿਆਨ ਨਾਲ ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਗੱਲਾਂ ਰਹਿ ਜੇ ਚਾਰ ਤੂੰ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ ਕਹਿੰਦੇ ਇੰਨੇ ਕਿਤੇ ਰੱਖ ਲੈ ਤੇਰੀ ਅਰਥੀ ਨੂੰ ਮੋਢਾ ਲਾਉਣ ਵਾਲੇ ਰਹਿ ਜਾਣ ਧਿਆਨ ਨਾਲ ਸੁਣਿਓ ਇੰਨਾ ਵੀ ਸੱਚ ਨਾ ਬੋਲ ਕੇ ਕੱਲਾ ਹੀ ਰਹਿ ਜੇ ਪਰ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਚਾਰ ਵੀ ਕੀ ਕਰਾਉਣੇ ਨੇ ਸਾਹਿਬਜ਼ਾਦਿਆਂ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬਾ ਅਜੀਤ ਸਿੰਘ ਜੀ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬਾ ਜੁਝਾਰ ਸਿੰਘ ਜੀ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਜੇ ਸੱਚ ਦੇ ਰਾਹ ਤੇ ਤੁਰੇ ਆ ਤੇ ਫਿਰ ਇਹ ਵੀ ਨਾ ਵੇਖੀਏ ਵੀ ਚਾਰ ਮੋਢਾ ਲਾਣਗੇ ਕਿ ਨਹੀਂ ਲਾਣਗੇ ਫਿਰ ਇਹ ਵੀ ਨਾ ਵੇਖੋ ਬਾਜੇ ਤੁਰੇ ਆ ਤੇ ਫਿਰ ਤੁਰੇ ਚੱਲੀਏ ਫਿਰ ਪਿੱਛੇ ਨਾ ਹਟੀਏ ਇੱਕ ਵਾਰੀ ਜੇ ਇਹ ਰਾਹ ਅਖਤਿਆਰ ਕਰ ਲਿਆ ਜੇ ਫੈਸਲਾ ਲਿਆ ਫਿਰ ਦ੍ਰਿੜਤਾ ਦੇ ਨਾਲ ਦਿਲ ਕੱਢ ਕੇ ਤੁਰੀਏ ਬੜੀ ਦੁਨੀਆ ਨੇ ਬੜਾ ਕੁਝ ਕਹਿਣਾ ਪਰ ਗੁਰਬਾਣੀ ਦੇ ਸੱਚ ਤੇ ਤੁਰਨਾ ਕੱਲ ਵੀ ਬੇਨਤੀ ਕੀਤੀ ਸੀ ਦਲੇਰ ਬੰਦਿਆਂ ਦਾ ਕੰਮ ਹੁੰਦਾ ਹੈ ਸੱਚ ਦਾ ਸਾਹਮਣਾ ਹਰੇਕ ਬੰਦਾ ਨਹੀਂ ਕਰ ਸਕਦਾ ਬੜੀ ਦਲੇਰੀ ਚਾਹੀਦੀ ਹੈ ਬੜਾ ਜਿਗਰਾ ਚਾਹੀਦਾ ਹੈ ਸੱਚ ਦਾ ਸਾਹਮਣਾ ਕਰਨ ਵਾਸਤੇ ਤੇ ਜੇ ਸਤਿਗੁਰੂ ਦੇ ਸਾਹਮਣੇ ਹੋਣਾ ਚਾਹੁੰਦਾ ਹੈ ਨਾ ਜੇ ਪ੍ਰਵਾਨ ਚੜ੍ਹਨਾ ਚਾਹੁੰਦਾ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜਿਹੜਾ ਕਹਿੰਦਾ ਵੀ ਜੀ ਕਰਦਾ ਤੇਰਾ ਵੀ ਪ੍ਰਵਾਨ ਹੋ ਜਾ ਸਨਮੁਖ ਹੋਣ ਦਾ ਮਤਲਬ ਹੈ ਪ੍ਰਵਾਨ ਹੋਣਾ ਪਸੰਦ ਆਉਣਾ ਜੇ ਚਾਹੁੰਦਾ ਹੈ ਵੀ ਗੁਰੂ ਨੂੰ ਮੈਂ ਪਸੰਦ ਆਵਾਂ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਕੀ ਕਰੇ ਫਿਰ ਜਿਉ ਹੋ ਰਹਿ ਗੁਰ ਦਿਲੋਂ ਪਿਆਰ ਕਰੇ ਗੁਰੂ ਦੇ ਨਾਲ ਤੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਿਆਵੇ ਗੁਰ ਕੇ ਚਰਨ ਹਿਰਦੈ ਅੰਤਰ ਆਤਮੈ ਸੰਭਾਲੇ ਗੁਰੂ ਦੇ ਬਚਨਾਂ ਨੂੰ ਅੰਦਰ ਸੰਭਾਲ ਕੇ ਰੱਖੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਸਿੰਘੋ ਬਹਿ ਜਾਓ ਪੰਜ ਪਿਆਰੇ ਅਜੇ ਤੇ ਆਏ ਨਹੀਂ ਮੇਰੇ ਖਿਆਲ ਪਹਿਰੇਦਾਰ ਬਹਿ ਜਾਓ ਸਿੰਘੋ ਸਾਰਿਆਂ ਦਾ ਫਿਰ ਧਿਆਨ ਹਿੱਲਦਾ ਜਦੋਂ ਪੰਜ ਪਿਆਰੇ ਆਉਣਗੇ ਮੈਂ ਆਪੇ ਬੇਨਤੀ ਕਰ ਦਿਆਂਗਾ ਸਟੇਜ ਤੇ ਇੱਧਰ ਧਿਆਨ ਰੱਖਿਓ ਸਿੰਘੋ ਇੱਧਰ ਵੇਖਿਓ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਵੇ ਗੁਰੂ ਦੇ ਚਰਨਾਂ ਨੂੰ ਧਿਆਉਣਾ ਕੀ ਹੁੰਦਾ ਹੁਣ ਚਰਨ ਤੇ ਗੁਰੂ ਗ੍ਰੰਥ ਸਾਹਿਬ ਦੇ ਦਿਸਦੇ ਹੀ ਨਹੀਂ ਧਿਆਈਏ ਕੀ ਸਾਡਾ ਗੁਰੂ ਦੇ ਹੈ ਕਿ ਸ਼ਬਦ ਹੈ ਬੋਲੋ ਤੇ ਚਰਨ ਕਾਦੇ ਹੋਣਗੇ ਸ਼ਬਦ ਦੇ ਹੋਣਗੇ ਦੇ ਥੋੜਾ ਧਿਆਉਣੀ ਹੈ ਫਿਰ ਸ਼ਬਦ ਧਿਆਉਣਾ ਚਰਨਾਂ ਦਾ ਮਤਲਬ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹਿਰਦੈ ਚਰਨ ਕਿਹੜੇ ਸ਼ਬਦ ਸਤਗੁਰ ਕੋ ਨਾਨਕ ਬੰਧਿਓ ਪਾਲ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲੈਣਾ ਗੁਰੂ ਜੀ ਦੇ ਚਰਨ ਨੂੰ ਵਸਾਉਣਾ ਹੀ ਹੁੰਦਾ ਹੈ ਭਾਈ ਗੁਰੂ ਜੀ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਣਾ ਚਰਨ ਨੂੰ ਫੜਨਾ ਹੈ ਗੁਰੂ ਦਾ ਸ਼ਬਦ ਫੜ ਲਿਆ ਲੈ ਯਾਰ ਅੱਜ ਤੋਂ ਬਾਅਦ ਮੈਂ ਨਹੀਂ ਆ ਬਚਨ ਛੱਡਣਾ ਸਮਝ ਲਓ ਗੁਰੂ ਜੀ ਦਾ ਚਰਨ ਘੁੱਟ ਕੇ ਫੜ ਲਿਆ ਚਰਨ ਨਾ ਛਾਡੋ ਸਰੀਰ ਕੱਲ ਜਾਏ ਆਪਾਂ ਗੁਰੂ ਦੇ ਚਰਨਾਂ ਨੂੰ ਘੁੱਟ ਕੇ ਫੜਨਾ ਹੈ ਗੁਰੂ ਦੇ ਚਰਨਾਂ ਨੂੰ ਫੜਨਾ ਕੀ ਹੈ ਗੁਰੂ ਦੇ ਸ਼ਬਦਾਂ ਨੂੰ ਗੁਰੂ ਦੇ ਬਚਨਾਂ ਨੂੰ ਫੜ ਲਓ ਛੱਡਿਓ ਨਾ ਹਿਰਦੇ ਵਿੱਚ ਵਸਾ ਕੇ ਰੱਖਿਓ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਜੇ ਸਨਮੁਖ ਹੋਣਾ ਚਾਹੁੰਦਾ ਹੈ ਆ ਆ ਕਰਨਾ ਪੈਣਾ ਹੈ ਆਪਣਾ ਹੰਕਾਰ ਛੱਡ ਈਗੋ ਛੱਡ ਜ਼ੀਰੋ ਆਈਜ ਹੋ ਜਾ ਤੇ ਗੁਰ ਪ੍ਰਾਇਣ ਹੋ ਜਾ ਗੁਰੂ ਦੇ ਪੱਲੇ ਪੈ ਜਾ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣਾ ਕੋਏ ਗੁਰੂ ਤੋਂ ਬਿਨਾ ਕਿਸੇ ਦੂਜੇ ਤੀਜੇ ਨੂੰ ਨਹੀਂ ਜਾਣਦੇ ਅਸੀਂ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਆ ਧਿਆਨ ਨਾਲ ਸੁਣਿਓ ਸਾਡੇ ਗੁਰੂ ਨੇ ਸੱਚਾ ਗਿਆਨ ਕਰਾਇਆ ਹੈ ਅਸੀਂ ਦੂਜੇ ਤੀਜੇ ਨੂੰ ਨਹੀਂ ਜਾਣਦੇ ਕਿਹੜਾ ਇੱਥੇ ਸਾਨੂੰ ਅਕਲ ਦਿੱਤੀ ਹੈ ਮੇਰੇ ਗੁਰੂ ਨੇ ਸਮਝ ਦਿੱਤੀ ਹੈ ਮੇਰੇ ਗੁਰੂ ਨੇ ਅਸੀਂ ਨਹੀਂ ਦੂਜਾ ਤੀਜਾ ਜਾਣਦੇ ਕੋਈ ਸੱਪਾਂ ਨੂੰ ਮੱਥਾ ਟੇਕ ਕੇ ਕੋਈ ਕਬਰਾਂ ਨੂੰ ਟੇਕ ਕੇ ਕੋਈ ਮੜੀਆਂ ਨੂੰ ਟੇਕਦਾ ਫਿਰੇ ਸਾਡਾ ਕੋਈ ਕੁਝ ਨਹੀਂ ਲੱਗਦਾ ਅਵਰ ਨਾ ਜਾਣਾ ਦੁਆ ਗੁਰ ਬਿਨ ਅਵਰ ਨਾ ਜਾਣਾ ਕੋਏ ਆ ਆ ਬਚਨ ਧਿਆਨ ਚ ਰੱਖਿਓ ਮੇਰਿਓ ਵੀਰੋ ਭਰਾਵੋ ਵੀ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਾ ਜਾਣੇ ਜਿਹੜਾ ਬੰਦਾ ਪ੍ਰਵਾਨ ਹੋਣਾ ਚਾਹੁੰਦਾ ਹੈ ਇਹ ਉਹਦੀ ਗੱਲ ਹੈ ਜਿਹੜਾ ਚਾਹੁੰਦਾ ਮੈਂ ਸਤਿਗੁਰੂ ਨੂੰ ਪਸੰਦ ਆਵਾਂ ਮੈਂ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋਵਾਂ ਉਹ ਫਿਰ ਆਲਾ ਦੁਆਲਾ ਨਾ ਵੇਖੇ ਲੋਕੀ ਕੀ ਕਹਿੰਦੇ ਆ ਕਹਿੰਦੇ ਗੁਰੂ ਤੋਂ ਬਿਨਾ ਹੋਰ ਕਿਸੇ ਵੱਲ ਨਾ ਵੇਖੇ ਗੁਰਬਿਨ ਅਵਰ ਨਾ ਜਾਣਾ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਸਨਮੁਖ ਹੋਏ ਉਹਨੇ ਪ੍ਰਵਾਨ ਹੋ ਜਾਣਾ ਜੀ ਸਨਮੁਖ ਕਿੰਨੂੰ ਮੰਨੀਏ ਜਿਹੜਾ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦਾ ਸਨਮੁਖ ਕਿੰਨੂੰ ਮੰਨੀਏ ਜਿਹੜਾ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਸਨਮੁਖ ਕਿੰਨੂੰ ਮੰਨੀਏ ਜਿਹੜਾ ਗੁਰੂ ਦੇ ਪੱਲੇ ਪੈ ਗਿਆ ਬਸ ਹੋਰ ਨਹੀਂ ਗੁਰੂ ਦਾ ਲੜ ਫੜ ਲਿਆ ਜਿੰਨੇ ਗੁਰੂ ਦਾ ਪੱਲਾ ਫੜ ਲਿਆ ਗੁਰੂ ਦੇ ਮਗਰ ਮਗਰ ਤੁਰਦਾ ਹੈ ਉਹਨੂੰ ਸਨਮੁਖ ਜਾਣੀਏ ਗੁਰੂ ਜੀ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਮੰਨਦਾ ਗੁਰਬਾਣੀ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਮੰਨਦਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਸੁਣਨੀ ਗੁਰਬਾਣੀ ਦੀ ਕਥਾ ਸੁਣਨੀ ਕਿਸੇ ਦੂਜੇ ਤੀਜੇ ਵੱਲ ਵੇਖਣਾ ਵੀ ਨਾ ਜਿਹੜੀ ਬੇਨਤੀ ਕਰਦਾ ਸੀ ਦੂਜਾ ਪਹਿਲਾ ਪਹਿਲਾ ਨੁਕਤਾ ਦਿਮਾਗ 'ਚ ਰੱਖਿਆ ਨਾ ਵੀ ਜਦੋਂ ਆਪਾਂ ਗੁਰੂ ਦੇ ਦਰਬਾਰ 'ਚ ਆਉਣਾ ਇਹ ਸੋਚ ਕੇ ਆਉਣਾ ਮੈਂ ਮੈਂ ਗੇੜਾ ਦੇ ਨਹੀਂ ਚੱਲਿਆ ਮੈਂ ਗੁਰਦੁਆਰੇ ਕੁਝ ਨਾ ਕੁਝ ਸਿੱਖਣ ਚੱਲਿਆ ਇੱਕ ਨੁਕਤਾ ਅਗਲਾ ਨੁਕਤਾ ਜਦੋਂ ਗੁਰੂ ਦੇ ਦਰਬਾਰ ਚ ਆਉਣਾ ਹੈ ਲੀਡਰੀ ਅਮੀਰੀ ਅਹੁਦੇ ਸਾਰਾ ਕੁਝ ਬਾਹਰ ਛੱਡ ਕੇ ਆਉਣਾ ਹੈ ਦੋ ਗੱਲਾਂ ਹੋ ਗਈਆਂ ਤੀਜੀ ਗੱਲ ਜੋ ਗੁਰੂ ਜੀ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਜੋ ਆਪਣੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਮੰਨਣਾ ਸ਼ੁਰੂ ਕਰ ਦਈਏ ਭਾਈ ਇਹ ਸ਼ਬਦ ਹੈ ਪੂਰਾ ਵੇਖੋ ਆਪਾਂ ਪੜ ਲੈਨੇ ਆ ਇੱਕ ਵਾਰ ਸਾਰਾ ਹੀ ਸੁਣ ਲਓ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਗੁਰੂ ਦੀ ਆਗਿਆ ਨੂੰ ਸਹਿ ਜਾ ਗੁਰੂ ਸਾਹਿਬ ਦੇ ਬਚਨਾਂ ਨੂੰ ਸਹਿ ਜਾ ਝੱਲ ਲੈ ਮਨ ਆਪਣਾ ਗੁਰੂ ਨੂੰ ਵੇਚ ਫੇਰ ਵੇਖੀ ਤੇਰੇ ਕਾਰਜ ਰਾਸ ਹੁੰਦੇ ਮਨ ਤੇਰਾ ਸ਼ਾਂਤ ਰਹੇਗਾ ਸਦਾ ਲਈ ਸ਼ਾਂਤ ਲੋ ਆ ਪੂਰਾ ਸੁਣ ਲੋ ਇੱਕ गुर के ग्रह सेवक जो रह गुर की आज्ञा मन में सह ਪੜੋ ਪੜੋ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਾਵੇ ਮਨ ਵਿੱਚ ਸਤ ਗੁਰ ਕੇ ਪਾ ਇਸ ਸੇਵਕ ਕੇ ਕਾਰਜ ਰਾਸੋ ਸੇਵਾ ਕਰਤ ਹੋਏ ਨਹਿ ਕਾਮੀ ਕਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਨੇ ਕਹਿੰਦੇ ਜਿਹਦੇ ਤੇ ਰੱਬ ਕਿਰਪਾ ਕਰਦਾ ਨਾ ਗੁਰੂ ਦੀ ਮੱਤ ਲੈਂਦਾ ਹੀ ਉਹ ਹੈ ਉਹੀ ਸੇਵਕ ਹੈ ਜਿਹੜਾ ਗੁਰੂ ਦੀ ਮੱਤ ਲੈਂਦਾ ਹੈ ਜੀ ਹੁਣ ਇੱਥੇ ਬੜੇ ਬੰਦੇ ਆ ਗੁਰੂ ਦੀ ਮੱਤ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਆ ਵੇਖੋ ਆ ਮਤ ਹੈ ਗੁਰੂ ਦੀ ਕਹਿੰਦੇ ਗੁਰੂ ਦੀ ਮਤ ਲੈਣੀ ਹੈ ਗੁਰੂ ਜੀ ਦੀ ਮਤ ਸਾਡਾ ਭਲਾ ਕਰਦੀ ਏ ਇੱਥੇ ਕੌਣ ਲੈਂਦਾ ਗੁਰੂ ਦੀ ਮਤ ਆ ਸੁਣੋ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਕਰ ਜਾ ਮਨ ਲੋ ਬੋਲ ਕੇ ਗਾ ਦਿਓ ਇੱਕ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਮੇਰੇ ਗੁਰੂ ਜੀ ਸਾਡੇ ਤੇ ਵੀ ਕਿਰਪਾ ਕਰ ਦਿਓ ਮਹਾਰਾਜ ਕਹਿੰਦੇ ਦੁਬਦਾ ਵਿੱਚ ਮੈਂ ਕਦੇ ਨਾ ਪਵਾਂ ਡਬਲ ਮਾਈਂਡਡ ਨਾ ਹੋਵਾਂ ਤੈਨੂੰ ਛੱਡ ਕੇ ਮੈਂ ਪਰਾਏ ਥਾਂ ਤੇ ਕਿਉਂ ਜਾਵਾਂ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਤੇ ਆਪਾਂ ਸਾਰੇ ਬੜੀਆਂ ਮਸਾਣੀਆਂ ਤੇ ਜਾਂਦੇ ਆ ਨਾਲੇ ਕਹਿੰਦੇ ਆ ਮਨ ਵਿੱਚ ਹੈ ਸਤਿਗੁਰ ਕੇ ਪਾਸ ਮੱਥਾ ਟੇਕਣ ਦਾ ਮਤਲਬ ਕੀ ਹੈ ਜੀ ਜਦੋਂ ਆਪਾਂ ਗੁਰਦੁਆਰੇ ਜਾਣਾ ਹੈ ਫਿਰ ਆਪਾਂ ਗੁਰਦੁਆਰੇ ਜਾ ਕੇ ਕੀ ਕਰਦੇ ਆ ਮੱਥਾ ਟੇਕਦੇ ਆ ਮੱਥਾ ਟੇਕਣ ਦਾ ਮਤਲਬ ਕੀ ਹੈ ਵੀ ਅੱਜ ਤੋਂ ਬਾਅਦ ਮੇਰਾ ਸਿਰ ਗੁਰੂ ਦਾ ਹੋ ਗਿਆ ਗੁਰੂ ਦੀ ਮੱਤ ਲੈਣ ਲਈ ਮੈਂ ਅੱਜ ਤੋਂ ਬਾਅਦ ਤਿਆਰ ਹਾਂ ਗੁਰਦੁਆਰੇ ਮੱਥਾ ਟੇਕਣ ਦਾ ਮਤਲਬ ਹੈ ਮੈਂ ਗੁਰੂ ਦੀ ਮੱਤ ਲੈਣ ਲਈ ਤਿਆਰ ਹਾਂ ਹੁਣ ਇੱਥੇ ਸਿਰ ਭੇਟ ਕਰਤਾ ਤੁਸੀਂ ਦੱਸੋ ਜੀ ਜਰਾ ਬੋਲ ਕੇ ਦੱਸੋ ਆ 10 ਰੁਪਏ ਧਰ ਕੇ ਮੁੜ ਕੇ ਚੱਕ ਲੋਗੇ ਇਹ ਤੇ ਨਹੀਂ ਹੁੰਦਾ ਵੀ 10 ਰੁਪਏ ਇੱਥੇ ਰੱਖਦੇ ਇਹੀ 10 ਚੱਕ ਕੇ ਫਿਰ ਕਿਸੇ ਕਬਰ ਤੇ ਰੱਖਦੇ ਉੱਥੋਂ ਚੱਕ ਕੇ ਫਿਰ ਕਿਸੇ ਪੱਥਰ ਤੇ ਰੱਖਦੇ ਉੱਥੋਂ ਚੱਕ ਕੇ ਫਿਰ ਗੁੱਗੇ ਤੇ ਰੱਖਦੇ ਇਦਾਂ ਹੋ ਸਕਦਾ ਹੈ ਸਿਰ ਇੱਕ ਹੈ ਕਿ ਕਈ ਨੇ ਬੋਲੋ ਸਿਰ ਕਈ ਨੇ ਕਿ ਇੱਕ ਫਿਰ ਕਿੱਥੇ ਰੱਖਿਆ ਕਿੱਥੇ ਰੱਖਿਆ ਜੀ ਆਪਾਂ ਸਾਰਿਆਂ ਨੇ ਧੰਨ ਗੁਰੂ ਰੱਖਣਾ ਕਿੱਥੇ ਹੈ ਕਿਹਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਜਿਹੜਾ ਬੰਦਾ ਇੱਥੇ ਵੀ ਸਿਰ ਰੱਖੀ ਜਾਂਦਾ ਉੱਥੇ ਵੀ ਕਿੰਨੇ ਕੁ ਸਿਰ ਚੱਕੀ ਫਿਰਦਾ ਤੂੰ ਕਿਉਂ ਕਮਲੇ ਬਣ ਗਏ ਆਪਾਂ ਇੱਕ ਸਿਰ ਹੈ ਇੱਕ ਦੇ ਅੱਗੇ ਹੀ ਰੱਖਿਆ ਜਾਣਾ ਹੈ ਅਸੀਂ ਫੈਸਲਾ ਕਰ ਲਿਆ ਵੀ ਇਹਨੂੰ ਮੰਨਦੇ ਆ ਇਹਦੇ ਬਚਨ ਹੀ ਪੜਾਂਗੇ ਇਹਦੇ ਹੀ ਸੁਣਾਂਗੇ ਬਾ ਗੁਰਬਾਣੀ ਨੂੰ ਪੜਦੇ ਆ ਲੜਕੀ ਦੇ ਲਾਗੇ ਸੀ ਜੀ ਸਾਨੂੰ ਗੁਰੂ ਗੋਬਿੰਦ ਸਿੰਘ ਕੀ ਕਹਿ ਗਏ ਸੀ ਵੀ ਕਿਹਨੂੰ ਮੰਨਿਓ ਮੈਨੂੰ ਜਰਾ ਕਿ ਜਵਾਬ ਦਿਓ ਕੀ ਕਹਿ ਕੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਖੇੜਾ ਗੁਰੂ ਮਾਨਿਓ ਖੇੜਾ ਗੁਰੂ ਮਾਨਿਓ ਗੁੱਗਾ ਗੁਰੂ ਮਾਨਿਓ ਕਬਰ ਗੁਰੂ ਮਾਨਿਓ ਸਮਾਦ ਗੁਰੂ ਮਾਨਿਓ ਆਏ ਆ ਬਾਕੀ ਕਿੱਥੋਂ ਕੱਢ ਲੈ ਹੁਣ ਜਵਾਬ ਦਿਓ ਅਗਲਾ ਆ ਸੱਚੇ ਸੱਚੇ ਬਚਨ ਕੀ ਗੁੱਗਾ ਸੁਣਾ ਦੂ ਬੋਲੋ ਭੂਤ ਪ੍ਰੇਤ ਬੰਦਾ ਹੈ ਵਿਗੜ ਕੇ ਸੁਧਰ ਕੇ ਬੰਦਾ ਹੀ ਦੇਵਤਾ ਬਣਦਾ ਇਹ ਕਿੰਨੇ ਦੱਸਿਆ ਧੰਨ ਸ਼੍ਰੀ ਗੁਰੂ ਹੋਰ ਕੀ ਦੱਸੂ ਅਕਲ ਮਿਲਦੀ ਆ ਕਿਤੋਂ ਚਾਰ ਇੱਟਾਂ ਰੱਖ ਕੇ ਬੈਠਾ ਕਿਹੜਾ ਕੀ ਸਿੱਖ ਕੇ ਆਇਆ ਉੱਥੋਂ ਇਥੋਂ ਤੇ ਬੜਾ ਕੁਝ ਸਿੱਖਦਾ ਵੀ ਹੈ ਸਮਝਦਾ ਵੀ ਹੈ ਮੇਰੇ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਐ ਤੇ 100% ਸੱਚ ਐ ਯਾਰ ਕਿਹੜਾ ਸਵਾਲ ਐ ਜਿਹਦਾ ਜਵਾਬ ਨਹੀਂ ਦੇ ਸਕਦੇ ਗੁਰੂ ਗ੍ਰੰਥ ਸਾਹਿਬ ਕਿਹੜਾ ਬੰਦਾ ਕਹਿੰਦਾ ਮੈਂ ਰੱਬ ਨੂੰ ਮੰਨਦਾ ਨਹੀਂ ਬਹਿ ਕੇ ਗੱਲ ਕਰੇ ਗੁਰੂ ਗ੍ਰੰਥ ਸਾਹਿਬ ਦਾ ਲੌਜੀਕ ਸੁਣੇ ਦਲੀਲ ਸੁਣੇ ਕੱਲੀ ਕੱਲੀ ਹੈਰਾਨ ਕਰ ਦੇਣਗੇ ਵੀ ਹੱਦ ਹੋ ਗਈ ਯਾਰ ਐਦਾਂ ਦੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਇਹੋ ਜੇ ਬਚਨ ਸੁਣਾਉਂਦੇ ਐ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ ਬਾਣੀ ਨੂੰ ਖੋਜਿਓ ਬਾਣੀ ਨੂੰ ਪੜਿਓ ਲੱਭਿਓ ਖੋਜ ਕਰਿਓ ਖੋਜ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਸ਼ਬਦ ਨੂੰ ਖੋਜਿਓ ਤੁਸੀਂ ਧਾਗਿਆਂ ਵਾਲੇ ਖੋਜਣ ਲੱਗ ਪਏ ਖੋਜਣਾ ਸੀ ਸ਼ਬਦ ਨੂੰ ਫਿਰਨ ਕਿੱਥੇ ਲੱਗ ਪਏ ਕਿਉਂ ਦਰ-ਦਰ ਤੇ ਜਾਣ ਲੱਗ ਪਏ ਤੁਸੀਂ ਫਿਰ ਕਹੋਗੇ ਆ ਪੰਜਾਬ ਦਾ ਹਾਲ ਇਹ ਹੈ ਜੇ ਫਿਰ ਦੋਸ਼ੀ ਕੌਣ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੀ ਮੰਨੀ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਮੰਨੀ ਨਹੀਂ ਕਿੰਨਿਆਂ ਨੇ ਮੰਨੀ ਹੈ ਪਿੰਡਾਂ 'ਚ ਹਿਸਾਬ ਤੇ ਲਾਓ ਹਰੇਕ ਪਿੰਡ ਵਿੱਚ ਕਾਪੀ ਲੈ ਕੇ ਵੇਖ ਲਓ 10 ਬੰਦੇ ਲੱਭਣਗੇ ਜਿਹੜੇ ਕਹਿਣਗੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਜ਼ਿਆਦਾਤਰ ਪਿੰਡ ਉਹ ਐ ਨਾਲੇ ਇੱਥੇ ਨਾਲੇ ਉੱਥੇ ਨਾਲੇ ਉੱਥੇ ਨਾਲੇ ਪਤਾ ਨਹੀਂ ਕਿੰਨੇ ਕ ਸਿਰ ਇਹ ਤਿੱਖਾ ਟੀਕਾ ਲਵਾ ਲੈਣਾ ਚਾਹੀਦਾ ਭਾਵੇਂ ਮੈਨੂੰ ਚਾਰ ਗਾਲਾਂ ਹੀ ਕੱਢ ਲਿਓ ਪਰ ਸੱਚ ਹੀ ਹੋਈ ਹੈ ਆਪ ਸ੍ਰੀ ਅਕਾਲ ਮੈਨੂੰ ਚਾਰ ਗਾਲਾਂ ਕੱਢ ਲਿਓ ਅੱਗੇ ਬਥੇਰੇ ਕੱਢਦੇ ਨੇ ਹੋਰ ਕੱਢ ਲੈਣਗੇ ਕੋਈ ਖਤਰਾ ਨਹੀਂ ਅੱਗੇ ਹੀ ਬਥੇਰੇ ਕੱਢਦੇ ਨੇ ਹੋਰ ਕੱਢ ਲੈਣਗੇ ਪੰਜ ਸੱਤ ਕੋਈ ਡਰ ਨਹੀਂ ਪਰ ਸੱਚ ਇਹ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਜੀ ਸਾਨੂੰ ਇਹਨਾਂ ਨੂੰ ਮੰਨਿਓ ਇਹਨਾਂ ਦਾ ਸ਼ਰੀਕ ਨਾ ਬਣਾਓ ਪਿੰਡ 'ਚ ਕੋਈ ਸਾਡੇ ਬਾਬੇ ਦਾ ਸ਼ਰੀਕ ਨਾ ਬਣਾਓ ਇਹ ਇਹ ਸਾਨੂੰ ਦੇਣ ਲਈ ਆ ਗਿਆਨ ਦੇਣ ਲਈ ਗੁਰੂ ਗੁਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਐ ਸੀਸ ਵਿੱਚ ਰੇਤਾ ਪਵਾਇਆ ਐ ਉਹ ਕਹਿੰਦੇ ਸੀ ਮਲਾਵਟ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਹਾਂਗੀਰ ਬਾਦਸ਼ਾਹ ਕਹਿੰਦਾ ਮਲਾਵਟ ਕਰੋ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਮੈਂ ਸਿੱਖਾਂ ਨੂੰ ਜ਼ਹਿਰ ਨਹੀਂ ਦੇਣੀ ਅੰਮ੍ਰਿਤ ਦੇਣਾ ਅੰਮ੍ਰਿਤ ਸੱਚ ਸੱਚ ਦੇਣਾ ਸੱਚ ਕਹਿੰਦੇ ਤੁਹਾਨੂੰ ਤਵੀ ਤੇ ਭਾਵਾਂਗੇ ਕਹਿੰਦੇ ਬਾਦੋ ਤੁਹਾਨੂੰ ਦੇਗ 'ਚ ਉਬਾਲਾਂਗੇ ਕਹਿੰਦੇ ਉਬਾਲ ਦੋ ਪਰ ਮੈਂ ਆਪਣੇ ਸਿੱਖਾਂ ਨੂੰ ਸਹੀ ਦੇ ਕੇ ਜਾਣਾ ਸਰੂਪ ਸਹੀ ਦੇ ਕੇ ਜਾਣਾ ਮੈਂ ਝੂਠ ਨਹੀਂ ਦੇਣਾ ਸੱਚ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਲੜ ਸਾਨੂੰ ਲਾ ਕੇ ਗਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਸਰੂਪ ਸਾਨੂੰ ਦਿੱਤਾ ਮਲਾਵਟ ਨਹੀਂ ਹੋਣ ਦਿੱਤੀ ਭਾਵੇਂ ਤੱਤੀ ਤਵੀ ਤੇ ਬਹਿਣਾ ਪੈ ਗਿਆ ਐਡੀ ਮਿਹਨਤ ਕਰਕੇ ਆ ਗਿਆਨ ਦਿੱਤਾ ਹੈ ਇੱਕ ਵਾਰੀ ਪੜ੍ਹਨਾ ਸ਼ੁਰੂ ਕਰੋ ਅੱਖਾਂ ਖੁੱਲ ਜਾਣਗੀਆਂ ਯਾਰ ਕਿੰਨਾ ਕੁਝ ਲਿਖਿਆ ਹੈ ਕਿਉਂ ਡਰਦਾ ਸੀ ਜਹਾਂਗੀਰ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਅਕਬਰ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਤੇ ਕੇਸ ਕੀਤਾ ਜਹਾਂਗੀਰ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਕੇਸ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਤੇ ਬੈਨ ਲੱਗੇ ਨਹੀਂ ਲੱਗਿਆ ਇਸ ਬਾਣੀ ਨੂੰ ਅੱਜ ਤੱਕ ਅੱਗਾ ਲਾਉਂਦੇ ਐ ਸਾੜਦੇ ਐ ਬੇਅਦਬੀ ਕਰਦੇ ਐ ਪਤਾ ਕਿਉਂ ਥਾਂ ਥਾਂ ਤੇ ਬੇਅਦਬੀ ਕਰਦੇ ਐ ਇਹ ਤਾਂ ਏਜੰਸੀਆਂ ਕਰ ਰਹੀਆਂ ਕਰਵਾ ਰਹੀਆਂ ਐ ਵੀ ਸਾਡੇ ਵਰਗਿਆਂ ਦੇ ਮਨ ਵਿੱਚ ਡਾਊਟ ਆ ਜੇ ਸਿੱਖਾਂ ਦੇ ਮਨ ਵਿੱਚ ਸ਼ੰਕਾ ਆ ਜੇ ਕੀ ਆਵੇ ਵੀ ਜਿਹੜਾ ਗੁਰੂ ਯਾਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਸਾਨੂੰ ਕੀ ਬਚਾਊ ਇਹ ਸ਼ੰਕਾ ਪੈਦਾ ਹੋ ਜੇ ਸਾਡੇ ਮਨ ਵਿੱਚ ਸਾਡੀ ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਟੁੱਟੇ ਤਾਂ ਕਰਕੇ ਮੇਰੀ ਬੇਨਤੀ ਸੁਣੋ ਭਾਈ ਸਾਨੂੰ ਲੜਕਾ ਦੇ ਲਾ ਕੇ ਗਏ ਐ ਗੁਰੂ ਗ੍ਰੰਥ ਸਾਹਿਬ ਦੇ ਸਾਰਾ ਕੁਝ ਇਹਦੇ ਵਿੱਚ ਐ ਸਾਰੇ ਅੰਮ੍ਰਿਤ ਇਹਦੇ ਵਿੱਚ ਨੇ ਪੀਣੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਰ ਕਿਵੇਂ ਪੀਣਾ ਹੈ ਜੀ ਚਿਮ ਚਿਮ ਵਰਸੈ ਐਦਾਂ ਪੀ ਰਹੇ ਆ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਦੋਂ ਬਾਣੀ ਸੁਣਦੇ ਆ ਫਿਰ ਮਨ ਨੂੰ ਗਿਆਨ ਮਿਲਦਾ ਹੈ ਮਨ ਅੰਮ੍ਰਿਤ ਪੀ ਰਿਹਾ ਹੈ ਮਜ਼ਬੂਤ ਹੋ ਰਿਹਾ ਹੈ ਤਕੜਾ ਹੋ ਰਿਹਾ ਹੈ ਡਰ ਲੈ ਰਿਹਾ ਹੈ ਡਰ ਚੁੱਕੇ ਜਾ ਰਹੇ ਆ ਤੇਰੇ ਡਰ ਖਤਮ ਕੀਤੇ ਜਾ ਰਹੇ ਆ ਭੈ ਦੂਰ ਹੋ ਰਹੇ ਨੇ ਵਕਾਰ ਭੱਜ ਰਹੇ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟ ਰਿਹਾ ਹੈ ਕਿਉਂਕਿ ਮਨ ਮਜ਼ਬੂਤ ਹੋ ਰਿਹਾ ਕਿਉਂ ਵੀ ਕਿਉਂ ਹੋ ਰਿਹਾ ਮਜ਼ਬੂਤ ਕਿਉਂਕਿ ਗੁਰਬਾਣੀ ਦੀਆਂ ਵਿਚਾਰਾਂ ਮਤਲਬ ਅੰਮ੍ਰਿਤ ਛਕ ਰਿਹਾ ਅੰਮ੍ਰਿਤ ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਅੰਮ੍ਰਿਤ ਛਕ ਰਿਹਾ ਮਜ਼ਬੂਤ ਹੁੰਦਾ ਹੈ ਮਨ ਗੁਰਬਾਣੀ ਦੀਆਂ ਵਿਚਾਰਾਂ ਸੁਣ ਸੁਣ ਕੇ ਪਰ ਪ੍ਰੋਬਲਮ ਪਤਾ ਕੀ ਹੈ ਜੀ ਅੱਜ ਸੁਣੋ ਅੱਜ ਹਾਲਾਤ ਇਹ ਹੈ ਪੰਚਮ ਪਾਤਸ਼ਾਹ ਦਾ ਬਚਨ ਹੈ ਸ਼ਬਦ ਹੈ ਲੋ ਇਹ ਸੁਣ ਲੋ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾ ਥਾ ਰਾਰ ਕਰਤ ਝੂਠੀ ਲਗ ਗਾਥਾ ਲੈ ਇਹ ਸ਼ਬਦ ਪੰਚਮ ਪਾਤਸ਼ਾਹ ਦਾ ਹੈ ਸ਼ੁਰੂ ਤੋਂ ਸੁਣਿਓ ਧਿਆਨ ਨਾਲ ਸੁਣਿਓ ਜੀ ਸ਼ਬਦ ਧਿਆਨ ਨਾਲ ਸੁਣਿਓ ਸਾਡੇ ਕੰਮ ਆਉਣ ਵਾਲਾ ਬਚਨ ਹੈ ਇੱਕ ਇੱਕ ਅੱਜ ਦੇ ਹਾਲਾਤਾਂ ਤੇ ਤੁਹਾਨੂੰ ਐ ਲੱਗੂ ਯਾਰ ਜਮਾਂ ਹੀ ਫਿੱਟ ਬੈਂਦਾ ਅੱਜ ਹਾਲਤ ਹੀ ਹੈ ਅੱਜ ਹਾਲਤ ਹੈ ਜਿਹੜਾ ਬੱਚਾ ਰੋਵੇ ਭੈਣ ਆਪ ਹੀ ਖਿਆਲ ਰੱਖੇ ਬੱਚਾ ਰੋਵੇ ਨਾ ਕੋਈ ਦੁੱਧ ਪਾਣੀ ਪਿਆਓ ਬਾਹਰਲੇ ਪਾਸੇ ਲਿਜਾ ਕੇ ਬਸ ਬੱਚੇ ਦੀ ਆਵਾਜ਼ ਸਟੇਜ ਤੱਕ ਨਾ ਆਵੇ ਖਿਆਲ ਰੱਖਿਓ ਭਾਈ ਆ ਧਿਆਨ ਨਾਲ ਸੁਣੋ ਬਚਨ ਕੀਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਦਾ ਕਾਦੇ ਚ ਲਿਖਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੀ ਚਰਨ ਹੈ ਤੇ ਜਦੋਂ ਸ਼ਬਦ ਨੂੰ ਸਮਝੋਗੇ ਚਰਨ ਸ਼ਬਦ ਫੜ ਲਿਆ ਸ਼ਬਦ ਨੂੰ ਮਨ 'ਚ ਵਸਾ ਲਿਆ ਸਮਝ ਲਓ ਗੁਰੂ ਜੀ ਦੇ ਚਰਨਾਂ ਨੂੰ ਫੜ ਲਿਆ ਸ਼ਬਦ ਫਿਰ ਬੇਨਤੀ ਫਿਰ ਜਵਾਬ ਦਿਓ ਗੁਰੂ ਸਾਡਾ ਦੇ ਹੈ ਕਿ ਸ਼ਬਦ ਹੈ ਬੋਲੋ ਅਸੀਂ ਸ਼ਬਦ ਦੇ ਪੁਜਾਰੀ ਆ ਕਿ ਦੇ ਦੇ ਜਦੋਂ ਸ਼ਬਦ ਨਾਲ ਲੈ ਜਾਓਗੇ ਫਿਰ ਕਿੰਨੂੰ ਲੈ ਗਏ ਨਾਲ ਤੁਸੀਂ ਗੁਰੂ ਨੂੰ ਗੁਰੂ ਜੀ ਨਾਲ ਹੀ ਗਏ ਫਿਰ ਗੁਰ ਮੇਰੇ ਸੰਗ ਸਦਾ ਹੈ ਜੇ ਸ਼ਬਦ ਦਿਮਾਗ 'ਚ ਭਾ ਕੇ ਲੈ ਗਏ ਮਤਲਬ ਗੁਰੂ ਜੀ ਤੇਰੀ ਸੁਰਤ ਦੇ ਨਾਲ ਹੀ ਚਲੇ ਗਏ ਸ਼ਬਦ ਗੁਰੂ ਹੈ ਸੁਰਤ ਧੁਨ ਚੇਲਾ ਬਣਾਉਣਾ ਨਾ ਆਪਾਂ ਹੁਣ ਜਦੋਂ ਤੁਸੀਂ ਧਿਆਨ ਨਾਲ ਫੇਰ ਜਵਾਬ ਦਿਓ ਹੁਣ ਫੇਰ ਪੁੱਛਦਾ ਹੈ ਗੁਰੂ ਸਾਡਾ ਦੇਹ ਹੈ ਕਿ ਸ਼ਬਦ ਅਸ਼ੀਰਵਾਦ ਫਿਰ ਕਾਹਦਾ ਦੋ ਹੱਥ ਵਾਲਾ ਅਸ਼ੀਰਵਾਦ ਮਿਲਦਾ ਐ ਹਾਂ ਫੋਟੋ ਵਾਲਾ ਬਾਬਾ ਤੇ ਦੇਈ ਜਾਂਦਾ ਐ ਅਸ਼ੀਰਵਾਦ ਤੂੰ ਸ਼ਰਾਬ ਪੀ ਕੇ ਵੀ ਮੱਥਾ ਟੇਕੀਓ ਤਾਂ ਵੀ ਐਂ ਕਰਕੇ ਬੈਠਾ ਵੀ ਅਸ਼ੀਰਵਾਦ ਹੀ ਐ ਇਦਾਂ ਹੀ ਹੁੰਦਾ ਹੈ ਸ਼ਰਾਬੀ ਵੀ ਭਾਵੇਂ ਚੱਲਿਆ ਜਾਵੇ ਬੰਦਾ ਬਲਾਦਕਾਰੀ ਹੋਵੇ ਐਡੇ ਮਾੜੇ ਕੰਮ ਕਰਨ ਵਾਲਾ ਫੋਟੋ ਅੱਗੇ ਆ ਕੇ ਮੱਥਾ ਟੇਕਦਾ ਹੈ ਤੇ ਫੋਟੋ ਵਾਲੇ ਬਾਬਾ ਜੀ ਇਦਾਂ ਕਰਕੇ ਰੱਖਦੇ ਵੀ ਅਸ਼ੀਰਵਾਦ ਹੀ ਹੈ ਮੇਰਾ ਤੇ ਸਦਾ ਹੀ ਦੇ ਤੇਰੇ ਸਾਡਾ ਗੁਰੂ ਦੇ ਨਹੀਂ ਅਸੀਂ ਸ਼ਬਦ ਦੇ ਪੁਜਾਰੀ ਆ ਦੇ ਦੇ ਨਹੀਂ ਜਦੋਂ ਅਸੀਂ ਦੇ ਨੂੰ ਗੁਰੂ ਨਹੀਂ ਮੰਨਦੇ ਅਸੀਂ ਫੋਟੋ ਨੂੰ ਗੁਰੂ ਕਿੱਥੋਂ ਮੰਨ ਲਾਂਗੇ ਆਖੋ ਸਤਨਾਮ ਵਾਹ ਜਦੋਂ ਅਸੀਂ ਦੇ ਨੂੰ ਗੁਰੂ ਨਹੀਂ ਮੰਨਦੇ ਫਿਰ ਦੇ ਦੀ ਫੋਟੋ ਨੂੰ ਕਿਵੇਂ ਗੁਰੂ ਮੰਨ ਲਾਂਗੇ ਸਿੱਖ ਕੌਮ ਦੇ ਦੀ ਪੁਜਾਰੀ ਨਹੀਂ ਸਿੱਖ ਕੌਮ ਸ਼ਬਦ ਦੀ ਪੁਜਾਰੀ ਹੈ ਆਪਾਂ ਸ਼ਬਦ ਦੇ ਪੁਜਾਰੀ ਆ ਤੇ ਧਿਆਨ ਨਾਲ ਸੁਣੋ ਜਦੋਂ ਤੁਸੀਂ ਐ ਸੁਰਤ ਕਰਕੇ ਸੁਣਦੇ ਹੋ ਜਿਹੜਾ ਬੰਦਾ ਕੁਰਬਾਨੀ ਸੁਣਨੀ ਸ਼ੁਰੂ ਕਰ ਦਿੰਦਾ ਹੈ ਸਮਝ ਲਓ ਉਹ ਗੁਰੂ ਦੇ ਅੱਗੇ ਆਪਣਾ ਸਿਰ ਕਰ ਦਿੰਦਾ ਜੀ ਸਿਰ ਤੇ ਰੱਖ ਦਿਓ ਹੱਥ ਅਸ਼ੀਰਵਾਦ ਜਿਹੜਾ ਸੁਣਨਾ ਸ਼ੁਰੂ ਕਰ ਦਿੰਦਾ ਹੈ ਸਮਝ ਲਓ ਸਿਰ ਅੱਗੇ ਕਰ ਦਿੰਦਾ ਹੈ ਫਿਰ ਜਿਹੜਾ ਕੁਰਬਾਨੀ ਸੁਣਦਾ ਹੈ ਸਮਝਦਾ ਹੈ ਸਮਝ ਲਓ ਸੱਚਾ ਅਸ਼ੀਰਵਾਦ ਪ੍ਰਾਪਤ ਕਰਦਾ ਹੈ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਉਹਨਾਂ ਤੇ ਹੈ ਜਿਹੜੇ ਗੁਰਬਾਣੀ ਜਿਨ੍ਹਾਂ ਨੂੰ ਗੁਰੂ ਮਿਲ ਪਵੇ ਬਾ ਗੁਰਬਾਣੀ ਦਾ ਗਿਆਨ ਜਿਨ੍ਹਾਂ ਨੂੰ ਹੋ ਗਿਆ ਸਮਝ ਲਓ ਸੱਚਾ ਅਸ਼ੀਰਵਾਦ ਮਿਲ ਗਿਆ ਸੱਚਾ ਅਸ਼ੀਰਵਾਦ ਲੈਂਦਾ ਵੀ ਕੋਈ ਕੋਈ ਹੈ ਤੇ ਸੱਚਾ ਅਸ਼ੀਰਵਾਦ ਦਿੰਦਾ ਵੀ ਸੱਚ ਸੁਣਦੇ ਵੀ ਵਿਰਲੇ ਨੇ ਤੇ ਸੱਚ ਸੁਣਾਉਂਦੇ ਵੀ ਆ ਅਸ਼ੀਰਵਾਦ ਦੇਣ ਲੱਗਿਆਂ ਕਿਹੜਾ ਟਾਈਮ ਲੱਗਦਾ ਹੈ ਹੁਣ ਆ ਆਸ਼ੀਰਵਾਦ ਦੇਣਾ ਕਿਹੜਾ ਔਖਾ ਹੈ ਲੈ ਮੇਰੇ ਵਰਗੇ ਨੂੰ ਕਹੋ ਵੀ ਸਾਰਿਆਂ ਨੂੰ ਆਸ਼ੀਰਵਾਦ ਦੇ ਦਿਓ ਬਸ ਐਂ ਕਰ ਦੇਣਾ ਲਓ ਜੀ ਹੋ ਗਿਆ ਆਸ਼ੀਰਵਾਦ ਬਹੁਤ ਆਸ਼ੀਰਵਾਦ ਤੇ ਥੱਲੇ ਬੈਠੇ ਤੁਸੀਂ ਕਹੋਗੇ ਵੀ ਆਹ ਤੇ ਮੌਜ ਲੱਗ ਗਈ ਇੰਨੇ ਨਾਲ ਹੀ ਆਸ਼ੀਰਵਾਦ ਮਿਲ ਗਿਆ ਐ ਹੱਥ ਦੋਵੇਂ ਕਰ ਦੇਣਾ ਲੈ ਇਹਦੇ ਨਾਲ ਕੀ ਹੋ ਜੂ ਸੱਚਾ ਆਸ਼ੀਰਵਾਦ ਕੀ ਹੈ ਸੱਚਾ ਗਿਆਨ ਦੇਣਾ ਸੱਚਾ ਆਸ਼ੀਰਵਾਦ ਗੁਰੂ ਦਿੰਦਾ ਹੈ ਸਾਡੇ ਵਰਗੇ ਆਸ਼ੀਰਵਾਦ ਦੇਣ ਦੀ ਔਕਾਤ ਨਹੀਂ ਰੱਖਦੇ ਗੁਰੂ ਗ੍ਰੰਥ ਸਾਹਿਬ ਸੱਚਾ ਆਸ਼ੀਰਵਾਦ ਦਿੰਦੇ ਐ ਸੱਚਾ ਗਿਆਨ ਕਰਾਉਂਦੇ ਐ ਤੇ ਜਦੋਂ ਤੁਸੀਂ ਸੱਚਾ ਗਿਆਨ ਸੁਣਨ ਲੱਗੇ ਸੱਚਾ ਆਸ਼ੀਰਵਾਦ ਲੈ ਲਿਆ ਤੇ ਜਿਹੜੇ ਐ ਆਸ਼ੀਰਵਾਦ ਦਿੰਦੇ ਨੇ ਉਹਨਾਂ ਦੀ ਬਾਬਤ ਸੁਣਨਾ ਮੈਂ ਸ਼ਬਦ ਬਾਅਦ ਚ ਸ਼ੁਰੂ ਕਰ ਲੈਣਾ ਆ ਸੁਣਿਓ ਜਰਾ ਦੇਣ ਦਵਾਈ ਸੇ ਮਰਹਿ ਜਿਨ ਕੋ ਦੇ ਕੁਲਹਾ ਦਿੰਦੇ ਬਾਬਲੇ ਤੋਂ ਸ਼ੁਰੂ ਕਰ ਲੈਂਦੇ ਵੱਡੇ ਨਲੱਜ ਕਈ ਗੱਦੀਆਂ ਨਹੀਂ ਚਲਾਉਂਦੇ ਵੀ ਇੱਕ ਗੱਦੀ ਤੇ ਬੈਠਾ ਹੁਣ ਦੂਜਾ ਬਾਬਾ ਗੱਦੀ ਤੇ ਆ ਗਿਆ ਹੁਣ ਤੀਜਾ ਬਾਬਾ ਆ ਗਿਆ ਹੁਣ ਉਹਨਾਂ ਦੀ ਬਾਬਤ ਵੇਖਿਓ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਜਿਹੜੇ ਗੱਦੀਆਂ ਨਹੀਂ ਦਿੰਦੇ ਗੱਦੀ ਇੱਥੇ ਕਿੰਨੀਆਂ ਗੱਦੀਆਂ ਨੇ ਸਿੱਖ ਧਰਮ ਵਿੱਚ ਗੱਦੀਆਂ ਗੱਦੀ ਇੱਕ ਹੈ ਕਿ ਕਈ ਨੇ ਬੋਲੋ ਯਾਰ ਗੱਜ ਕੇ ਬੋਲੋ ਇੱਕ ਗੱਦੀ ਹੈ ਕਿਹਦੇ ਕੋਲ ਹੈ ਉਹਦਾ ਮਾਲਕ ਹੈ ਨਾ ਹੁਣ ਕਿਹਦੇ ਕੋਲ ਹੈ ਉਹ ਗੱਦੀ ਆ ਬਾਕੀ ਗੱਦੀਆਂ ਕਿੱਥੋਂ ਆ ਗਈਆਂ ਫਿਰ ਇੱਥੇ ਤੇ ਕਈ ਨੇ ਸਾਡੀ ਕੌਮ ਦਾ ਬੇੜਾ ਕਿਉਂ ਕਰਕਿਆ ਇਸ ਟੌਪਿਕ ਤੇ ਗੱਲ ਕਰੋ ਸਾਡੇ ਪੰਜਾਬ ਦਾ ਆ ਹਾਲ ਕਿਉਂ ਹੋਇਆ ਆ ਨਸ਼ੇ ਕਿਉਂ ਆਏ ਇੱਥੇ ਸੱਪ ਬਾਬੇ ਬਣ ਗਏ ਇੱਥੇ ਕਬਰਾਂ ਨੂੰ ਬਾਬੇ ਦੇਹਾਂ ਨੂੰ ਬਾਬੇ ਦਰਖਤਾਂ ਨੂੰ ਬਾਬੇ ਗੱਦੀਆਂ ਇੱਕ ਨਹੀਂ ਕਿਤੇ ਪਤਾ ਨਹੀਂ ਕਿੰਨੀਆਂ ਸ਼ਰੀਕ ਬਣ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਗੱਦੀਆਂ ਬਰਾਬਰ ਇੱਕ ਗੱਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ ਹੋਰ ਗੱਦੀਆਂ ਕੋਈ ਨਹੀਂ ਇੱਥੇ ਸ਼ਬਦ ਨੂੰ ਹੀ ਗੁਰੂ ਮੰਨਿਆ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਮੈਂ ਵੀ ਇਸੇ ਗੱਦੀ ਦਾ ਸੇਵਾਦਾਰ ਆ ਮੈਂ ਤੇ ਸ਼ਬਦ ਦਾ ਪ੍ਰਚਾਰ ਕਰਦਾ ਗੁਰੂ ਅੰਗਦ ਸਾਹਿਬ ਕਹਿੰਦੇ ਸੀ ਮੈਂ ਸ਼ਬਦ ਦੀ ਗੱਦੀ ਦਾ ਪ੍ਰਚਾਰ ਕਰਦਾ ਜੇ ਸ਼ਬਦ ਕੋਲ ਗੱਦੀ ਨਾ ਹੁੰਦੀ ਤੇ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਆਪ ਬਹਿਣਾ ਸੀ ਕਿੰਨੂ ਭਾਇਆ ਸੀ ਬੋਲੋ ਪ੍ਰਕਾਸ਼ ਕਿਹਦਾ ਕੀਤਾ ਸੀ ਚੌਰ ਕਿਹਦੇ ਤੇ ਕਰਦੇ ਸੀ ਗੁਰੂ ਅਰਜਨ ਦੇਵ ਜੀ ਚੌਰ ਕਿਹਦੇ ਤੇ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਲੜਕੀ ਦੇ ਲਾਤਾ ਇਹ ਗੱਦੀ ਕਾਦੀ ਹੈ ਸ਼ੁਰੂ ਤੋਂ ਲੈ ਕੇ ਇੱਕੋ ਹੀ ਗੱਦੀ ਹੈ ਕਿਹਦੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਕੋਲ ਇਹਨਾਂ ਕੋਲ ਹੀ ਹੈ ਜੀ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਸ਼ਗੱਦੀ ਇਹਨਾਂ ਕੋਲ ਹੈ ਗੁਰੂ ਨਾਨਕ ਨੂੰ ਪੁੱਛਿਆ ਸੀ ਗੁਰੂ ਤੁਹਾਡਾ ਕੌਣ ਹੈ ਕਹਿੰਦੇ ਸ਼ਬਦ ਗੁਰੂ ਤੇ ਗੁਰੂ ਜੀ ਫਿਰ ਤੁਸੀਂ ਕਹਿੰਦੇ ਸੇਵਾਦਾਰ ਆ ਸੀ ਤੇ ਦੇ ਇਹ ਤੇ ਆਪਾਂ ਸ਼ਰਧਾ ਚ ਕਹਿ ਦਿੰਨੇ ਆ ਗੁਰੂ ਉਹ ਆਪ ਗੁਰੂ ਨਹੀਂ ਬਣੇ ਆਖੋ ਸਤਨਾਮ ਸ੍ਰੀ ਵਾਹਿ ਉਹਨਾਂ ਨੇ ਕਿੰਨੂੰ ਗੁਰੂ ਮੰਨਿਆ ਸ਼ਬਦ ਨੂੰ ਸ਼ਬਦ ਨੂੰ ਗੁਰੂ ਮੰਨਿਆ ਆਪਣੇ ਆਪ ਨੂੰ ਗੁਰੂ ਨਹੀਂ ਕਿ ਮੈਨੂੰ ਮੈਂ ਗੁਰੂ ਆ ਉਹ ਤਾਂ ਸ਼ਬਦ ਨੂੰ ਮੰਨਿਆ ਉਹਨਾਂ ਨੇ ਕਨਸੈਂਟਰੇਟ ਕਰੋ ਸ਼ਬਦ ਵੱਲ ਲਓ ਹੁਣ ਆ ਸ਼ਬਦ ਸੁਣ ਲਓ ਜਿਹੜੇ ਐਦਾਂ ਅਸ਼ੀਰਵਾਦ ਦਿੰਦੇ ਨੇ ਉਹਨਾਂ ਬਾਰੇ ਸੁਣ ਲਿਓ ਧਿਆਨ ਨਾਲ ਕੰਨ ਖੋਲ ਕੇ ਧਿਆਨ ਨਾਲ ਸੁਣਿਓ ਪਹਿਲਾਂ ਗੱਲ ਇਹ ਚਲਾਈਏ ਵੀ ਜਿਹੜੇ ਗੱਦੀਆਂ ਦਿੰਦੇ ਐ ਕਹਿੰਦੇ ਬੌਲੇ ਨੇ ਕਮਲੇ ਗੱਦੀਆਂ ਦੇਣ ਵਾਲੇ ਕਮਲੇ ਲੈਣ ਵਾਲੇ ਵੱਡੇ ਬਸ਼ਰਮ ਜਿਹੜੇ ਰੱਬ ਦੇ ਸ਼ਰੀਕ ਬਣ ਕੇ ਬਹਿ ਜ ਬਹਿਣ ਨੂੰ ਮੈਂ ਵੀ ਪਹਿਲਾਂ ਬਾਬਾ ਜੀ ਤੁਸੀਂ ਅਸ਼ੀਰਵਾਦ ਦਿੰਦੇ ਸੀ ਹੁਣ ਕੌਣ ਦਿਆ ਕਰੂ ਮੈਂ ਮੈਂ ਹੁਣ ਅਸ਼ੀਰਵਾਦ ਦਿਆ ਕਰੂ ਪਹਿਲਾਂ ਸਾਡੇ ਬਾਬਾ ਜੀ ਮੱਥਾ ਟਿਕਾਉਂਦੇ ਸੀ ਹੁਣ ਮੈਂ ਟਿਕਾਇਆ ਕਰੂ ਪਹਿਲਾਂ ਬਾਬਾ ਜੀ ਗੱਦੀ ਤੇ ਬਹਿ ਕੇ ਲੋਕਾਂ ਨੂੰ ਭਗਤਾਉਂਦੇ ਸੀ ਹੁਣ ਮੈਂ ਭਗਤਾਇਆ ਕਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਉਹ ਕਿੱਡਾ ਬਸ਼ਰਮ ਬੰਦਾ ਤੂੰ ਕੌਣ ਐ ਭਗਤਾਉਣ ਵਾਲਾ ਸਲਾਹ ਸਾਹ ਚਲਾਵੇ ਰੱਬ ਦਿਲ ਧੜਕਾਵੇ ਰੱਬ ਪੁੱਤ ਦੇਵੇ ਰੱਬ ਫਸਲਾਂ ਪਕਾਵੇ ਰੱਬ ਸੂਰਜ ਚਾੜੇ ਰੱਬ ਪਾਣੀ ਪੈਦਾ ਕਰੇ ਰੱਬ ਧਰਤੀ ਪੈਦਾ ਕਰੇ ਰੱਬ ਉਪਜਾਊ ਸ਼ਕਤੀ ਪੈਦਾ ਕਰੇ ਰੱਬ ਓਏ ਨਲੈਕਾ ਤੂੰ ਕਿੱਥੋਂ ਰੱਬ ਦਾ ਸ਼ਰੀਕ ਬਣ ਕੇ ਅਸ਼ੀਰਵਾਦ ਲੱਗ ਪਿਆ ਦੇਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਓ ਐਡਾ ਵੱਡਾ ਤੂੰ ਚੀਜ਼ ਕੀ ਐ ਅਸ਼ੀਰਵਾਦ ਦੇਣ ਵਾਲਾ ਤੂੰ ਚੀਜ਼ ਕੀ ਹੈ ਰੱਬ ਦੇ ਸਾਹਮਣੇ ਅਸ਼ੀਰਵਾਦ ਦੇਣ ਵਾਲਾ ਤੇਰੀ ਹیثیت ਕੀ ਹੈ ਗੁਰੂ ਗ੍ਰੰਥ ਸਾਹਿਬ ਪੁੱਛਦੇ ਐ ਸਾਡੇ ਵਰਗੇ ਨਲੇਕਾਂ ਨੂੰ ਜਿਹੜੇ ਬਣ ਕੇ ਬਹਿ ਗਏ ਗੁਰੂ ਬਣ ਕੇ ਬਹਿ ਗਏ ਆ ਆ ਬਾਬਾ ਨਹੀਂ ਬਣੇ ਹੀ ਫਿਰਦੇ ਨੇ ਥੁੱਕੂ ਬਣਿਆ ਨਹੀਂ ਹੋਣਾ ਸਮਝ ਗਏ ਉਹ ਜੂੜੀ ਜੀ ਕਰਕੇ ਫਿਰਦਾ ਜਿਹੜਾ ਲਾ ਹੁਣ ਸਮਝ ਗਏ ਥੁੱਕੂ ਕੀ ਬਕਵਾਸ ਕਰਦਾ ਉਹ ਗੁਰੂ ਉਹ ਹੈ ਮੰਨਦੇ ਪਤਾ ਨਹੀਂ ਉਹਨਾਂ ਨੂੰ ਕਿਹੜੇ ਐ ਸ਼ਰਮ ਨਾਲ ਸਾਨੂੰ ਸ਼ਰਮ ਆਉਂਦੀ ਐ ਵੇਖ ਕੇ ਵੀ ਯਾਰ ਆ ਵੀ ਬਾਬਾ ਹੈ ਇਹਨੂੰ ਗੁਰੂ ਕਹਿੰਦੇ ਯਾਰ ਤੁਸੀਂ ਇਹ ਐਦਾਂ ਦੇ ਹੁੰਦੇ ਨੇ ਗੁਰੂ ਸ਼ਰਮ ਨਹੀਂ ਆਉਂਦੀ ਮਰ ਜਾਂਦਾ ਬੰਦਾ ਸ਼ਬ ਧਰਤੀ ਵੇਲ ਨਹੀਂ ਦਿੰਦੀ ਵੀ ਜੇ ਇਹੋ ਜੇ ਬੰਦੇ ਦੇ ਚੇਲੇ ਹੋਈਏ ਮਰ ਜੋਏ ਤੂੰ ਤੇ ਸ਼ਰਮ ਨਾਲ ਹੀ ਬੰਦਾ ਸ਼ਰਮ ਨਾਲ ਹੀ ਮਰ ਜਾਂਦਾ ਯਾਰ ਯਾਦ ਆ ਆ ਬਾਬਾ ਕਿਹੋ ਕਿਹੋ ਜੇ ਪਤਾ ਨਹੀਂ ਬਸ ਨਾ ਹੀ ਗੱਲ ਕਰੀਏ ਚਲੋ ਹੁਣ ਗੱਲ ਸੁਣ ਲਓ ਗੁਰੂ ਜੀ ਦਾ ਵਚਨ ਸੁਣੀਏ ਜੀ ਆਪਾਂ ਇਹਨਾਂ ਤੋਂ ਆਹੀ ਆਸ ਰੱਖਦੇ ਸੀ ਨਿਕਲ ਗਿਆ ਨਾ ਅੰਦਰੋਂ ਕਿੱਦਾਂ ਕਿੱਦਾਂ ਦੇ ਡਾਇਲੋਗ ਕਿੱਥੇ ਆ ਵਚਨ ਕਿੱਥੇ ਇਹਨਾਂ ਦੇ ਡਾਇਲੋਗ ਇਦਾਂ ਦੇ ਆ ਕਿੱਥੇ ਆ ਵਚਨ ਮੁਕਾਬਲਾ ਕਰੇ ਕੋਈ ਇਹਨਾਂ ਦਾ ਆ ਵਚਨ ਸੁਣਾ ਆ ਵੇਖੋ ਗੁਰੂ ਗ੍ਰੰਥ ਸਾਹਿਬ ਬੋਲਦੇ ਸੁਣਿਓ ਪੜੋ ਕੋਲਹਾ ਦਿੰਦੇ ਬਾਬਲੇ ਲੈਂਦੇ ਵੱਡੇ ਨੇ ਲੱਜ ਚੂਹਾ ਖੜਨਾ ਮਾਵਈ ਤਿੱਕਲ ਬੰਨੇ ਛੱਜ ਕਹਿੰਦੇ ਚੂਹਾ ਤੇ ਅੱਗੇ ਹੀ ਨਹੀਂ ਸੀ ਖੱਡ 'ਚ ਵੜਦਾ ਹੁਣ ਡੇਰੇਦਾਰੀ ਦਾ ਕਹਿੰਦੇ ਛੱਜ ਵੱਜ ਗਿਆ ਹੁਣ ਕਿੱਥੇ ਵੜੂਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਬੰਦਾ ਤੇ ਕਹਿੰਦੇ ਪਹਿਲਾਂ ਹੀ ਨਹੀਂ ਸੀ ਮਾਣ ਹੁਣ ਗੱਦੀ ਮਿਲ ਗਈ ਇਹ ਤੇ ਪਹਿਲਾਂ ਹੀ ਫੁਕਰੇ ਬਥੇਰੇ ਸੀ ਗਾਂ ਗੱਦੀਆਂ ਮਿਲ ਗਈਆਂ ਪਹਿਲਾਂ ਹੀ ਨਹੀਂ ਸੀ ਘੱਟ ਹੁਣ ਗੱਦੀ ਮਿਲ ਗਈ ਚੂਹਾ ਖੱਡ ਨਾ ਮਾਵੇ ਚੂਹਾ ਤੇ ਪਹਿਲਾਂ ਹੀ ਖੱਡ 'ਚ ਨਹੀਂ ਸੀ ਵੜਦਾ ਹੁਣ ਚੂਹੇ ਤੇ ਛੱਜ ਵੱਜ ਗਿਆ ਹੁਣ ਕੀ ਏ ਲੋ ਇੱਥੋਂ ਤੱਕ ਸੁਣ ਲਿਆ ਹੁਣ ਅੱਗੇ ਸੁਣਿਓ ਗੱਦੀ ਤੇ ਬਹਿ ਕੇ ਫਿਰ ਕਹਿੰਦੇ ਅਸ਼ੀਰਵਾਦਾਂ ਦਿੰਦੇ ਨੇ ਲੋਕਾਂ ਨੂੰ ਗੱਦੀ ਤੇ ਬਹਿ ਕੇ ਅਸ਼ੀਰਵਾਦਾਂ ਦਿੰਦੇ ਐ ਕਹਿੰਦੇ ਇਹ ਜਿਹੜੇ ਅਸ਼ੀਰਵਾਦਾਂ ਦੇਣ ਵਾਲੇ ਐ ਨਾ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਇਹ ਮਰੀਆਂ ਜ਼ਮੀਰਾਂ ਵਾਲੇ ਨੇ ਜੇ ਜ਼ਮੀਰ ਜਾਗਦੀ ਹੁੰਦੀ ਤੇ ਰੱਬ ਦਾ ਅਸ਼ੀਰਵਾਦ ਮਿਲ ਹੀ ਰਿਹਾ ਹੈ ਮੇਰਿਓ ਵੀਰੋ ਭਾਈਓ ਆ ਦਿਮਾਗ ਨਹੀਂ ਦਿੱਤਾ ਜਿਹੜਾ ਆ ਚੱਲਦਾ ਹੈ ਇਹ ਮੇਰੇ ਰੱਬ ਦਾ ਅਸ਼ੀਰਵਾਦ ਹੈ ਜਿਹੜਾ ਤੁਹਾਨੂੰ ਮਿਲਿਆ ਹੋਇਆ ਇਹਨੂੰ ਖੋਲ ਲਓ ਆਸ਼ੀਰਵਾਦ ਹੀ ਹੈ ਰੱਬ ਦਾ ਆ ਦਿਲ ਮਿਲਿਆ ਆਸ਼ੀਰਵਾਦ ਨਹੀਂ ਆ ਕਿਡਨੀਆਂ ਕਿਵੇਂ ਕਿਵੇਂ ਸਰਕੂਲੇਸ਼ਨ ਚੱਲਦਾ ਹੈ ਕਿ ਡਰ ਰੱਬ ਦਾ ਆਸ਼ੀਰਵਾਦ ਮਿਲਿਆ ਹੋਇਆ ਰੱਬ ਦੀ ਦਾਤ ਹੈ ਤੇ ਤੂੰ ਰੱਬ ਦਾ ਆਸ਼ੀਰਵਾਦ ਲੈ ਕੇ ਰੱਬ ਦਾ ਆਸ਼ਿਕ ਬਣ ਜਾ ਰੱਬ ਦਾ ਪੁਜਾਰੀ ਬਣ ਜਾ ਭਾਈ ਰੱਬ ਦਾ ਆਸ਼ਿਕ ਹੋ ਉਹਦਾ ਆਸ਼ੀਰਵਾਦ ਤੈਨੂੰ ਮਿਲਿਆ ਹੀ ਹੋਇਆ ਕਹਿੰਦੇ ਇਹ ਅੰਦਰੋਂ ਮਰੇ ਹੋਏ ਐ ਇਹ ਮਰੀਆਂ ਜ਼ਮੀਰਾਂ ਵਾਲੇ ਲੋਕ ਨੇ ਜਿਹੜੇ ਅਸ਼ੀਰਵਾਦਾਂ ਦੇਣ ਵਾਲੇ ਨੇ ਦੇਣ ਦਵਾਈ ਸੇ ਮਰਹਿ ਤੇ ਜਿਹੜੇ ਇਹਨਾਂ ਅੱਗੇ ਸਿਰ ਕਰਦੇ ਆ ਲਓ ਜੀ ਅਸ਼ੀਰਵਾਦ ਦੇ ਦਿਓ ਜੀ ਅਸ਼ੀਰਵਾਦ ਕਹਿੰਦੇ ਉਹ ਉਹ ਵੀ ਮਰੀਆਂ ਜ਼ਮੀਰਾਂ ਵਾਲੀ ਹੈ ਲਓ ਹੁਣ ਸੁਣੋ ਦੇਣ ਦਵਾਈ ਸੇ ਮਰਹਿ है जिनको देन से जाहे नानक हुक्म ना जापई किथे जाए समाहे ਧਿਆਨ ਨਾਲ ਸੁਣਿਓ ਕਹਿੰਦੇ ਮੇਰਿਆ ਰੱਬਾ ਕਹਿੰਦੇ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਬੰਦੇ ਗਏ ਕਿੱਧਰ ਨੂੰ ਹੋਣਗੇ ਲੋਕਾਂ ਨੂੰ ਆਸ਼ੀਰਵਾਦ ਦੇ ਕੀ ਬਣਿਆ ਹੋਊ ਇਹੋ ਜਿਹਾ ਦਾ ਮਰਦੇ ਤਾਂ ਸਾਰੇ ਹੀ ਨੇ ਰੱਬ ਦਾ ਸ਼ਰੀਕ ਬਣਦਾ ਜਿਹੜਾ ਬੰਦਾ ਇਹੋ ਜਿਹਾ ਦਾ ਬਣੂ ਕੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਦੇਣ ਦਵਾਈ ਸੇ ਮਰ ਹੈ ਜਿਨ ਕੋ ਦੇਣ ਸੇ ਜਾਏ ਵੇਖੋ ਜਰਾ ਸੋਚ ਕੇ ਅਸ਼ੀਰਵਾਦ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਲੈਣਾ ਸੱਚਾ ਅਸ਼ੀਰਵਾਦ ਹੈ ਸੱਚਾ ਆਸ਼ੀਰਵਾਦ ਕੀ ਹੈ ਜੀ ਸੱਚਾ ਗਿਆਨ ਲੈਣਾ ਸੱਚਾ ਆਸ਼ੀਰਵਾਦ ਲੈਣਾ ਸ਼ੁਰੂ ਕਰ ਦਿਓ ਸਿੱਖੋ ਇੱਕ ਮਹੀਨਾ ਸੱਚਾ ਆਸ਼ੀਰਵਾਦ ਲੈ ਕੇ ਵੇਖੋ ਜ਼ਿੰਦਗੀ ਬਦਲਦੀ ਇੱਕ ਮਹੀਨਾ ਲਓ ਆਸ਼ੀਰਵਾਦ ਰੋਜ਼ ਪੜਿਆ ਕਰੋ ਬਾਣੀ ਰੋਜ਼ ਬਾਣੀ ਪੜਿਆ ਕਰੋ ਗੁਰਮਖੋ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਆ ਕਰੋ ਸੱਚਾ ਆਸ਼ੀਰਵਾਦ ਲਓ ਨੌਜਵਾਨੋ ਸੱਚਾ ਆਸ਼ੀਰਵਾਦ ਲਿਓ ਵੇਖਿਓ ਫਿਰ ਬਣਦਾ ਕੀ ਹੈ ਚਮਕ ਆ ਜਾਏਗੀ ਜ਼ਿੰਦਗੀ ਵਿੱਚ ਨੌਕਰੀ ਮਿਲ ਜਾਏ ਚੜ੍ਹਦੀ ਕਲਾ ਨਹੀਂ ਮਿਲੀ ਤਾਂ ਵੀ ਐ ਰਹੇਗਾ ਯਾਰ ਚੜ੍ਹਦੀ ਕਲਾ ਕੋਈ ਨਹੀਂ ਭੁੱਖੇ ਨਹੀਂ ਮਰਦੇ ਰੋਟੀ ਖਾ ਲਾ ਐ ਰਹੇਗਾ ਸੱਚਾ ਆਸ਼ੀਰਵਾਦ ਲੈ ਸਾਡਾ ਗੁਰੂ ਦੇ ਨਹੀਂ ਸਾਡਾ ਗੁਰੂ ਕੀ ਹੈ ਜੀ ਸ਼ਬਦ ਤੇ ਸ਼ਬਦ ਇੱਥੇ ਇੱਥੇ ਵਸ ਗਿਆ ਜਦੋਂ ਆਸ਼ੀਰਵਾਦ ਮਿਲ ਗਿਆ ਸੱਚਾ ਆਸ਼ੀਰਵਾਦ ਮਿਲ ਗਿਆ ਲਓ ਹੁਣ ਵੇਖਿਓ ਆ ਸੱਚ ਦੀ ਜਿਹੜੀ ਕਥਾ ਹੈ ਜਿਵੇਂ ਹੁਣ ਆਪਾਂ ਆ ਬੇਨਤੀ ਗੁਰਬਾਣੀ ਦੀ ਵਿਚਾਰ ਕੀਤੀ ਹੈ ਅਰਥ ਜਮਾਂ ਹੀ ਸਿੱਧਾ ਹੈ ਸਪਸ਼ਟ ਅਰਥ ਹੈ ਕੋਈ ਡੂੰਗਾ ਨਹੀਂ ਸਿੱਧੀ ਸਮਝ ਆਉਂਦੀ ਹੈ ਹੁਣ ਸਾਰਿਆਂ ਦੇ ਸਮਝ ਆ ਰਹੀ ਹੈ ਭੈਣਾਂ ਨੂੰ ਵੀ ਸਮਝ ਆ ਰਹੀ ਹੈ ਕੋਈ ਬੰਦਾ ਨਹੀਂ ਅਨਪੜ ਵੀ ਕਹਿ ਸਕਦਾ ਵੀ ਮੈਨੂੰ ਸਮਝ ਨਹੀਂ ਆਉਂਦੀ ਸਮਝ ਆ ਰਹੀ ਪਰ ਕਹਿੰਦੇ ਪ੍ਰੋਬਲਮ ਇਹ ਹੈ ਵੀ ਹਰ ਬੰਦਾ ਸੱਚ ਦੀ ਕਥਾ ਨਹੀਂ ਸੁਣਨੀ ਚਾਹੁੰਦਾ ਗੱਪ ਕਹਾਣੀਆਂ ਸੁਣਾਓ ਫਿਰ ਖੁਸ਼ ਹੁੰਦੇ ਆ ਸਾਡੇ ਬਾਬਿਆਂ ਦੀਆਂ ਗੱਪਾਂ ਸੁਣਾਓ ਫਿਰ ਬੜੇ ਖੁਸ਼ ਹੋਣਗੇ ਗੱਪ ਕਹਾਣੀਆਂ ਸੁਣਾ ਕੇ ਲੋਕਾਂ ਨੇ ਦੁਨੀਆ ਨੂੰ ਮਗਰ ਲਾ ਲਿਆ ਆ ਹੀ ਗੱਪਾਂ ਹੀ ਛੱਡੀ ਜਾਂਦੇ ਨੇ ਜੀ ਗੋਰਖ ਦੇ ਕੋਲ ਕਹਿੰਦੇ ਬੁੱਗੇ ਦੀ ਮਾਂ ਗਈ ਬਾਸ਼ਲ ਨਾਂ ਸੀ ਉਹਦਾ ਉਹ ਕਹਿੰਦੇ ਜਾ ਕੇ ਕਹਿੰਦੀ ਹੈ ਜੀ ਮੇਰੇ ਪੁੱਤ ਨਹੀਂ ਤੇ ਗੁੱਗੇ ਨੇ ਗੁੱਗੇ ਦੇ ਪਿਓ ਨੇ ਵਾਹਿਗੁਰੂ ਉਹਨੇ ਗੋਰਖ ਨੇ ਕਹਿੰਦੇ ਭਾਈ ਫਿਰ ਆਪਣੇ ਕੰਨਾਂ ਦੀ ਮੈਲ ਕੱਢ ਕੇ ਦੇ ਦਿੱਤੀ ਫਿਰ ਕੀ ਕੀਤਾ ਕਹਿੰਦੇ ਗੋਲੀ ਵੱਟ ਲਈ ਫਿਰ ਕਹਿੰਦੇ ਖਾ ਲਈ ਕਹਿੰਦੇ ਫਿਰ ਕਹਿੰਦੇ ਗੁੱਗਾ ਜੰਮ ਪਿਆ ਤੇ ਗੁੱਗਾ ਸਨ ਆਫ ਗੋਰਖ ਦੇ ਕੰਨਾਂ ਦੀ ਮੈਲ ਗੁੱਗੇ ਦਾ ਸਨ ਆਫ ਇਹੀ ਲਿਖਣਾ ਪੈਣਾ ਕਿ ਗੁੱਗਾ ਸਨ ਆਫ ਗੋਰਖ ਦੇ ਕੰਨਾਂ ਦੀ ਮੈਲ ਮੈਨੂੰ ਕੋਈ ਮਜ਼ਾਕ ਕਰਨ ਦਾ ਚਾ ਨਹੀਂ ਮੈਂ ਤੇ ਹਲੂਣਾ ਦੇਣਾ ਚਾਹੁੰਦਾ ਵੀ ਬਾਬਾ ਫਤਿਹ ਸਿੰਘ ਨੂੰ ਬਾਬਾ ਕਿਹਾ ਕਰੋ ਯਾਰ ਸੱਪਾਂ ਨੂੰ ਬਾਬੇ ਕਹਿੰਦੇ ਆ ਤੇ ਵੈਸੀ ਸ਼ਰਮ ਜੀ ਆਉਂਦੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਯਾਰ ਵੇਖੋ ਮੂੰਹ ਨਹੀਂ ਭਰਦਾ ਖਿੜਦਾ ਜਾਂ ਨਹੀਂ ਫਤ ਬਾਬਾ ਕਹਿਣ ਦਾ ਕਿੰਨਾ ਨਜ਼ਾਰਾ ਜਿਹਾ ਆਉਂਦਾ ਕਿਹੜੇ ਬਾਬੇ ਉਹ ਨਿਕੜੇ ਬਾਬੇ ਸਾਡੇ ਨਿਕੜੇ ਬਾਬੇ ਨੀਆਂ ਵਿੱਚ ਖੜ ਗਏ ਬਾਬੇ ਆ ਬਾਬੇ ਸਾਡੇ ਚਮਕੌਰ ਦੀ ਗੜੀ ਵਿੱਚ ਲੜ ਗਏ ਬਾਬੇ ਇਹ ਬਾਬੇ ਸਾਡੇ ਇਹਨਾਂ ਨੂੰ ਬਾਬੇ ਅਸੀਂ ਮੱਥੇ ਟੇਕਦੇ ਆ ਚਾਈਨਾ ਵਿੱਚ ਤੁਹਾਡੇ ਬਾਬੇ ਐ ਟੰਗੇ ਪਏ ਹੁੰਦੇ ਨੇ ਸਭ ਤੋਂ ਵੱਧ ਵਿਕਦੇ ਨੇ ਖਾਣ ਸਭ ਤੋਂ ਵੱਧ ਖਾਂਦੇ ਨੇ ਚੀਨੇ ਐ ਟੰਗੇ ਹੁੰਦੇ ਨੇ ਫਿਰ ਉਦੋਂ ਵੀ ਲੰਘਦੇ ਲਾ ਬਾਬਾ ਟੰਗਿਆ ਗਿਆ ਬਾਬਾ ਐ ਕਿਹਾ ਗਿਆ ਐਂ ਕਹੋਗੇ ਵੀ ਆ ਬਾਬਾ ਟੰਗਿਆ ਪਿਆ ਸਾਡੇ ਵਰਗਾ ਚਾਈਨਾ ਚਲਿਆ ਜਾ ਕਿਤੇ ਮੈਂ ਖੁਦ ਚਾਈਨਾ ਗਿਆ ਵੇਖਿਆ ਉੱਤੇ ਸੁਣੀ ਨਹੀਂ ਵੇਖੀ ਗੱਲ ਐ ਵੀ ਇਦਾਂ ਦੁਕਾਨਾਂ ਦੇ ਉੱਤੇ ਚੀਨੇ ਸਭ ਤੋਂ ਵੱਧ ਸੱਪ ਖਾ ਖੁਸ਼ ਹੋ ਕੇ ਖਾਂਦੇ ਆ ਫਿਰ ਸਾਡੀ ਕੋਈ ਪਿੰਡੂ ਮਾਈ ਚਲੀ ਗਈ ਜਿਹੜੀ ਇੱਥੇ ਮੱਥੇ ਟੇਕਦੀ ਏ ਤੇ ਸਾਡੀ ਬੇਬੇ ਨੇ ਫਿਰ ਕਹਿਣੇ ਹਾਂ ਬਾਬਾ ਜੀ ਟੰਗੇ ਪਏ ਐ ਕਹੂ ਵੀ ਬਾਬਾ ਜੀ ਟੰਗੇ ਪਏ ਹਾਏ ਬਾਬਾ ਜੀ ਟੰਗੇ ਪਏ ਲੈ ਦੱਸ ਸ਼ਰਮ ਨਹੀਂ ਆਉਂਦੀ ਯਾਰ ਸਾਨੂੰ ਲੈ ਵੇਖੋ ਆ ਹੱਸਦੇ ਆ ਆਪਾਂ ਸਾਰੇ ਤੇ ਕੰਮ ਆਪਾਂ ਵੀ ਕਰ ਆਪਾਂ ਹੀ ਕਰਦੇ ਆ ਬਗਾਨਾ ਕਰਦਾ ਇੱਥੇ ਪੰਜਾਬ 'ਚ ਬੋਲ ਰਿਹਾ ਬੈਠਾ ਹੋਰ ਕਿਸੇ ਹੋਰ ਕਿਸੇ ਸਟੇਟ 'ਚ ਨਹੀਂ ਪੰਜਾਬ 'ਚ ਆ ਪੰਜਾਬੀ ਨੇ ਮੇਰੇ ਅੱਗੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਕਮਾਲ ਦੀ ਗੱਲ ਨਹੀਂ ਹੱਸਦੇ ਆ ਐਦਾਂ ਹੀ ਹੱਸਦੇ ਨੇ ਲੋਕ ਸਾਨੂੰ ਵੇਖ ਵੇਖ ਕੇ ਜਦੋਂ ਸੱਪਾਂ ਨੂੰ ਮੱਥੇ ਟੇਕਦੇ ਆ ਅਗਲਾ ਕਹਿੰਦਾ ਅਸੀਂ ਤੇ ਖਾਣੇ ਆ ਯਾਰ ਇਹ ਮੱਥੇ ਟੇਕਦੇ ਨੇ ਅਗਲਾ ਹੱਸਦਾ ਸਾਡੇ ਵੇਖ ਕੇ ਕਿਉਂ ਹੱਸੇ ਕੋਈ ਅਸੀਂ ਕੋਈ ਮਜ਼ਾਕ ਆ ਸਾਡਾ ਧਰਮ ਕੋਈ ਮਜ਼ਾਕ ਹੈ ਕਿਉਂ ਹੱਸੇ ਕੋਈ ਮੇਰੇ ਵੱਲ ਵੇਖ ਕੇ ਮੈਂ ਇਦਾਂ ਦੀ ਕਰਤੂਤ ਕਦੇ ਨਹੀਂ ਕਰਨੀ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਇਹਨਾਂ ਬਾਰੇ ਜਿਹੜੀ ਮਰਜ਼ੀ ਗੱਲ ਪੁੱਛ ਲੈ ਤੈਨੂੰ ਜਵਾਬ ਦੇਵਾਂਗਾ ਇਹਨੂੰ ਮੰਨਦਾ ਮੈਂ ਐਦਾਂ ਕਿਹਾ ਕਰੋ ਤਕੜੇ ਹੋ ਕੇ ਕਿਸੇ ਨੂੰ ਨਹੀਂ ਮੰਨਦੇ ਅਸੀਂ ਹੋਰ ਕਿਸੇ ਕਬਰ ਨੂੰ ਕਿਸੇ ਮੜੀ ਨੂੰ ਕਿਸੇ ਜਗ੍ਹਾ ਨਹੀਂ ਜਾਂਦੇ ਅਸੀਂ ਸੱਪ ਨੂੰ ਬਾਬੇ ਕਹਿ ਦਿਆਂਗੇ ਹੱਦ ਹੋ ਗਈ ਇੱਥੇ ਰੱਖੋ ਐ ਸਟਰੋਂਗ ਹੋਵੋ ਪੜ ਲਿਖ ਜਾਓ ਹੁਣ ਅੱਗੇ ਪੜਾਈਆਂ ਕਰੋ ਬੱਚਿਆਂ ਨੂੰ ਕੈਨੇਡਾ ਨੂੰ ਭੇਜੋ ਪੜਨ ਆਸਟ੍ਰੇਲੀਆ ਜਾਓ ਨਿਊਜ਼ੀਲੈਂਡ ਜਾਓ ਅਮਰੀਕਾ ਕੈਨੇਡਾ ਪੜਨ ਜਾਓ ਤਰੱਕੀ ਕਰੋ ਅੱਗੇ ਨੂੰ ਵਧੋ ਜੇ ਸੱਪਾਂ ਨੂੰ ਕਬਰਾਂ ਨੂੰ ਮੱਥੇ ਟੇਕਦੇ ਰਹੇ ਰੁਲ ਗਏ ਅਸੀਂ ਅੱਗੇ ਨੂੰ ਵਧਣ ਦਾ ਰਾਹ ਹੀ ਬੰਦ ਕਰ ਲਏ ਸਾਰੇ ਕਿਸੇ ਨੇ ਨਹੀਂ ਕੀਤੇ ਆਪ ਬੰਦ ਕੀਤੇ ਐ ਗੁਰੂ ਗ੍ਰੰਥ ਸਾਹਿਬ ਦਾ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਅਸੀਂ ਆਪਣੇ ਸਾਰੇ ਰਾਹ ਬੰਦ ਕਰ ਲਏ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਬੰਦ ਕਰਕੇ ਅਸੀਂ ਸਾਰੇ ਰਾਹ ਬੰਦ ਕਰ ਲਏ ਗੁਰੂ ਗ੍ਰੰਥ ਸਾਹਿਬ ਦਾ ਰਾਹ ਖੁੱਲ ਜਾਣ ਦਿਓ ਗੁਰਬਾਣੀ ਦਾ ਗਿਆਨ ਖੁੱਲਣ ਦਿਓ ਸਾਰੇ ਤਰੱਕੀ ਦੇ ਰਾਹ ਖੁੱਲ ਜਾਣਗੇ ਸ੍ਰੀ ਅਕਾਲ ਗੁਰਬਾਣੀ ਦਾ ਗਿਆਨ ਖੁੱਲਣ ਦਿਓ ਸਭ ਤਰੱਕੀ ਦੇ ਰਾਹ ਖੁੱਲ ਜਾਣਗੇ ਕਿਉਂਕਿ ਦਿਮਾਗ ਖੁੱਲ ਜਾਣਗੇ ਪੰਜਾਬੀਆਂ ਦੇ ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਚਾਨਣ ਆ ਗਿਆ ਲੋਕਾਂ ਦੇ ਸਾਹਮਣੇ ਇੰਨੇ ਲੋਕੀ ਮੱਥੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਟੇਕਦੇ ਜਿੰਨੇ ਅੱਜ ਕੱਲ ਖੇੜਿਆਂ ਨੂੰ ਟੇਕਦੇ ਐ ਇੰਨਾ ਮੱਥਾ ਨਾ ਕੋਈ ਪਿਆਰ ਨਾਲ ਪੜਦਾ ਹੈ ਨਾ ਕੋਈ ਪਿਆਰ ਨਾਲ ਸਮਝਦਾ ਹੈ ਦਿਮਾਗ ਡੈੱਡ ਹੋਏ ਪਏ ਐ ਮੇਰੇ ਉਹ ਵੀਰੋ ਭਾਈਓ ਆਪ ਹੀ ਜਗ੍ਹਾ ਬਣਾ ਕੇ ਪੂਜਣ ਲੱਗ ਗਏ ਉਹ ਰੱਬ ਕਿਵੇਂ ਬਣ ਗਿਆ ਉਥੋਂ ਦਾਤਾਂ ਕੀ ਮੰਗਦਾ ਐ ਆ ਦਾਤਾਂ ਇੱਥੇ ਲੈ ਅਕਲ ਲੈਣੀ ਦਾਤ ਲੈਣੀ ਐ ਸਮਝ ਲੈਣੀ ਦਾਤ ਲੈਣੀ ਐ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਸੱਚੀ ਦਾਤ ਲਓ ਇੱਥੇ ਪਵਾਓ ਇੱਥੇ ਇੱਥੇ ਦਿਮਾਗ ਖੋਲੋ ਫਿਰ ਬੇਨਤੀ ਕਰਦਾ ਸਕੂਲਾਂ ਵਿੱਚ ਜਿਹੜਾ ਗਿਆਨ ਮਿਲਦਾ ਝੋਲੀਆਂ 'ਚ ਪੈਂਦਾ ਜੇਬਾਂ 'ਚ ਪੈਂਦਾ ਕਿ ਦਿਮਾਗ 'ਚ ਪੈਂਦਾ ਬੋਲੋ ਤੇ ਗੁਰਦੁਆਰੇ 'ਚੋਂ ਜਿਹੜਾ ਗਿਆਨ ਮਿਲਦਾ ਝੋਲੀਆਂ 'ਚ ਪੈਂਦਾ ਜੇਬਾਂ 'ਚ ਪੈਂਦਾ ਕਿ ਦਿਮਾਗ 'ਚ ਬਸ ਅੱਡੀ ਫਿਰਦੇ ਹੋ ਝੋਲੀਆਂ ਕਰਦੇ ਆ ਆਪਾਂ ਵੀ ਝੋਲੀ ਭਰ ਦੋ ਜੀ ਹੋਰ ਕਹਿ ਦਿਆਂ ਕਰੜੀ ਜੀ ਗੱਲ ਇੱਕ ਸੁਣ ਲਓ ਕਹਿੰਨੇ ਹੀ ਅੱਗੇ ਵੀ ਸੁਣਦੇ ਹੀ ਹੋ ਦੱਸਿਓ ਭਲਾ ਵੀ ਸਿੰਘੋ ਜਵਾਬ ਦਿਓ ਕਾਮਰੇਡਾਂ ਦੇ ਖੇਤ ਵਿੱਚ ਮੀਂਹ ਪੈਂਦਾ ਕਿ ਨਹੀਂ ਪੈਂਦਾ ਜਿਹੜੇ ਕਾਮਰੇਡ ਉਹ ਬੰਦੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਰੱਬ ਨੂੰ 10 ਗਾਲਾਂ ਕੱਢਦੇ ਆ ਸਵੇਰੇ ਉੱਠ ਕੇ ਸੌਣ ਲੱਗਿਆਂ ਵੀ ਗਾਲਾਂ ਕੱਢਦੇ ਆ ਜਵਾਬ ਦਿਓ ਰੱਬ ਨੂੰ ਕਦੇ ਮੰਨਿਆ ਨਹੀਂ ਗੁਰਦੁਆਰੇ ਕਦੇ ਆਏ ਨਹੀਂ ਮੱਥਾ ਟੇਕਿਆ ਨਹੀਂ ਰੋਜ਼ ਗਾਲਾਂ ਕੱਢਦੇ ਆ ਕਿਹੜਾ ਰੱਬ ਅਸੀਂ ਗੁਰਦੁਆਰੇ ਨੂੰ ਨਹੀਂ ਮੰਨਦੇ ਗੁਰਦੁਆਰੇ ਜਾਂਦੇ ਨਹੀਂ ਕੀ ਉਹਨਾਂ ਦੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਬੋਲੋ ਪੈਂਦਾ ਕਿ ਨਹੀਂ ਪੈਂਦਾ ਕੀ ਉਹਨਾਂ ਦੇ ਬੱਚੇ ਨਹੀਂ ਹੁੰਦੇ ਪੁੱਤ ਹੁੰਦੇ ਆ ਕਿ ਨਹੀਂ ਕੀ ਉਹ ਪੜਦੇ ਨੇ ਕਿ ਨਹੀਂ ਪੜਦੇ ਪੜਦੇ ਆ ਇਹ ਤੇ ਸਾਰਾ ਕੁਝ ਉਹਨਾਂ ਨੂੰ ਵੀ ਮਿਲੀ ਜਾਂਦਾ ਹੈ ਤੈਨੂੰ ਕਾਮਰੇਡ ਨੇ ਕਹਿਣਾ ਹੈ ਤੂੰ ਗੁਰਦੁਆਰੇ ਜਾਣਾ ਓਏ ਤੈਨੂੰ ਮਿਲਿਆ ਕੀ ਗੁਰਦੁਆਰੇ ਜਾ ਕੇ ਤੂੰ ਪਤਾ ਕੀ ਕਹੀਂ ਸੁਣਿਓ ਸਿੰਘੋ ਧਿਆਨ ਨਾਲ ਸੁਣਿਓ ਤੂੰ ਨਾ ਐ ਪੁੱਤ ਵਿਖਾਈ ਆ ਵੇਖੋ ਜੀ ਮੈਨੂੰ ਪੁੱਤ ਮਿਲਿਆ ਉਹਨੇ ਕਹਿਣਾ ਮੇਰੇ ਤੇ ਦੋ ਨੇ ਮੈਂ ਤੇ ਜਾਂਦਾ ਹੀ ਨਹੀਂ ਗੁਰਦੁਆਰੇ ਮੈਨੂੰ ਕਿਵੇਂ ਮਿਲ ਗਏ ਤੂੰ ਆਪਣੇ ਘਰ ਕੰਨੀ ਹੱਥ ਕਰਦੀ ਆ ਵੇਖ ਮੇਰੀ ਕੋਠੀ ਆ ਵੇਖ ਉਹਨੇ ਕਹਿਣਾ ਤੇਰੇ 4 ਬੈੱਡਰੂਮ ਨੇ ਮੈਂ 6 ਵਾਲੀ ਬਣਾਈ ਐ ਮੈਂ ਤੇ ਮੰਨਦਾ ਹੀ ਨਹੀਂ ਗੁਰਦੁਆਰੇ ਨੂੰ ਮੈਂ ਤੇ ਜਾਂਦਾ ਹੀ ਨਹੀਂ ਹੁਣ ਬੋਲ ਹੋਰ ਵਿਖਾ ਲੈ ਕੱਢ ਹੋਰ ਵਿਖਾ ਕੀ ਵਿਖਾਏਗਾ ਫਿਰ ਐ ਸੋਚਣ ਲੱਗ ਜੀ ਫਿਰ ਸੋਚ ਕੇ ਜੇ ਫਿਰ ਗਈ ਆ ਵੇਖ ਮੈਂ 2 ਕਿੱਲੇ ਖਰੀਦ ਲੇ ਉਹਨੇ ਕਹਿਣਾ ਮੈਂ ਝਾਰ ਖਰੀਦ ਲੇ ਹੋਰ ਕੱਢ ਫਿਰ ਪਿਆਰਿਆ ਆ ਸੱਚਾ ਗਿਆਨ ਕੱਢ ਕੇ ਵਿਖਾਈ ਉਹਨੂੰ ਕਹੀਂ ਸੱਚਾ ਗਿਆਨ ਹੋ ਗਿਆ ਅਕਲ ਆ ਗਈ ਲਾਸ਼ ਵੀ ਸਾਹਮਣੇ ਪਈ ਸੀ ਉਦਣ ਵੀ ਮੈਂ ਚੜ੍ਹਦੀ ਕਲਾ ਵਿੱਚ ਸੀ ਜਿੱਦਣ ਪਿਓ ਨੂੰ ਮੋਢਾ ਦਿੱਤਾ ਹੈ ਉਦਣ ਨਹੀਂ ਰੋਇਆ ਜਵਾਨ ਪੁੱਤ ਮਰ ਗਿਆ ਤਾਂ ਵੀ ਚੜ੍ਹਦੀ ਕਲਾ ਚ ਰਿਆਂ ਲਿਆ ਹੁਣ ਕਾਮਰੇਡਾ ਹੁਣ ਕੱਢ ਕੇ ਤੇਰੇ ਕੋਲ ਹੈ ਆ ਚੜ੍ਹਦੀ ਕਲਾ ਆ ਹੌਸਲਾ ਹੈ ਆ ਸੱਚਾ ਗਿਆਨ ਤੇਰੇ ਕੋਲ ਹੈ ਇਹ ਮੇਰੇ ਕੋਲ ਹੈ ਕਿੱਥੇ ਹੈ ਇੱਥੇ ਕਿੱਥੋਂ ਮਿਲਿਆ ਗੁਰੂ ਗ੍ਰੰਥ ਸਾਹਿਬ ਤੋਂ ਹਸੂ ਹਸੂ ਕਰਦਾ ਚਿਹਰਾ ਖਿੜਿਆ ਖਿੜਿਆ ਰਹਿਣਾ ਦੁਨੀਆ ਦੀ ਕੋਈ ਤਾਕਤ ਮੈਨੂੰ ਦੁਖੀ ਨਹੀਂ ਕਰ ਸਕਦੀ ਕਿਉਂਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਹੈ ਤੇਰੇ ਕੋਲ ਕਦੇ ਮੱਥੇ ਤੇ ਤਿਉੜੀ ਨਹੀਂ ਪਈ ਖੁਸ਼ ਰਹੀਦਾ ਹਰ ਵੇਲੇ ਇਹ ਵਿਖਾ ਇਹ ਕਿਵੇਂ ਮਿਲਿਆ ਇਹ ਸੱਚਾ ਗਿਆਨ ਹੋਣ ਕਰਕੇ ਇਹ ਇੱਥੇ ਪਵਾਣਾ ਸੀ ਅਕਲ ਸਮਝ ਸੋਚੀ ਅਗਲਾ ਵੇਖਦਾ ਹੀ ਰਹਿ ਜਾਂਦਾ ਆਖੋ ਸਤਨਾਮ ਵਾਹ ਹੱਦ ਹੋ ਗਈ ਇੱਥੇ ਪਵਾਣਾ ਭਾਈ ਇਸ ਕਰਕੇ ਜਦੋਂ ਸ਼ਬਦ ਚੱਲਦਾ ਹੈ ਨਾ ਇੱਥੇ ਇੱਥੇ ਪਵਾਓ ਇੱਥੇ ਲਓ ਜੀ ਸ਼ਬਦ ਦੀ ਪਹਿਲੀ ਪੰਕਤੀ ਤੋਂ ਸ਼ੁਰੂ ਕਰੀਏ ਥੋੜਾ ਜਿਹਾ ਸ਼ਬਦ ਹੈ ਛੋਟਾ ਜਿਹਾ ਹੀ ਹੈ ਪਰ ਧਿਆਨ ਨਾਲ ਸਮਝਿਓ ਇਹਦੀ ਰਹਾਉ ਦੀ ਪੰਕਤੀ ਹੈ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਲੋਕਾਂ ਤੋਂ ਸੱਚ ਦੀ ਕਥਾ ਸੁਣੀ ਨਹੀਂ ਜਾਂਦੀ ਸੱਚ ਦੀ ਕਥਾ ਨਹੀਂ ਸੁਣੀ ਜਾਂਦੀ ਕਹਿੰਦੇ ਸੱਚ ਦੀ ਕਥਾ ਤੇ ਲੋਕਾਂ ਨੇ ਕੀ ਸੁਣਨੀ ਐ ਇਹ ਤੇ ਕਹਿੰਦੇ ਸੱਚ ਦੀ ਕਥਾ ਕਰਨ ਵਾਲਿਆਂ ਨਾਲ ਝਗੜਾ ਕਰਦੇ ਐ ਤੁਸੀਂ ਨਾ ਐ ਕਰਿਓ ਸਿੰਘੋ ਸੁਣਿਓ ਬਈ ਇਧਰ ਅੱਜ ਦੀਵਾਨ ਲੱਗਿਆ ਨਾ ਅੱਜ ਵਾਲੀ ਕੈਸਟ ਲੈ ਜਿਓ ਪਿੰਡ ਦੇ ਗੁਰਦੁਆਰੇ 'ਚ ਸਪੀਕਰ ਚਲਾ ਦਿਓ ਤੁਹਾਡੇ ਨਾਲ ਪਿੰਡ ਦੇ ਕਈ ਬੰਦੇ ਲੜਨ ਆ ਜਾਣਗੇ ਆਖੋ ਸਤਨਾਮ ਹੈ ਕੀ ਇਹ ਸੱਚ ਦੀ ਕਥਾ ਹੈ ਕਾਦੀ ਕਥਾ ਗੁਰਬਾਣੀ ਦੀ ਤੇ ਲੋਕ ਲੜਨ ਆ ਜਾਣਗੇ ਕਹਿਣਗੇ ਬੰਦ ਕਰ ਇਹ ਕੈਸਟ ਲੱਗਣੀ ਨਹੀਂ ਚਾਹੀਦੀ ਇਹ ਸਪੀਕਰ 'ਚ ਨਹੀਂ ਕੈਸਟ ਲੱਗਣੀ ਚਾਹੀਦੀ ਸਾਨੂੰ ਯਾਰ 40 ਸਾਲ ਹੋ ਗਏ ਸਾਡੇ ਬਾਬਾ ਜੀ ਸੱਪ ਬਾਬਾ ਜੀ ਨੇ ਤੂੰ ਹੱਦ ਕਰਤੀ ਆ ਕਿਵੇਂ ਹੈ ਸੱਚ ਹੈ ਪਰ ਸੱਚ ਸੁਣਿਆ ਨਹੀਂ ਜਾਣਾ ਕੱਲ ਵੀ ਗੱਲ ਹੋਈ ਸੀ ਨਾ ਵੀ ਸੱਚ ਦਾ ਸਾਹਮਣਾ ਦਲੇਰ ਮਰਦ ਕਰ ਸਕਦੇ ਆ ਦਲੇਰ ਬੰਦਾ ਬੰਦਾ ਮਤਲਬ ਇੱਥੇ ਬੀਬੀ ਭੈਣ ਭਾਵੇਂ ਕੋਈ ਹੈ ਭੈਣ ਹੋਵੇ ਚਾਹੇ ਵੀਰ ਹੋਵੇ ਦਲੇਰ ਮੁਕਾਬਲਾ ਕਰਦੇ ਆ ਸੱਚ ਹਰੇਕ ਬੰਦਾ ਸੱਚ ਸੱਚ ਦਾ ਸਾਹਮਣਾ ਨਹੀਂ ਕਰ ਸਕਦਾ ਸੱਚ ਦਾ ਸਾਹਮਣਾ ਮਰਦ ਕਰਨਗੇ ਦਲੇਰ ਸੱਚ ਸੁਣ ਕੇ ਕਹਿਣਗੇ ਯਾਰ ਹਾਂ ਗਲਤ ਹੋਇਆ ਸਾਥੋਂ ਗਲਤੀਆਂ ਹੁੰਦੀਆਂ ਅਸੀਂ ਭੁੱਲ ਗਏ ਸੀ ਭਾਈ ਸਾਨੂੰ ਤੇ ਪਤਾ ਹੀ ਨਹੀਂ ਸੀ ਸਾਨੂੰ ਯਾਰ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਦੱਸਿਆ ਨਹੀਂ ਤਾਂ ਕਰਕੇ ਭੁੱਲਾਂ ਹੋ ਗਈਆਂ ਅੱਜ ਤੋਂ ਲੱਗ ਗਿਆ ਪਤਾ ਲਓ ਗੁਰੂ ਜੀ ਅੱਜ ਤੋਂ ਬਾਅਦ ਨਹੀਂ ਪਹਿਲਾਂ ਜੋ ਲੰਘ ਗਿਆ ਲੰਘ ਗਿਆ ਅੱਗੇ ਸਮਝ ਚੱਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਪਿੱਛੇ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ ਪਿੱਛੇ ਜੋ ਬੀਤੀ ਸੋ ਬੀਤੀ ਸੱਚੇ ਪਾਤਸ਼ਾਹ ਹੁਣ ਸਾਡੇ ਤੇ ਕਿਰਪਾ ਹੀ ਰੱਖਿਓ ਹੁਣ ਸਮਝ ਆ ਗਈ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾਵਾਂ ਮਨਾ ਤੁਰਾਂ ਦੇ ਦੁਆਰੇ ਦਾ ਫਕੀਰ ਬਣ ਜਾਵਾਂ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾਵਾਂ ਮਨਾ ਗੁਰਾਂ ਦੇ ਦੁਆਰੇ ਦਾ ਬਣ ਜਾਵਾਂ ਮਨਾ ਗੁਰਾਂ ਦੇ ਪਿਆਰੇ ਦਾ ਗੱਜ ਹੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ ਵਾਲ ਵਿੰਗ ਕੱਟ ਸਤਾਵਾ ਹੋਗੇ ਕੇ ਬਣ ਜਾ ਹੋਗੇ ਪੀਰ ਬਣ ਜਾ ਸਿੱਧਾ ਕੱਟ ਹਾਲ ਵਿੰਗ ਕੱਟ ਸਤੋ ਹੋ ਕੇ ਪੀਰ ਬਣਦਾ ਵਿੰਗ ਕੱਟ ਸਤੋ ਹੋ ਕੇ ਪੀਰ ਬਣਦਾ ਵਿੰਗ ਕੱਟ ਸਤੋ ਹੋ ਕੇ ਤੀਰ ਬਣਦਾ ਮਨਾ ਮੁਰਾਦੇ ਦੁਆਰੇ ਦਾ ਫਕੀਰ ਬਣ ਜਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਵਲ ਵਿੰਗ ਕੱਟ ਸਿੱਧਾ ਹੋ ਕੇ ਤੀਰ ਬਣ ਸਿੱਧਾ ਹੋ ਸਿੱਧਾ ਡੰਡਵਤ ਹੋ ਜਾ ਡੰਡਵਤ ਡੰਡੌਤ ਅਰਥ ਤੇ ਦਾ ਇਹ ਆ ਵੀ ਮਨ ਡੰਡੇ ਵਾਂਗੂ ਸਿੱਧਾ ਕਰ ਲੈ ਇੱਥੇ ਕਈ ਸਿੱਧੇ ਲੰਮਾ ਪੈ ਕੇ ਕਹਿਣਗੇ ਡੰਡੌਤ ਕਰਦੇ ਆ ਕੋ ਸਤਨਾਮ ਸ੍ਰੀ ਵਾਹ ਕਹਿੰਦੇ ਲੰਮਾ ਪੈ ਕੇ ਮੱਥਾ ਕਰ ਟੇਕਦਾ ਕਹਿੰਦੇ ਡੰਡੌਤ ਕਰਦੇ ਆ ਮਨ ਸਿੱਧਾ ਕਰ ਡੰਡੇ ਵਾਂਗੂ ਕਿੰਨਾ ਚਿਰ ਡੰਡੌਤਾਂ ਕਰੇਗਾ ਸਰੀਰ ਬਜ਼ੁਰਗ ਹੋ ਜਾਣਾ ਸਰੀਰ ਬੁੱਢਾ ਹੋ ਜਾਣਾ ਸਦਾ ਨਹੀਂ ਡੰਡੌਤਾਂ ਹੋਣੀਆਂ ਮਨ ਕਰ ਸਿੱਧਾ ਇਹਨੂੰ ਸਿੱਧਾ ਕਰਨ ਦੀ ਲੋੜ ਸੀ ਲਓ ਜੀ ਸਾਡਾ ਹਾਲ ਅਸੀਂ ਗੁਰਬਾਣੀ ਦੀ ਸੱਚ ਦੀ ਕਥਾ ਕਿੱਥੇ ਸੁਣ ਸਕਦੇ ਹਾਂ ਭੈਣਾਂ ਨੂੰ ਬੇਨਤੀ ਹੈ ਵੀ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਉੱਠਣਾ ਨਹੀਂ ਕਿਸੇ ਨੇ ਜਿਹੜੇ ਬਿਲਕੁਲ ਪਿੱਛੇ ਭੈਣਾਂ ਬੈਠੀਆਂ ਬਹਿ ਜਾਓ ਸਾਰੀਆਂ ਥੱਲੇ ਖੜੇ ਨਹੀਂ ਹੋਣਾ ਕਿਸੇ ਨੇ ਸਾਰੀਆਂ ਭੈਣਾਂ ਨੂੰ ਮੇਰੀ ਆਵਾਜ਼ ਸੁਣਦੀ ਹੋ ਸਾਰੀਆਂ ਭੈਣਾਂ ਵੀਰ ਭਰਾ ਸਾਰੇ ਬਹਿ ਜਾਓ ਬਹਿ ਜਾਓ ਬਹਿ ਜਾਓ ਭਾਈ ਬਹਿ ਜਾਓ ਪੰਜ ਪਿਆਰੇ ਸਟੇਜ ਤੇ ਹੀ ਆਉਣਗੇ ਆਪਾਂ ਇੱਥੇ ਹੀ ਦਰਸ਼ਨ ਕਰ ਲਾਂਗੇ ਖੜੇ ਨਹੀਂ ਕਿਸੇ ਨੇ ਹੋਣ ਜਿਹੜੇ ਅੰਮ੍ਰਿਤ ਛੱਕ ਕੇ ਆਏ ਐ ਜਿਹੜੇ ਸਿੰਘ ਸੱਜ ਕੇ ਆਏ ਐ ਜਿਹੜੇ ਗੁਰੂ ਵਾਲੇ ਬਣ ਕੇ ਆਏ ਐ ਉਹਨਾਂ ਨੂੰ ਆਪਾਂ ਵਧਾਈਆਂ ਦਈਏ ਜਿਨ੍ਹਾਂ ਜਿਨ੍ਹਾਂ ਨੇ ਅੱਜ ਗੁਰੂ ਘਰ ਵਿੱਚ ਦਾਖਲਾ ਲਿਆ ਜਿਹੜੇ ਪੁੱਤਰਾਂ ਦੇ ਦਾਨੀ ਦੇ ਪੁੱਤ ਬਣੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੁੱਤਰਾਂ ਦੇ ਦਾਨੀ ਦੇ ਪੁੱਤ ਬਣੇ ਭਾਗਾਂ ਵਾਲੇ ਆ ਉਹ ਦਾਖਲਾ ਲੈ ਕੇ ਆਏ ਆ ਜਿਹੜੇ ਆਓ ਉਹਨਾਂ ਸਾਰਿਆਂ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਅੰਮ੍ਰਿਤ ਛਕ ਕੇ ਆਉਣ ਵਾਲੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਵਧਾਈਆਂ ਵੀ ਦਈਏ ਤੇ ਜੀ ਆਇਆਂ ਕਹੀਏ ਮਹਾਰਾਜ ਸਤਿਗੁਰੂ ਬਾਕੀਆਂ ਤੇ ਵੀ ਮਿਹਰ ਕਰ ਦਿਓ ਜਿਵੇਂ ਇਹਨਾਂ ਤੇ ਕੀਤੀ ਹੈ ਰੰਗ ਚੜ ਜੇ ਨਾਮ ਵਾਲਾ ਘੂੜਾ ਕਿਰਪਾ ਹੋ ਜੇ ਸਾਰਿਆਂ ਲੜਦੇ ਨਾਮ ਵਾਲਾ ਕਿਰਪਾ ਹੋ ਜੇ ਸਾਰਿਆਂ ਤੇ ਹੋ ਰਾਮ ਜੇ ਨਾਮ ਵਾਲਾ ਪੂਰਾ ਕਿਰਪਾ ਹੋ ਜੇ ਸਾਰਿਆਂ ਤੇ ਰਾਮ ਜੇ ਨਾਮ ਵਾਲਾ ਪੂਰਾ ਜੀ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਨਾਮ ਵਾਲਾ ਗੂੜਾ ਨਾਮ ਵਾਲਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਕਰੂੜਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜਦੇ ਨਾਮੂ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਸਾਰੇ ਖੜੇ ਨਹੀਂ ਹੋਣਾ ਕਿਸੇ ਨੇ ਸਭ ਭੈਣਾਂ ਨੂੰ ਬੇਨਤੀ ਹੈ ਜੀ ਸਾਰੇ ਵੀਰ ਬਹਿ ਜਾਓ ਜਿੱਥੇ ਖੜੇ ਹੋ ਇੱਥੇ ਹੀ ਮੱਥਾ ਟੇਕ ਲਓ ਦੂਰੋਂ ਹੀ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਮਰਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਬਹਿ ਜਾਓ ਬਈ ਬਹਿ ਜਾਓ ਪਹਿਰੇਦਾਰ ਵੀਰ ਕਿੱਥੇ ਗਏ ਸਾਰਿਆਂ ਨੂੰ ਭਾ ਦਿਓ ਰਾਹ ਵਿੱਚ ਹੀ ਕਿਰਪਾ ਕਰਕੇ ਭਾ ਦਿਓ ਸਾਰੀਆਂ ਭੈਣਾਂ ਸਾਰੇ ਵੀਰ ਰਾਹ 'ਚ ਹੀ ਬਹਿ ਜਾਓ ਬਈ ਮੱਥਾ ਦੂਰੋਂ ਹੀ ਟੇਕ ਕੇ ਬਹਿ ਜਾਓ ਲਾਓ ਚੌਂਕੜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਜਿਨ੍ਹਾਂ ਨੂੰ ਵਧਾਈ ਹੈ ਸੰਗਿਓ ਨਾ ਸਮਾਗਮ ਦਾ ਚਾਹ ਹੈ 200 ਪ੍ਰਾਨੀ ਗੁਰੂ ਵਾਲੇ ਬਣੇ ਜਿਹੜੇ ਸਾਡੇ ਵੀਰ ਭਰਾ ਭੈਣਾ 200 ਪ੍ਰਾਨੀ ਅੱਜ ਸਿੰਘ ਸਜਿਆ ਹੈ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਨੂੰ ਸਮਾਗਮ ਦਾ ਚਾਹ ਹੈ ਜਿਨ੍ਹਾਂ ਨੂੰ ਲੱਗਦਾ ਗੁਰੂ ਸਾਹਿਬ ਦੀ ਬਾਣੀ ਸੱਚ ਹੈ ਸਾਡੇ ਹਿਰਦੇ ਵਿੱਚ ਵਸਣੀ ਚਾਹੀਦੀ ਹੈ ਇਹ ਪ੍ਰਚਾਰ ਘਰ ਘਰ ਪਹੁੰਚਣਾ ਚਾਹੀਦਾ ਹੈ ਗੁਰਬਾਣੀ ਦਾ ਸੱਚ ਘਰ ਘਰ ਜਾਵੇ ਹਰ ਹਿਰਦਾ ਰੁਸ਼ਨਾਵੇ ਮੇਰ ਹੋਵੇ ਜਿਨ੍ਹਾਂ ਨੂੰ ਚਾਹੇ ਸੰਗਿਓ ਨਾ ਜਦੋਂ ਜਕਾਰੇ ਲੱਗਣ ਬਾਹਾਂ ਦੋਵੇਂ ਸਿੱਧੀਆਂ ਹੀ ਰੱਖਿਓ ਸਿੱਧੀਆਂ ਹੀ ਰੱਖਿਓ ਬਈ ਬੋਲੋ ਰੱਖਿਓ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਰਾਜ ਕਰੇਗਾ ਸਾ ਦੇਖ ਤੇ ਹਾਂ ਬੰਦ ਕੀ ਸ਼ਹੀਦ ਮੂਲ ਤੇ ਨਿਸ਼ਾਨ ਰਹਿ ਵਕਤ ਮਹਾਰਾਜ ਦੇ ਸਜਦੇ ਦੀਵਾਨ ਰਹਿ ਵਕਤ ਮਹਾਰਾਜ ਤੇ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਭਈ ਸਭੇ ਚਲਾਇਓ ਸਭ ਸਿੱਖਨ ਕੋ ਹੁਕਮ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਰਾਜ ਕਰੇਗਾ ਹਾਦਸਾ Father. Lord lives. ਗੁਰੂ ਵਾਲੇ ਬਣੇ ਸਿੰਘ ਸਜੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੇ ਬਣਾ ਲਿਆ ਦਾਖਲਾ ਲਿਆ ਬਹੁਤ ਬਹੁਤ ਬਹੁਤ ਵਧਾਈ ਅਮਰਤ ਛਕ ਕੇ ਆਉਣ ਵਾਲਿਓ ਹੁਣ ਟਿਕਾ ਰੱਖਿਓ ਕਿਉਂਕਿ ਤੁਸੀਂ 6 ਵਜੇ ਦੇ ਅੰਦਰ ਗਏ ਹੁਣ ਥੱਕ ਵੀ ਜਾਂਦੇ ਉੱਥੇ ਪਰ ਹੁਣ ਥੋੜਾ ਚਿਰ ਤੁਸੀਂ ਜਿਹੜੇ ਅਮਰਤ ਛਕ ਕੇ ਵੀ ਆਇਓ ਬਹਿ ਜਿਓ ਥੋੜਾ ਥੋੜੇ ਮਿੰਟ ਸਵਾ 10 ਵੱਜ ਗਏ ਸਵਾ 2 ਘੰਟੇ ਤੋਂ ਉੱਪਰ ਹੋ ਗਿਆ ਆਪਾਂ ਨੂੰ ਸ਼ੁਰੂ ਕੀਤੇ ਆ ਬੜੇ ਟਕਾ ਨਾਲ ਹੁਣ ਤੱਕ ਬੈਠੇ ਰਹੇ ਹੋ ਥੋੜੇ ਜਿਹੇ ਮਿੰਟ ਹੀ ਰਹਿ ਗਏ ਬਸ ਵੱਧ ਤੋਂ ਵੱਧ 15 ਕੁ ਮਿੰਟ ਬਸ ਟਕਾ ਬਣਾ ਲਿਓ ਹਿੱਲਿਓ ਨਾ ਇਦਾਂ ਹੀ ਜੁੜੇ ਰਹਿਣਾ ਆਪਾਂ ਇੱਕ ਇੱਕ ਬਚਨ ਸਮਝਣਾ ਹੈ ਗੁਰੂ ਜੀ ਦਾ ਸੋ ਸੰਗਤ ਜੀ ਕੋਈ ਗੱਲ ਤੁਹਾਨੂੰ ਇਦਾਂ ਦੀ ਲੱਗਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਵਾਲੀ ਹੋਵੇ ਬੋਲੋ ਜੀ ਸ਼ਰਧਾ ਗੁਰਬਾਣੀ ਗੁਰਬਾਣੀ ਦੀ ਗੱਲ ਕਰ ਸੁਣਿਓ ਗੁਰਬਾਣੀ ਤੇ ਸ਼ਰਧਾ ਵੱਧ ਰਹੀ ਹੈ ਕੱਲ ਦਾ ਦੀਵਾਨ ਵੀ ਸੁਣਿਆ ਅੱਜ ਵੀ ਸੁਣਿਆ ਨੈਟ ਤੇ ਜਿੰਨੇ ਦੀਵਾਨ ਲਾਈਵ ਪਏ ਆ ਪਿਛਲੇ 1 ਸਾਲ ਦੇ 2 ਸਾਲ ਦੇ ਸੁਣੋ ਕੋਈ ਵੀ ਗੱਲ ਤੁਹਾਨੂੰ ਲੱਗਦੀ ਹੈ ਵੀ ਗੁਰਬਾਣੀ ਤੋਂ ਸ਼ਰਧਾ ਵੱਧਦੀ ਹੈ ਕਿ ਘਟਦੀ ਹੈ ਗੁਰਬਾਣੀ ਨਾਲ ਪਿਆਰ ਵੱਧਦਾ ਹੈ ਕਿ ਘਟਦਾ ਹੈ ਤੇ ਅੱਜ ਕੱਲ ਨੈਟ ਤੇ ਰੌਲਾ ਪਾ ਰਹੇ ਨੇ ਕਹਿੰਦੇ ਜੀ ਸ਼ਰਧਾ ਤੋੜ ਰਹੇ ਨੇ ਦੱਸੋ ਰੌਲਾ ਤੇ ਪੈ ਰਿਹਾ ਭਰੇ ਪਏ ਨੇ ਅਖਬਾਰਾਂ 'ਚ ਖਬਰਾਂ ਆ ਰਹੀਆਂ ਨੇ ਕਹਿੰਦੇ ਇਹ ਸ਼ਰਧਾ ਤੋੜਦੇ ਆ ਗੱਪਾਂ ਤੋਂ ਸ਼ਰਧਾ ਜ਼ਰੂਰ ਤੋੜਦੇ ਆ ਪਖੰਡ ਤੋਂ ਸ਼ਰਧਾ ਜ਼ਰੂਰ ਤੋੜਦੇ ਆ ਗਲਤ ਗੱਲਾਂ ਤੋਂ ਸ਼ਰਧਾ ਤੋੜਦੇ ਆ ਸਹੀ ਸ਼ਰਧਾ ਬਣਨੀ ਚਾਹੀਦੀ ਹੈ ਗੱਪ ਕਹਾਣੀਆਂ ਨੂੰ ਤੇ ਕੱਟਣਾ ਹੀ ਪੈਣਾ ਹੈ ਜਿੰਨਾ ਚਿਰ ਕੱਟੋਗੇ ਨਹੀਂ ਉਹਨਾਂ ਚਿਰ ਲੋਕਾਂ ਦਾ ਡਰ ਖਤਮ ਨਹੀਂ ਹੋਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਪ ਕਹਾਣੀਆਂ ਤੇ ਦੱਸੋ ਜੀ ਗੁਰੂ ਦੀ ਹਜ਼ੂਰੀ ਵਿੱਚ ਗੱਪਾਂ ਚਾਹੀਦੀਆਂ ਕਿ ਨਹੀਂ ਨਹੀਂ ਚਾਹੀਦੀਆਂ ਦਰਬਾਰ ਸੱਚਾ ਹੈ ਤੇ ਚਾਹੀਦਾ ਕੀ ਹੈ ਸੱਚ ਸੱਚ ਦੀ ਕਥਾ ਹੋਵੇ ਸੱਚ ਦੀ ਵਿਚਾਰ ਹੋਵੇ ਸ਼ਰਧਾ ਵੱਧ ਰਹੀ ਹੈ ਵੱਧ ਰਹੀ ਹੈ ਇਥੇ ਰੌਲਾ ਪਾ ਰਿਹਾ ਕਹਿੰਦੇ ਜੀ ਸ਼ਰਧਾ ਘਟ ਗਈ ਜੀ ਸ਼ਰਧਾ ਟੁੱਟ ਗਈ ਦਿਨ ਰਾਤ ਨੈਟ ਦੇ ਉੱਤੇ ਗਾਲਾਂ ਕੱਢਦੇ ਆ ਭੈੜੀਆਂ ਭੈੜੀਆਂ ਪੋਸਟਾਂ ਪਾਉਂਦੇ ਆ ਕਹਿੰਦੇ ਜੀ ਗਲਤ ਪ੍ਰਚਾਰ ਕਰਦੇ ਆ ਹੁਣ ਦੀਵਾਨ ਲੱਗਦੇ ਆ ਕਈ ਜਗ੍ਹਾ ਰੋਕਣ ਆਉਂਦੇ ਆ ਕਹਿੰਦੇ ਦੀਵਾਨ ਲੱਗਣ ਨਹੀਂ ਦੇਣੇ ਕਿਉਂ ਕਹਿੰਦੇ ਗਲਤ ਪ੍ਰਚਾਰ ਕਰਦੇ ਆ ਚੰਗੀ ਗੱਲ ਹੈ ਸੰਗਤ ਨੂੰ ਜਾਣ ਦਿਓ ਜੇ ਗਲਤ ਪ੍ਰਚਾਰ ਕਰਨਗੇ ਸੰਗਤ ਆਪੇ ਹੀ ਸਟੇਜ ਤੋਂ ਲਾ ਕੇ ਧੌੜੀ ਲਾ ਦੂ ਆਖੋ ਸਤਨਾਮ ਵਾਹ ਵਧੀਆ ਜੇ ਗਲਤ ਪ੍ਰਚਾਰ ਕਰਨਗੇ ਸੰਗਤ ਕਮਲੀ ਹੈ ਕੋਈ ਸੰਗਤ ਸਿਆਣੀ ਹੈ ਜਿਹੜਾ ਪ੍ਰਚਾਰ ਗਲਤ ਪ੍ਰਚਾਰ ਕਰੂ ਆਪੇ ਸਟੇਜ ਤੋਂ ਖਿੱਚ ਕੇ ਥੱਲੇ ਲਾ ਲੈਣਗੇ ਕਰਨ ਦੋ ਯਾਰ ਤੁਸੀਂ ਕਿਉਂ ਰੋਕਦੇ ਹੋ ਪ੍ਰਚਾਰ ਹੁੰਦਾ ਹੋਣ ਦਿਓ ਜਿਹੜਾ ਗਲਤ ਕਰੂ ਸੰਗਤ ਆਪੇ ਫੜ ਲੈਣਗੇ ਵੀ ਗਲਤ ਹੈ ਗੁਰਬਾਣੀ ਤੋਂ ਤੋੜਦਾ ਸ਼ਰਧਾ ਤੋੜਦਾ ਜਾਣ ਦੋ ਪਰ ਇਹ ਕਹੀ ਜਾਂਦੇ ਆ ਜੀ ਗਲਤ ਪ੍ਰਚਾਰ ਕਰਦੇ ਆ ਕੱਠ ਵਧੀ ਜਾਂਦਾ ਹੈ ਪਖੰਡੀਆਂ ਦੇ ਘਟੀ ਜਾਂਦਾ ਮੈਨੂੰ ਲੱਗਦਾ ਗਲਤ ਇਹ ਕਰਦੇ ਆ ਪਤਾ ਤੇ ਲੱਗਦਾ ਤੇ ਇਦਾਂ ਹੀ ਹੈ ਸੰਗਤ ਨੂੰ ਸਮਝ ਆਉਣ ਲੱਗ ਗਈ ਵੀ ਗੱਪਾਂ ਸੁਣਾਉਂਦੇ ਐ ਲੋਕਾਂ ਨੂੰ ਗੱਪਾਂ ਸੁਣਾਉਂਦੇ ਐ ਸਮਝ ਆਉਣ ਲੱਗ ਗਈ ਵੀ ਗੁਰਬਾਣੀ ਦਾ ਸੱਚ ਐਦਾਂ ਸਮਝਣਾ ਐ ਆ ਹੁਣ ਇੱਥੇ ਨਾ ਸਾਡੇ ਦੀਵਾਨ ਸੀ ਰਸੂਲਪੁਰ ਪਿੰਡ 'ਚ ਇਹ ਤੋਂ ਪਹਿਲਾਂ ਲੱਗ ਕੇ ਹਟੇ ਉਥੋਂ ਦੇ ਕਈ ਬੰਦਿਆਂ ਨੇ ਨਾ ਹੈ ਨੇ ਵਿੱਚ ਉਹ ਸੰਪਰਦਾਵਾਂ ਨਾਲ ਜੁੜੇ ਹੋਏ ਬੰਦੇ ਇਲਾਕੇ 'ਚ ਹੋਣਗੇ ਉਹਨਾਂ ਨੇ ਦਰਖਾਸਤ ਦੇ ਦਿੱਤੀ ਹਾਈ ਕੋਰਟ 'ਚ ਉਹਨਾਂ ਨੇ ਜਾ ਕੇ ਕੇਸ ਕੀਤਾ ਕਹਿੰਦੇ ਦੀਵਾਨ ਅਸੀਂ ਲੱਗਣ ਨਹੀਂ ਦੇਣੇ ਤੇ ਇਹ ਗਲਤ ਪ੍ਰਚਾਰ ਕਰਦੇ ਆ ਗਲਤ ਪ੍ਰਚਾਰ ਕੀ ਕਹਿੰਦੇ ਆ ਕਹਿੰਦੇ ਦਸਮ ਗ੍ਰੰਥ ਦੇ ਵਿਰੁੱਧ ਬੋਲਦੇ ਆ ਮੈਂ ਹੁਣ ਤੱਕ ਦੱਸ ਪੁੱਛਦਾ ਤੁਹਾਡੇ ਤੋਂ ਵੀ ਕੋਈ ਸਬੂਤ ਲਿਆਓ ਮੇਰਾ 18 ਸਾਲਾਂ ਵਿੱਚ 18.5 ਸਾਲ ਵਿੱਚ ਇੱਕ ਵਾਰੀ ਵੀ ਕਿਤੇ ਮੈਂ ਇੱਕ ਲਫ਼ਜ਼ ਵੀ ਬੋਲਿਆ ਹੋਵੇ ਦਸਮ ਗ੍ਰੰਥ ਦੇ ਬਾਰੇ ਇੱਕ ਲਫ਼ਜ਼ ਲਿਆਓ ਉੱਥੇ ਕੀ ਕਹਿੰਦੇ ਆ ਦਸਮ ਗ੍ਰੰਥ ਦੇ ਆ ਸਾਡਾ ਜਦੋਂ ਇਹਨਾਂ ਨੇ ਵੀਰ ਗੋਲੀ ਚਲਾਈ ਹੈ ਜਿੱਦਣ ਮੇਰੇ ਤੇ ਜਿੱਦਣ ਉਹਨਾਂ ਬੰਦਿਆਂ ਨੂੰ ਫੜਿਆ ਗਿਆ ਸੀ ਨਾ ਪਿਛਲੇ ਸਾਲ 17 ਮਈ ਨੂੰ ਉਹਨਾਂ ਨੂੰ ਜਦੋਂ ਪੁੱਛਿਆ ਪੱਤਰਕਾਰਾਂ ਨੇ ਐਂ ਕਰਾਂਗੇ ਅਸੀਂ ਕਿਉਂਕਿ ਇਹ ਕਹਿੰਦੇ ਦਸਮ ਗ੍ਰੰਥ ਦੇ ਵਿਰੁੱਧ ਬੋਲਦੇ ਆ ਲੈ ਦੱਸੋ ਸਬੂਤ ਤੇ ਲਿਆਓ ਕਹਿੰਦੇ ਜੀ ਇਹ ਕਹਿੰਦੇ ਨੇ ਸਰੋਵਰਾਂ ਸਰੋਵਰ ਪੂਰ ਦਿਓ ਸਰੋਵਰਾਂ 'ਚ ਨਹਾਓ ਨਾ ਮੇਰੀ ਰਿਕਾਰਡਿੰਗ ਲਿਆਓ ਜਿੱਥੇ ਮੈਂ ਇਹ ਕਿਹਾ ਹੋਵੇ ਵੀ ਸਰੋਵਰ ਪੂਰ ਦਿਓ ਸਰੋਵਰ ਚਾਹੀਦੇ ਨਹੀਂ ਦੱਸੋ ਕਿੱਥੇ ਰਿਕਾਰਡਿੰਗ ਲਿਆਓ ਕਿਤੇ ਵੀ ਇਹ ਬੋਲਿਆ ਹੋਵੇ ਮੈਂ ਤੇ ਕਿਹਾ ਮੈਂ ਖੁਦ ਵੀ ਨਹਾਉਣਾ ਤੁਸੀਂ ਵੀ ਜਾਣਦੇ ਹੋ ਨਹਾਇਆ ਕਰੋ ਪਾਣੀ ਤੇ ਕਿੰਨੀਆਂ ਭਰ ਭਰ ਲਿਆਉਂਦੇ ਹੋ ਪਾਣੀ ਵੀ ਲੈ ਕੇ ਆਇਆ ਕਰੋ ਇਹ ਕਿਹਾ ਸਪਸ਼ਟ ਪਰ ਪ੍ਰੋਬਲਮ ਇਹ ਹੈ ਇਹ ਬੰਦੇ ਅੱਗ ਲੱਗੀ ਪਈ ਹੈ ਹਰ ਵੇਲੇ ਹੁਣ ਵੇਖੋ ਜਦੋਂ ਆਪਾਂ ਦੀਵਾਨ ਲਾਉਂਦੇ ਹੁੰਦੇ ਸੀ ਤੁਹਾਡੇ ਇਲਾਕੇ 'ਚ ਪਹਿਲਾਂ ਆਪਾਂ ਸਹਿਜ ਪਾਠ ਆਰੰਭ ਕਰਾਉਂਦੇ ਸੀ ਨਹੀਂ ਹੁਣ ਕਰਾਉਨੇ ਆ ਅੱਜ ਇੱਥੇ ਵੀ ਸਹਿਜ ਪਾਠ ਬਾਹਰ ਲਿਖਣਗੇ ਅੱਜ ਇਸ ਗੁਰਦੁਆਰੇ 'ਚ ਅੰਮ੍ਰਿਤ ਸੰਚਾਰ ਹੋਇਆ ਅਗਲੇ ਐਤਵਾਰ ਇੱਕ ਐਤਵਾਰ ਕੱਲ ਨੂੰ ਹੈ ਅਗਲੇ ਐਤਵਾਰ ਇਸੇ ਪਿੰਡ ਵਿੱਚ ਸਹਿਜ ਪਾਠ ਆਰੰਭ ਕਰਾਉਣ ਵਾਲੇ ਵੀਰ ਆਉਣਗੇ ਨਾਲੇ ਪੋਥੀਆਂ ਦੇ ਕੇ ਜਾਣਗੇ ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾਉਣਗੇ ਅੱਜ ਪਰਮੇਸ਼ਰ ਦਵਾਰ 200 220 ਸਹਿਜ ਪਾਠ ਆਰੰਭ ਹੋਏ ਆ ਸਵੇਰੇ ਅਸੀਂ ਕਰਾਏ ਮੈਂ ਦਰਬਾਰ 'ਚ ਗਿਆ ਸੀ 220 ਸਹਿਜ ਪਾਠ ਅਸੀਂ ਆਰੰਭ ਕਰਾਏ ਹੈ ਕਿੰਨੇ ਘਰਾਂ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਣ ਲੱਗ ਪਿਆ 200 ਤੇ 20 ਘਰਾਂ ਦੇ ਵਿੱਚ ਬਾਣੀ ਦਾ ਸਹਿਜ ਪਾਠ ਆਰੰਭ ਹੋ ਗਿਆ ਪੋਥੀਆਂ ਗਈਆਂ ਭੈਣਾ ਭਰਾਵਾਂ ਨੇ ਸਹਿਜ ਪਾਠ ਸ਼ੁਰੂ ਕਰਤੇ ਤੇ ਇਹ ਬੰਦਿਆਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਕੂੜ ਦਾ ਪ੍ਰਚਾਰ ਗਲਤ ਪ੍ਰਚਾਰ ਇਹ ਝੂਠ ਦਾ ਪ੍ਰਚਾਰ ਹੋ ਰਿਹਾ ਦੇਖੋ ਤੇ ਸਹੀ ਤੁਸੀਂ ਇਹ ਗੁਰਬਾਣੀ ਦੇ ਪ੍ਰਚਾਰ ਨੂੰ ਗਲਤ ਪ੍ਰਚਾਰ ਦੱਸਦੇ ਆ ਅੱਛਾ ਰਸੂਲਪੁਰ ਇਹਨਾਂ ਨੇ ਦਰਖਾਸਤ ਦੇਤੀ ਸੁਣਿਓ ਧਿਆਨ ਨਾਲ ਰਸੂਲਪੁਰ ਦਰਖਾਸਤ ਦੇਤੀ ਪ੍ਰਸ਼ਾਸਨ ਵਾਲਿਆਂ ਨਾਲ ਗੱਲਬਾਤ ਹੋਈ ਵੀ ਦੀਵਾਨ ਤੇ ਲੱਗਣੇ ਹੀ ਨੇ ਗਲਤ ਪ੍ਰਚਾਰ ਹੋਏਗਾ ਤੁਸੀਂ ਆ ਕੇ ਭਾਈ ਸੁਣ ਲਿਓ ਜਿਹੜੀ ਗਲਤ ਗੱਲ ਕਰਨਗੇ ਤੁਸੀਂ ਦੱਸ ਦਿਓ ਸੁਣੋ ਸਾਰਾ ਦੀਵਾਨ ਬਹਿ ਕੇ ਸੁਣੋ ਚਲੋ ਜੀ ਪ੍ਰਸ਼ਾਸਨ ਨੇ ਹਾਮੀ ਭਰਤੀ ਘੱਟ ਤੋਂ ਘੱਟ 6-700 ਬੰਦਾ ਪੁਲਿਸ ਦਾ ਲੱਗ ਗਿਆ ਇਹ ਕਹਿੰਦੇ ਸੀ ਦੀਵਾਨ ਲੱਗਣ ਨਹੀਂ ਦੇਣੇ ਰੌਲਾ ਪਾਵਾਂਗੇ ਅਸੀਂ ਗੋਲੀ ਮਾਰ ਦੇਾਂਗੇ ਐ ਕਰ ਦੇਾਂਗੇ ਬੜਾ ਅਖਬਾਰਾਂ ਦੇ ਵਿੱਚ ਵੀ ਆਇਆ ਸੋਸ਼ਲ ਮੀਡੀਆ ਦੇ ਉੱਤੇ ਬੜਾ ਰੌਲਾ ਪਾਇਆ ਧਿਆਨ ਨਾਲ ਸੁਣਿਓ ਬੀਬੀਓ ਬੱਚਿਆਂ ਦਾ ਖਿਆਲ ਰੱਖਿਓ ਮਾੜਾ ਜਿਹਾ ਕੋਈ ਬਾਹਰ ਲੈ ਜਿਓ ਨਾਲ ਦੀ ਨਾਲ ਗੱਲ ਸੁਣਨੇ ਸੁਣ ਲਿਓ ਧਿਆਨ ਨਾਲ ਸੋਸ਼ਲ ਮੀਡੀਆ ਤੇ ਰੌਲਾ ਬੜਾ ਪਾਇਆ ਹੋਇਆ ਸੀ ਕਹਿੰਦੇ ਜੀ ਅਸੀਂ ਦੀਵਾਨ ਲੱਗਣ ਨਹੀਂ ਦੇਣੇ ਹੁਣ ਜਿਹੜੇ ਜੇ ਹੁਣ ਇੱਥੇ ਆਪਾਂ ਨੂੰ ਕੋਈ ਧਮਕੀ ਦੇ ਦੇਵੇ ਇਸ ਪਿੰਡ ਵਾਲਿਆਂ ਨੂੰ ਧਮਕੀ ਦੇ ਦੇ ਵੀ ਦੀਵਾਨ ਲੱਗਣ ਨਹੀਂ ਦੇਣੇ ਪਿੰਡ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਵੀ ਉਹਨਾਂ ਬੰਦਿਆਂ ਨਾਲ ਹਥਿਆਰਾਂ ਨਾਲ ਮੁਕਾਬਲਾ ਕਰਨਾ ਚਾਹੀਦਾ ਫਿਰ ਕੀ ਕਹਿਣਗੇ ਫਿਰ ਕਹਿਣਗੇ ਭਰਾ ਮਾਰੂ ਜੰਗ ਕਰਦੇ ਆ ਭਰਾ ਮਾਰਦੇ ਇਦਾਂ ਹੀ ਕਹਿਣਾ ਫਿਰ ਪਿੰਡ ਵਾਲੇ ਫਿਰ ਕੀ ਕਰਨਗੇ ਜੇ ਕੋਈ ਧਮਕੀ ਦੇ ਦੇਵੇ ਵੀ ਦੀਵਾਨ ਲੱਗਣ ਨਹੀਂ ਦੇਣੇ ਫਿਰ ਕੀ ਕਰਨਗੇ ਪਿੰਡ ਵਾਲੇ ਪਿੰਡ ਵਾਲੇ ਜਾ ਕੇ ਥਾਣੇ ਕਹਿਣਗੇ ਵੀ ਭਾਈ ਪੁਲਿਸ ਪੁਲਿਸ ਲਾ ਦਿਓ ਵੀ ਦੀਵਾਨ ਤੇ ਹੋਣੇ ਚ ਇਦਾਂ ਹੀ ਕਹਿਣਗੇ ਪਿੰਡ ਵਾਲੇ ਇਹੀ ਕਰ ਸਕਦੇ ਆ ਹੋਰ ਕੀ ਕਰ ਸਕਦੇ ਆ ਫਿਰ ਜਾਂ ਤੇ ਲੜਾਈ ਕਰੀਏ ਬੰਦੇ ਮਰਵਾਈਏ ਜਾਂ ਮਾਰੀਏ ਜਾਂ ਤੇ ਇਹ ਕਰ ਸਕਦੇ ਆ ਤੇ ਜਾਂ ਫਿਰ ਆਪਾਂ ਪੁਲਿਸ ਨੂੰ ਦਰਖਾਸਤ ਦੇ ਸਕਦੇ ਆ ਭਾਈ ਕੋਈ 19 ਨਾ ਹੋ ਜੇ ਖਿਆਲ ਰੱਖਿਓ ਉੱਥੇ ਉਹਨਾਂ ਨੇ 6-700 ਬੰਦਾ ਲਾਤਾ ਤੇ 6-700 ਵਿੱਚ ਜਦੋਂ ਆਏ ਪੁਲਿਸ ਵਾਲੇ ਉਹ ਕੱਲੇ-ਕੱਲੇ ਨੂੰ ਚੈੱਕ ਕਰਕੇ ਲਗਾਉਂਦੇ ਸੀ ਜੇ ਕੋਈ ਵੱਡੀ ਸ੍ਰੀ ਸਾਹਿਬ ਲੈ ਕੇ ਆਇਆ ਜਿਵੇਂ ਮੇਰੇ ਹੱਥ 'ਚ ਫੜੀ ਹੈ ਫਿਰ ਉਹ ਕਹਿੰਦੇ ਸੀ ਭਰਾਵਾ ਬਾਹਰ ਰੱਖ ਜਾ ਆ ਤੇ ਗਲ ਵਾਲੀਆਂ ਤੇ ਪਾਈਆਂ ਹੀ ਹੋਈਆਂ ਨੇ ਜਿਹੜੀਆਂ ਆਪਾਂ ਸ੍ਰੀ ਸਾਹਿਬਾ ਪਾ ਕੇ ਰੱਖਦੇ ਆਂ ਵੀ ਆ ਭਾਈ ਤੇਰੇ ਕਰਕੇ ਕੋਈ ਸ਼ਰਾਰਤੀ ਬੰਦਾ ਨਾ ਵਿੱਚ ਆ ਜੇ ਤੇਰੇ ਕੋਲ ਵੱਡਾ ਹਥਿਆਰ ਹੈ ਤੂੰ ਛੋਟੀ ਆ ਪਾਈ ਹੋਈ ਹੈ ਇਹ ਬਾਹਰ ਰੱਖ ਜਾ 10 20 ਬੰਦੇ ਇਦਾਂ ਦੇ ਵੀ ਆਏ ਹੋਣਗੇ ਖੁਸ਼ੀ ਖੁਸ਼ੀ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਭਾਈ ਆਉਂਦੇ ਹੋਏ ਚੱਕ ਲਾਂਗੇ ਸਿਸਟਮ ਹੀ ਇਦਾਂ ਦਾ ਕਿਉਂਕਿ ਅੱਗੇ ਤੇ ਕਦੇ ਇਦਾਂ ਦੀ ਦਿੱਕਤ ਆਈ ਹੋਈ ਨਹੀਂ ਅੱਜ ਤੱਕ ਕਦੇ ਇਦਾਂ ਦੀ ਦਿੱਕਤ ਆਈ ਨਹੀਂ ਆ ਸ੍ਰੀ ਸਾਹਿਬਾਂ ਨਹੀਂ ਲਵਾਈਆਂ ਉਹ 5-7 ਬੰਦਿਆਂ ਦੀਆਂ ਸ੍ਰੀ ਸਾਹਿਬਾਂ ਬਾਹਰ ਰਖਾ ਲੀਆਂ ਉਹਨਾਂ ਵਿੱਚੋਂ ਦੋ ਚਾਰ ਇਦਾਂ ਦੇ ਹੋਣਗੇ ਸਾਡੇ ਕਕਾਰ ਲਵਾਤੇ ਢੱਡਰੀਆਂ ਵਾਲਾ ਨੱਕ ਡੋਬ ਕੇ ਮਰ ਜੇ ਕਕਾਰ ਲਵਾ ਦੇਖੋ ਆ ਰੌਲਾ ਪਾ ਰਹੇ ਤੁਸੀਂ ਰਿਕਾਰਡਿੰਗਾਂ ਸੁਣੋ ਸਾਰਿਆਂ ਨੇ ਕਕਾਰ ਪਾਏ ਹੋਏ ਐ ਉਤੇ ਪ੍ਰਸ਼ਾਸਨ ਪਿੰਡ ਵਾਲਿਆਂ ਦੀ ਮਜਬੂਰੀ ਸੀ ਪਿੰਡ ਵਾਲਿਆਂ ਨੂੰ ਪ੍ਰਸ਼ਾਸਨ ਨੂੰ ਕਹਿਣਾ ਪਿਆ ਤੁਸੀਂ ਯਾਰ ਧੱਕੇ ਨਾਲ ਗੋਲੀਆਂ ਮਾਰਨ ਆਉਂਗੇ ਤੁਸੀਂ ਕਿਰਪਾਨਾਂ ਨਾਲ ਬੰਦੇ ਮਾਰਨ ਆਓਗੇ ਤੇ ਫਿਰ ਤੁਹਾਡੀਆਂ ਕਿਰਪਾਨਾਂ ਬਾਹਰ ਰਖਾਉਣਗੇ ਨਹੀਂ ਫਿਰ ਕਰਨਗੇ ਕੀ ਜਾਂ ਤੇ ਫਿਰ ਤੁਹਾਡੇ ਅੱਗੇ ਗਰਦਨਾ ਕਰ ਦਈਏ ਵੀ ਵੱਢ ਲੋ ਆ ਕੇ ਕਰੀਏ ਕੀ ਜਾਂ ਤੁਹਾਡੇ ਨਾਲ ਲੜੀਏ ਲੜਾਂਗੇ ਫਿਰ ਲੋਕੀ ਕਹਿੰਦੇ ਆ ਜੀ ਭਰਾ ਮਾਰੂ ਜੰਗ ਕਰਦੇ ਆ ਪ੍ਰਚਾਰ ਤੁਸੀਂ ਆਪਣਾ ਕਰੋ ਸਾਨੂੰ ਆਪਣਾ ਕਰਨ ਦਿਓ ਤੇ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਹਾਏ ਕਕਾਰ ਲਵਾਤੇ ਮੈਂ ਕਹਿੰਨਾ ਇੰਨਾ ਝੂਠ ਪਤਾ ਨਹੀਂ ਸਿੱਖੇ ਕਿੱਥੋਂ ਆਏ ਇੰਨਾ ਝੂਠ ਪਤਾ ਨਹੀਂ ਕਿੱਥੋਂ ਇਹ ਬੰਦੇ ਸਿੱਖੇ ਐ ਇੱਕ ਤੋਂ ਇੱਕ ਝੂਠ ਰੋਜ਼ ਬੋਲਦੇ ਐ ਹਰ ਵੇਲੇ ਇਸੇ ਇਹੀ ਛੱਡੇ ਹੋਏ ਬੰਦੇ ਐ ਜਿਹੜੇ ਦਿਨ ਰਾਤ ਵੀ ਇਹ ਜੀ ਗਲਤ ਪ੍ਰਚਾਰ ਕਰਦੇ ਐ ਇਹ ਜੀ ਕਕਾਰ ਲਵਾਉਂਦੇ ਐ ਓਏ ਤੁਸੀਂ ਤੇ ਕਕਾਰਾਂ ਵਾਲੇ ਹੋ ਕਕਾਰ ਪਾਏ ਹੋਏ ਐ ਪਰ ਤੁਹਾਡੇ ਵਰਗੀਆਂ ਭੈੜੀਆਂ ਗਾਲਾਂ ਕੋਈ ਨਹੀਂ ਕੱਢਦਾ ਇਹੋ ਜਿਹਾਂ ਤੇ ਕਕਾਰਾਂ ਤੋਂ ਬਿਨਾਂ ਹੀ ਚੰਗੇ ਆ ਆਖੋ ਸਤਨਾਮ ਆ ਜਿਹੜੀ ਸਿੱਖੀ ਤੁਸੀਂ ਲਈ ਫਿਰਦੇ ਹੋ ਕਕਾਰ ਪਾ ਕੇ ਇਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਗੁਰਬਾਣੀ ਨਾਲ ਜੁੜੇ ਹੋਏ ਸਿੰਘ ਹੋ ਭਾਈ ਗੁਰਬਾਣੀ ਦਾ ਪ੍ਰਚਾਰ ਹੋਣ ਦਿਓ ਵੇਖੋ ਮੈਂ ਰਸੂਲਪੁਰ ਵੀ ਬੇਨਤੀ ਕਰਕੇ ਆਇਆ ਮੈਂ ਆਖਿਆ ਮੈਂ ਚੱਲਿਆ ਮੇਰੇ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਵੀ ਪ੍ਰਚਾਰਕ ਲੈ ਆਓ ਮੇਰਾ ਨਾਮ ਲੈ ਕੇ ਵਿਰੁੱਧ ਬੋਲੇ ਮੇਰਾ ਨਾਮ ਲੈ ਕੇ ਬੋਲੇ ਅਸੀਂ ਕਿਸੇ ਦਾ ਪ੍ਰੋਗਰਾਮ ਰੋਕਣ ਨਹੀਂ ਜਾਂਦੇ ਨਾ ਹੀ ਕੋਈ ਦਰਖਾਸਤ ਦਵਾਂਗੇ ਸਾਨੂੰ ਕੀ ਦਿੱਕਤ ਹੈ ਅਸੀਂ ਆਪਣਾ ਪ੍ਰਚਾਰ ਕੀਤਾ ਹੈ ਕੋਈ ਬੰਦਾ ਆਵੇ ਮੇਰੀਆਂ ਸਾਰੀਆਂ ਗੱਲਾਂ ਕੱਟ ਦਵੇ ਮੇਰੀ ਰਿਕਾਰਡਿੰਗ ਲਾਓ ਕੱਲਾ ਕੱਲਾ ਜਿਹੜੀ ਜਿਹੜੀ ਮੈਂ ਗੱਲ ਬੋਲੀ ਹੈ ਹਰੇਕ ਗੱਲ ਮੇਰੀ ਕੱਟ ਦਵੋ ਮੈਨੂੰ ਕੋਈ ਦਿੱਕਤ ਨਹੀਂ ਸੰਗਤ ਆਪੇ ਫੈਸਲਾ ਕਰ ਲੇਗੀ ਵੀ ਕਿਹੜਾ ਗਲਤ ਹੈ ਤੇ ਕਿਹੜਾ ਠੀਕ ਹੈ ਸਭ ਸਿਆਣੇ ਸਭ ਪਤਾ ਲੱਗ ਸਤਿ ਸ੍ਰੀ ਅਕਾਲ ਪਰ ਅਸੀਂ ਰੋਕੀਏ ਕਿਉਂ ਅਸੀਂ ਕਿਉਂ ਰੋਕੀਏ ਪ੍ਰਚਾਰ ਹੁੰਦਾ ਹੈ ਅਸੀਂ ਕਿਉਂ ਰੋਕੀਏ ਆਪੇ ਸੰਗਤ ਨੂੰ ਫੈਸਲਾ ਕਰਨ ਦਿਓ ਇੱਥੇ ਇੰਡੀਆਂ ਇੰਡੀਆਂ ਗੱਪਾਂ ਸੁਣਾਈਆਂ ਕਿਸੇ ਨੇ ਨਹੀਂ ਵੇਖਿਓ ਆ ਸਾਡੇ ਸਾਨੂੰ ਗਾਲਾਂ ਕੱਢਦੇ ਆ ਨਾ ਪਟਨੇ ਵਾਲੇ ਜਥੇਦਾਰ ਇਕਬਾਲ ਸਿੰਘ ਨੇ ਕਿਹਾ ਚਾਰੇ ਸਾਹਿਬਜ਼ਾਦੇ ਇੱਕ ਕਹਿੰਦੇ ਸਾਹਿਬਜ਼ਾਦਾ ਵਿਸ਼ਨੂੰ ਦਾ ਅਵਤਾਰ ਹੈ ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਹੈ ਬਾਬਾ ਜੁਝਾਰ ਸਿੰਘ ਬਰਮੇ ਦਾ ਅਵਤਾਰ ਹੈ ਬਾਬਾ ਜੋਰਾਵਰ ਸਿੰਘ ਸ਼ਿਵਜੀ ਦਾ ਅਵਤਾਰ ਹੈ ਬਾਬਾ ਫਤਿਹ ਸਿੰਘ ਇੰਦਰ ਦਾ ਅਵਤਾਰ ਹੈ ਉਹ ਇਹੋ ਜਿਹਾ ਨੂੰ ਕੁਛ ਨਹੀਂ ਕਹਿੰਦੇ ਕੋਈ ਜਿੰਨੀਆਂ ਮਰਜ਼ੀ ਗੱਪਾਂ ਸੁਣਾਵੇ ਕੁਛ ਨਹੀਂ ਕਹਿੰਦੇ ਜਦੋਂ ਗੁਰਬਾਣੀ ਦੀ ਕਥਾ ਹੋਵੇ ਫਿਰ ਇਹਨਾਂ ਨੂੰ ਅੱਗ ਲੱਗਦੀ ਹੈ ਵੀ ਪਿਆਰਿਓ ਗੁਰਬਾਣੀ ਦੇ ਵੈਰੀ ਨਾ ਬਣੋ ਗੁਰਬਾਣੀ ਦਾ ਸੱਚ ਲੋਕਾਂ ਸਾਹਮਣੇ ਆਉਣ ਦਿਓ ਸੱਚ ਸਾਹਮਣੇ ਆਏਗਾ ਚਾਨਣ ਹੋਏਗਾ ਸੰਗਤ ਨੇ ਆਪੇ ਫੈਸਲਾ ਕਰ ਲੈਣਾ ਹੈ ਪਰ ਪ੍ਰੋਬਲਮ ਕੀ ਹੈ ਝੂਠੀਆਂ ਕਹਾਣੀਆਂ ਨੂੰ ਸੱਚ ਮੰਨਦੇ ਐ ਗੁਰੂ ਅਰਜਨ ਸਾਹਿਬ ਨੇ ਉਦੋਂ ਕਿਹਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਹਿੰਦੇ ਲੜਾਈਆਂ ਕਰਦੇ ਆ ਜਾ ਜਾ ਕੇ ਰਾਰ ਕਰਤ ਝੂਠੀ ਲੱਗ ਗਾਥਾ ਰਾਰ ਮਤਲਬ ਲੜਾਈ ਕਹਿੰਦੇ ਲੜਾਈਆਂ ਕਰਦੇ ਆ ਕਿਉਂ ਕਹਿੰਦੇ ਝੂਠੀਆਂ ਕਹਾਣੀਆਂ ਦੇ ਮਗਰ ਲੱਗੇ ਹੋਏ ਆ ਆਖੋ ਸਤਨਾਮ ਵਾਹਿਗੁਰੂ ਹੁਣ ਵੇਖੋ ਨਾ ਜੀ ਝੂਠੀਆਂ ਕਹਾਣੀਆਂ ਵਾਲਿਆਂ ਦਾ ਵਿਰੋਧ ਹੈ ਨਿਰਮਲ ਬਾਬਾ ਕਹਿੰਦਾ ਹੈ ਅਰੇ ਭੈਰੋਂ ਕੇ ਜਾਤੇ ਹੋ ਐਦਾਂ ਹੀ ਕਹਿੰਦਾ ਉਹ ਉਹ ਬੰਦਾ ਅੱਗੇ ਖੜਾ ਕਹਿੰਦਾ ਹੈ, ਜੀ ਬਾਬਾ ਜੀ ਜਾਤੇ हैं तुम्हें पता है वहां शराब चढ़ती है मुझे पता है जी चढ़ती है पहले कभी शराब चढ़ाई है बिल्कुल जी चढ़ाई है अच्छा कौन सी चढ़ा कौन सा ब्रांड ਉਹਨੇ ਬ੍ਰਾਂਡ ਬੋਲਿਆ ਵੀ ਫਲਾਣਾ ਬ੍ਰਾਂਡ ਮੈਨੂੰ ਪਤਾ ਨਹੀਂ ਕਿਹੜਾ ਬ੍ਰਾਂਡ ਫਲਾਣਾ ਚੜਾਇਆ ਅੱਛਾ ਬੈਰੋਂ ਕੋ ਕੌਣ ਸਾ ਬ੍ਰਾਂਡ ਕਹਿੰਦੇ ਫਲਾਣਾ ਦੱਸਿਆ ਬ੍ਰਾਂਡ ਦਾ ਨਾਮ ਤੁਮ ਖੁਦ ਕੌਣ ਸੀ ਪੀਤੇ ਹੋ ਉਹਨੇ ਦੱਸਿਆ ਵੀ ਮੈਂ ਆ ਬੈਰੋਂ ਕੋ ਇਹ ਔਰ ਖੁਦ ਇਹ ਮਹਿੰਗੀ ਵਾਲੀ ਚੜਾਓ ਕਿਰਪਾ ਨਹੀਂ ਸ਼ੁਰੂ ਹੋ ਜਾਏਗੀ ਮਹਿੰਗੀ ਚੜਾਓ ਲੈ ਸੋਚੋ ਇਹਨਾਂ ਨੂੰ ਇਹੋ ਜੀਆਂ ਗੱਲਾਂ ਨੂੰ ਕਹਿੰਦੇ ਆ ਗੱਪ ਕਹਾਣੀਆਂ ਆ ਬਕਵਾਸ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਜੀ ਇਹੋ ਜੀਆਂ ਗੱਲਾਂ ਨੂੰ ਲੋਕੀ ਕਹਿੰਦੇ ਆ ਜੀ ਆਹ ਤੇ ਬੜੀ ਵਧੀਆ ਗੱਲਾਂ ਨੇ ਗੱਪ ਕਹਾਣੀਆਂ ਗੁਰਬਾਣੀ ਦੇ ਸੱਚ ਦੀ ਕਥਾ ਪਸੰਦ ਨਹੀਂ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗਦਾ ਸਾਨੂੰ ਤੇ ਸੁਣਾਇਆ ਹੀ ਇਹ ਹੈ ਬਸ ਫਲਾਣੇ ਨੂੰ ਸੇਬ ਪਾਤਾ ਮੁੰਡਾ ਹੋ ਗਿਆ ਫਲਾਣੇ ਦੇ ਇਦਾਂ ਹੋ ਗਿਆ ਕਹਿੰਦੇ ਬਾਬਾ ਜੀ ਜਾ ਰਹੇ ਸੀ ਫਿਰ ਕੀ ਹੋਇਆ ਸਾਡੇ ਵਰਗੇ ਦੀਵਾਨ ਸਾਰਾ ਹੀ ਇਹਨਾਂ ਗੱਲਾਂ ਦੇ ਲਾ ਦਿੰਦੇ ਆ ਬਾਬਾ ਜੀ ਭਾਈ ਭਾਈ ਫਿਰ ਬਾਬਾ ਜੀ ਜਦੋਂ ਜਾ ਰਹੇ ਸੀ ਅੱਗੇ ਨਾਕਾ ਲੱਗਿਆ ਜੀ ਕਹਿੰਦੇ ਫਿਰ ਕਹਿੰਦੇ ਨਾਕੇ ਪੁਲਿਸ ਵਾਲੇ ਰੋਕਣ ਲੱਗ ਗਏ ਕਹਿੰਦੇ ਰੁਕ ਜਾਓ ਕਹਿੰਦੇ ਫਿਰ ਕਹਿੰਦੇ ਬਸ ਫਿਰ ਪਤਾ ਨਹੀਂ ਕੀ ਕੀਤਾ ਗੱਡੀਆਂ ਕੀੜੀਆਂ ਬਣਾ ਕੇ ਲੰਘਾਤੀਆਂ ਹੁਣ ਜਿਹੜਾ ਗੱਡੀਆਂ ਕੀੜੀਆਂ ਬਣਾਤੀਆਂ ਵਿੱਚ ਜਿਹੜੇ ਬੰਦੇ ਬੈਠੇ ਸੀ ਉਹ ਕੀ ਬਣੇ ਹੋਣਗੇ ਤੇ ਸਾਡੇ ਵਰਗੇ ਥੱਲੇ ਬੈਠੇ ਵਾਹਿਗੁਰੂ ਵਾਹਿਗੁਰੂ ਧੰਨ ਬਾਬਾ ਜੀ ਧੰਨ ਬਾਬਾ ਜੀ ਵੀ ਤੁਸੀਂ ਸੋਚੋ ਤੇ ਸਹੀ ਆਹ ਗੱਪ ਕਹਾਣੀਆਂ ਸਵਰਗਾਂ ਦੇ ਸੰਤਰੇ ਕਹਿੰਦੇ ਬੜੇ ਮਿੱਠੇ ਸੀ ਮੈਂ ਖਾਦੇ ਬੜੇ ਟੇਸਟੀ ਸੀ ਆਉ ਤਾਂ ਹੀ ਫਿੱਟੇ ਪਿਓ ਖਾ ਖਾ ਕੇ ਸੰਤਰੇ ਟੇਸਟੀ ਸੀ ਆ ਖਾ ਖਾ ਕੇ ਆਖੇ ਬਾਹਲੇ ਟੇਸਟੀ ਸੀ ਸਵਰਗ ਚੋਂ ਸੰਤਰੇ ਆਏ ਮੈਂ ਖਾਦੇ ਲੈ ਇਹ ਇਹ ਗੱਪ ਕਹਾਣੀਆਂ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਨੇ ਉਹਨਾਂ ਦਾ ਕੋਈ ਵਿਰੋਧ ਨਹੀਂ ਕਰਦਾ ਆ ਗੱਪ 30 30 ਫੁੱਟੇ ਸ਼ਹੀਦ ਆ ਗਏ ਇਹੋ ਜੀਆਂ ਗੱਪ ਕਹਾਣੀਆਂ ਦਾ ਕੋਈ ਵਿਰੋਧ ਨਹੀਂ ਕਰਦਾ ਜਾਦੇ ਬਰਮਾ ਵਿਸ਼ਨੂ ਦੇ ਅਵਤਾਰ ਨੇ ਇਦਾਂ ਦੀਆਂ ਕਥਾ ਕਰਦੇ ਨੇ ਸਟੇਜਾਂ ਤੇ ਬਹਿ ਕੇ ਕੋਈ ਬੰਦਾ ਵਿਰੋਧ ਨਹੀਂ ਕਰਦਾ ਸਟੇਜ ਤੇ ਕਹਿਣਗੇ ਸਾਡੇ ਬਾਬਾ ਜੀ ਨੇ ਮੁੰਡਾ ਦੇ ਦਿੱਤਾ ਫਲਾਣੇ ਨੂੰ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਰੱਬ ਦਿੰਦਾ ਰੱਬ ਹੋਰ ਨਹੀਂ ਕੋਈ ਦੇ ਸਕਦਾ ਪਰਮਾਤਮਾ ਤੋਂ ਬਿਨਾ ਕੋਈ ਨਹੀਂ ਦੇ ਸਕਦਾ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਐ ਇਹ ਸਟੇਜਾਂ ਤੇ ਬਹਿ ਕੇ ਗੱਪ ਕਹਾਣੀਆਂ ਸੁਣਾਉਂਦੇ ਐ ਆਪਾਂ ਸੁਣਦੇ ਆਂ ਇਹੋ ਜੀ ਕਥਾ ਮੈਂ ਸਟੇਜ ਤੇ ਕਰਾਂ ਮੇਰਾ ਕੋਈ ਵਿਰੋਧ ਨਹੀਂ ਹੋਏਗਾ ਅੱਜ ਸ਼ੁਰੂ ਕਰ ਦੇਣਾ ਤੁਸੀਂ ਨੋਟ ਕਰਿਓ ਸਭ ਹਟ ਜਾਣਗੇ ਵਿਰੋਧ ਕਰਨੋਂ ਕਹਿਣਗੇ ਹੁਣ ਸਹੀ ਪ੍ਰਚਾਰ ਕਰਨ ਲੱਗ ਗਿਆ ਆਖੋ ਸਤਨਾਮ ਸ੍ਰੀ ਵਾਹ ਹੁਣ ਸਹੀ ਕਰਦਾ ਹੈ ਕਿਉਂ ਭਲਾ ਲੋਕਾਂ ਨੂੰ ਬੁੱਧੂ ਬਣਾਉਣ ਲੱਗ ਪਿਆ ਬੁੱਧੂ ਰਹਿਣਾ ਚਾਹੀਦੇ ਨੇ ਲੋਕ ਇਹ ਦੋ ਬੰਦੇ ਖਤਰਨਾਕ ਨਕਲੀ ਲੀਡਰ ਤੇ ਨਕਲੀ ਬਾਬੇ ਕਦੇ ਨਹੀਂ ਚਾਹੁੰਦੇ ਵੀ ਦੁਨੀਆ ਸਿਆਣੀ ਹੋਵੇ ਕਿਉਂਕਿ ਜੇ ਲੋਕ ਸਿਆਣੇ ਹੋ ਜਾਣਗੇ ਇਹਨਾਂ ਦੇ ਕਾਰੋਬਾਰ ਬੰਦ ਹੋ ਜਾਣਗੇ ਭੋਲੇ ਭਾਲੇ ਲੋਕਾਂ ਨੂੰ ਤੇ ਇਹਨਾਂ ਨੇ ਮਗਰ ਲਾਉਣਾ ਹੁੰਦਾ ਹੈ ਜਦੋਂ ਲੋਕ ਸਿਆਣੇ ਹੋ ਜਾਣਗੇ ਇਹਨਾਂ ਦਾ ਕਾਰੋਬਾਰ ਠੱਪ ਬਾਣੀ ਜਦੋਂ ਲੋਕੀ ਆਪ ਬਾਣੀ ਪੜਨ ਲੱਗ ਗਏ ਫਿਰ ਪਾਠਾਂ ਦੀਆਂ ਫੀਸਾਂ ਜਮ੍ਹਾਂ ਕਰਾਉਣੀਆਂ ਹਟ ਜਾਣਗੇ ਨੋਟ ਕਰ ਲਓ ਪਾਠ ਦੀ ਫੀਸ ਕਿਤੇ ਜਮ੍ਹਾਂ ਨਹੀਂ ਕਰਾਉਣੀ 5000 7000 15000 ਪਾਠ ਦੀ ਫੀਸ ਕਿਤੇ ਵੀ ਜਮਾ ਨਹੀਂ ਕਰਾਉਣੀ ਆਪ ਪਾਠ ਕਰਨਾ ਹੈ ਬਾਣੀ ਆਪ ਪੜੋ ਜੇ ਕੋਈ ਜ਼ਿਆਦਾ ਗੱਲ ਹੈ ਚੰਗਾ ਪਾਠੀ ਲੈ ਕੇ ਉਹਨੂੰ ਖਰਚਾ ਦਿਓ ਤੇ 10 ਦਿਨ 15 ਦਿਨ ਘਰ 'ਚ ਸਹਿਜ ਪਾਠ ਸੁਣ ਲਓ ਆਪ ਬਾਣੀ ਨਾਲ ਜੁੜੋ ਸਿੰਘੋ ਆਪ ਜੁੜੋ ਸਾਡੇ ਵਰਗੇ ਏਡੀ ਲਿਸਟ ਫੜਾ ਦਿੰਦੇ ਐ ਨਾਰੀਅਲ ਚਾਹੀਦਾ ਹੈ ਕੁੰਭ ਚਾਹੀਦਾ ਹੈ ਆ ਮੌੜੀਆਂ ਲੈ ਆਇਓ ਜੌਂ ਲੈ ਆਇਓ ਸੌਂਗੀ ਲੈ ਆਇਓ ਮੇਵੇ ਲੈ ਆਇਓ ਲਾਲ ਕੱਪੜਾ ਲੈ ਆਇਓ ਅਗਲਾ ਬੌਲਾ ਹੋ ਜਾਂਦਾ ਇਹਨਾਂ ਦਾ ਸਮਾਨ ਇਕੱਠਾ ਕਰਦਾ ਕਰਦਾ ਪਾਠ ਕਿਹੜਾ ਸੁਣੇ ਸਾਰਾ ਟੱਬਰ ਗਦੀ ਗੇਟ 'ਚ ਪਾ ਕੇ ਰੱਖਦੇ ਨੇ ਆ ਲੈ ਆਓ ਆ ਲੈ ਆਓ ਅਗਲਾ ਭੱਜਿਆ ਹੀ ਫਿਰਦਾ ਫੜਿਆ ਹੀ ਫਿਰਦਾ ਸਾਹ ਚੜਿਆ ਰਹਿੰਦਾ ਵੀ ਬਾਬਾ ਜੀ ਨੇ ਹੁਣ ਆ ਮੰਗਾ ਲਿਆ ਬਾਬਾ ਜੀ ਨੇ ਹੁਣ ਆ ਪਾਠ ਕਿਹੜਾ ਸੁਣੇ ਤੇ ਦੁੱਖ ਕਿਵੇਂ ਦੂਰ ਹੋਣੇ ਨੇ ਦੁੱਖ ਰੋਗ ਸੁਣੀ ਸੱਚੀ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਪੂਰੇ ਤੂੰ ਰੱਖਿਆ ਬਾਣੀ ਨੂੰ ਸੁਣੋ ਬਾਣੀ ਨੂੰ ਪੜੋ ਬਾਣੀ ਨੂੰ ਗਾਓ ਸਿੱਖ ਰਹਿਤ ਮਰਿਆਦਾ ਚ ਲਿਖਿਆ ਜੀ ਕਿ ਬਹੁਤ ਮਜਬੂਰੀ ਬਣੇ ਕੋਈ ਭੀੜ ਬਣੇ ਕਾਲ ਹੋਵੇ ਤਾਂ ਖੰਡ ਪਾਠ ਕਰਨਾ ਨਹੀਂ ਤੇ ਸਹਿਜ ਪਾਠ ਕਰਨਾ ਇਹ ਸਿੱਖ ਰਹਿਤ ਮਰਿਆਦਾ ਚ ਲਿਖਿਆ ਇੱਕ ਜਵਾਬ ਦਿਓ ਸਿੰਘੋ ਸਾਰੇ ਬੋਲ ਕੇ ਦੱਸੋ ਮਰਿਆਦਾ ਸਰਬ ਉੱਚ ਦੱਸ ਜਵਾਬ ਦਿਓ ਸਰਬ ਉੱਚ ਅਕਾਲ ਤਖਤ ਹੈ ਕਿ ਕੋਈ ਸੰਪਰਦਾ ਹੈ ਗੱਜ ਕੇ ਬੋਲੋ ਅਕਾਲ ਤਖਤ ਸਰਬ ਉੱਚ ਹੈ ਕਿ ਕੋਈ ਸੰਪਰਦਾ ਅਕਾਲ ਤਖਤ ਸਾਹਿਬ ਤੇ ਮਰਿਆਦਾ ਸਭ ਤੋਂ ਵਧੀਆ ਜਿਹੜੀ ਮਰਿਆਦਾ ਆਪਾਂ ਮੰਨਣੀ ਹੈ ਅਕਾਲ ਤਖਤ ਦੀ ਮੰਨਣੀ ਹੈ ਕਿ ਬਾਬਿਆਂ ਵਾਲੀ ਅਕਾਲ ਤਖਤ ਵਾਲੀ ਮੰਨਣੀ ਹੈ ਹੁਣ ਤੁਸੀਂ ਸਾਰਿਆਂ ਨੇ ਬੋਲਿਆ ਅਕਾਲ ਤਖਤ ਵਾਲੀ ਮਰਿਆਦਾ ਮੰਨਣੀ ਹੈ ਕਿ ਬਾਬਿਆਂ ਵਾਲੀ ਸਰਬਉੱਚ ਕੀ ਹੈ ਬਾਬੇ ਸਰਬਉੱਚ ਕਿਹਨੂੰ ਕਹਿੰਦੇ ਆ ਅਕਾਲ ਤਖਤ ਨੂੰ ਹੀ ਕਹਿੰਦੇ ਆ ਪਰ ਮਰਿਆਦਾ ਨਹੀਂ ਮੰਨਦੇ ਤੁਸੀਂ ਹੁਣ ਸਾਰਿਆਂ ਨੇ ਕਿਹਾ ਵੀ ਸਰਬਉੱਚ ਕੀ ਹੈ ਅਕਾਲ ਤਖਤ ਤੇ ਬਾਬੇ ਕੀ ਕਹਿੰਦੇ ਆ ਸਰਬਉੱਚ ਕੀ ਹੈ ਅਕਾਲ ਤਖਤ ਜਦੋਂ ਤੁਸੀਂ ਕਿਹਾ ਨਾ ਮਰਿਆਦਾ ਸਰਬਉੱਚ ਕਿਹੜੀ ਹੋਈ ਫਿਰ ਬੋਲੋ ਪਰ ਬਾਬਿਆਂ ਨੇ ਨਹੀਂ ਮੰਨਣੀ ਕਹਿਣਗੇ ਨਾ ਨਾ ਨਾ ਸਾਡੀ ਤੇ ਆਪਣੀ ਮਰਿਆਦਾ ਹੈ ਇਹਨਾਂ ਨੇ ਨਹੀਂ ਮੰਨਣੀ ਤੇ ਜਿਹੜੀ ਅਕਾਲ ਤਖਤ ਵਾਲੀ ਮਰਿਆਦਾ ਹੈ ਉਹਦੇ ਚ ਲਿਖਿਆ ਕੁੰਭ ਨਹੀਂ ਰੱਖਣਾ ਨਾਰੀਅਲ ਨਹੀਂ ਰੱਖਣਾ ਜੋਤ ਨਹੀਂ ਜਗਾਉਣੀ ਆ ਇੱਕ ਜੋਤ ਜਗਦੀ ਹੈ ਬਸ ਇਹਦੇ ਤੋਂ ਚਾਨਣ ਲੈ ਕੇ ਅਕਲ ਕਰ ਲੋ ਖੁੰਝੇ ਵਾਲੀ ਜੋਤ ਦਾ ਧਿਆਨ ਰੱਖੀ ਜਾਂਦਾ ਆ ਤੇਰੇ ਘਰ ਜਗਦੀ ਜੋਤ ਹੈ ਇਹਨੂੰ ਸੁਣ ਲੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਿਆਂ ਨੇ ਜੋੜਨਾ ਕਿਹੜੀ ਜੋਤ ਨਾਲ ਸੀ ਜਿਹੜੀ ਸਾਹਮਣੇ ਪ੍ਰਕਾਸ਼ ਹੋਈ ਹੈ ਧੰਨ ਸ੍ਰੀ ਗੁਰੂ ਤੇ ਜੋੜੀ ਕਿਹੜੀ ਜੋਤ ਨਾਲ ਜਾਂਦੇ ਐ ਜਿਹੜੀ ਖੁੰਝੇ ਚ ਐ ਹਰੇਕ ਐ ਕਹਿਣਗੇ ਤੁਹਾਨੂੰ ਸਾਰੇ ਟੱਬਰ ਨੂੰ ਪਤਾ ਕੀ ਕਹਿਣਗੇ ਵੇਖੀ ਕਿਤੇ ਬੁਝਣ ਨਾ ਦੇਈ ਘਿਓ ਨਾ ਖਤਮ ਹੋ ਜੇ ਧਿਆਨ ਰੱਖੀ ਕਿਹੜੀ ਜੋਤ ਦਾ ਧਿਆਨ ਰੱਖੀ ਜਿਹੜੀ ਖੂੰਜੇ 'ਚ ਹੈ ਇਹੀ ਕਹਿੰਦੇ ਆ ਧਿਆਨ ਰੱਖੀ ਸਾਨੂੰ ਸਾਰਿਆਂ ਨੂੰ ਅੱਜ ਤੱਕ ਇਹੀ ਸਮਝਾਇਆ ਹੈ ਆਪਾਂ ਜਦੋਂ ਪਾਠ ਕਰਾਉਂਦੇ ਆ ਸਭ ਤੋਂ ਵੱਧ ਧਿਆਨ ਜੋਤ ਦਾ ਰੱਖਦੇ ਆ ਜਰ ਕਿਤੇ ਬੁੱਝ ਨਾ ਜਾਵੇ ਬੁੱਝ ਨਾ ਜਾਵੇ ਸਾਰੇ ਬੰਦੇ ਧਿਆਨ ਰੱਖਦੇ ਆ ਕਿਉਂਕਿ ਸਾਨੂੰ ਇਹਨਾਂ ਨੇ ਦੱਸਿਆ ਹੀ ਇਹ ਹੈ ਵੀ ਜੋਤ ਨਾ ਬੁਝਣ ਦਿਓ ਧਿਆਨ ਕਾਹਦਾ ਰੱਖਿਓ ਖੂੰਜੇ ਵਾਲੀ ਜੋਤ ਦਾ ਤੇ ਕਹਿਣਾ ਕੀ ਚਾਹੀਦਾ ਸੀ ਵੀ ਧਿਆਨ ਰੱਖਿਓ ਕੋਈ ਗੁਰੂ ਜੀ ਦਾ ਬਚਨ ਸੁਣੇ ਬਿਨਾ ਲੰਘ ਨਾ ਜਾਵੇ ਹਾਂਜੀ ਕੀ ਕਹਿਣਾ ਸੀ ਇਹਨਾਂ ਨੇ ਵੀ ਕੋਈ ਗੁਰੂ ਜੀ ਦਾ ਬਚਨ ਸੁਣੇ ਬਿਨਾ ਇਸ ਜੋਤ ਦਾ ਧਿਆਨ ਰੱਖਿਓ ਕਮਾਲ ਨਹੀਂ ਸੀ ਹੋ ਜਾਣੀ ਫਿਰ ਗੁਰ ਸਾਖੀ ਜੋਤ ਪ੍ਰਗਟ ਹੋਏ ਫਿਰ ਚਾਨਣ ਹੋ ਜਾਣਾ ਸੀ ਕਿਸੇ ਸਮੇਂ ਭਾਈ ਲਾਈਟਾਂ ਹੁੰਦੀਆਂ ਨਹੀਂ ਸੀ ਜੋਤ ਦੀ ਬੜੀ ਲੋੜ ਸੀ ਦੇਸੀ ਘਿਓ ਦੀ ਜੋਤ ਤਾਂ ਲਾਉਂਦੇ ਸੀ ਕਿਉਂਕਿ ਧੂਆਂ ਨਹੀਂ ਹੁੰਦਾ ਸੀ ਚਾਨਣ ਕਰਦੀ ਸੀ ਜੋਤ ਤਾਂ ਲਾਉਂਦੇ ਸੀ ਵੀ ਰਾਤ ਨੂੰ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਪੁਰਾਣੇ ਵੇਲਿਆਂ ਵਿੱਚ ਜੋਤ ਦੀ ਬੜੀ ਲੋੜ ਸੀ ਪਰ ਅੱਜ ਜੋਤ ਦੀ ਕੋਈ ਲੋੜ ਨਹੀਂ ਕਿਉਂਕਿ ਲਾਈਟਾਂ ਹੀ ਲਾਈਟਾਂ ਲੱਗੀਆਂ ਹੋਈਆਂ ਬੈਟਰੀਆਂ ਆਈਆਂ ਨੇ ਜਦੋਂ ਲਾਈਟ ਜਾਣੀ ਆਪਣੇ ਆਪ ਆਟੋਮੈਟਿਕ ਜਗ ਪੈਣੀ ਅੱਜ ਤੇ ਜੋਤ ਦੀ ਲੋੜ ਨਹੀਂ ਅੱਛਾ ਇੱਕ ਜੋਤ ਹੋਰ ਹੈ ਧਿਆਨ ਨਾਲ ਸੁਣਿਓ ਬੀਬੀਓ ਭੈਣੋ ਸਭ ਮੈਂ ਜੋਤ ਜੋਤ ਹੈ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਇੱਕ ਖੰਡ ਪਾਠ ਦੇ ਉੱਤੇ ਤਕਰੀਬਨ ਕਿੰਨਾ ਘਿਓ ਲੱਗ ਜਾਂਦਾ ਦੱਸੋ ਹਾਂ ਕਿਲੋ ਡੇਢ ਕਿਲੋ ਲੱਗ ਜਾਂਦਾ ਹੈ ਪੂਰੇ ਖੰਡ ਪਾਠ ਸੁਣਿਓ ਤਜਰਬਾ ਪੂਰਾ ਜੇ ਇੱਕ ਖੰਡ ਪਾਠ ਸਾਹਿਬ ਕਰੀਏ ਧਿਆਨ ਨਾਲ ਸੁਣਿਓ ਬਈ 1.5 ਕਿਲੋ ਘਿਓ ਲੱਗ ਜਾਣਾ ਹੈ 1 ਕਿਲੋ ਘਿਓ ਦੇਸੀ ਵਧੀਆ ਲਾਣੇ ਵਧੀਆ ਲਾਵਾਂਗੇ ਫਿਰ ਆਪਾਂ ਕਿਹੜਾ ਦੂਜਾ ਲਿਆਵਾਂਗੇ ਵਧੀਆ ਹੀ ਲਿਆਵਾਂਗੇ ਨਾ ਜੋਤ ਲਈ ਕਿੰਨੇ ਦਾ ਵੀ ਦੇਸੀ ਘਿਓ ਕਿਲੋ 400 ਦਾ 400 ਦਾ ਘਿਓ ਉੱਤੇ ਕੱਪੜਾ ਪਾਤਾ ਜੋਤ ਜਗਾਤੀ ਕਿਸੇ ਨੇ ਵੇਖੀ ਨਹੀਂ ਫੁੱਕ ਗਿਆ ਜੇ ਆਪਾਂ ਉਹੀ 400 ਦਾ ਕਿਲੋ ਘਿਓ ਬੱਚਾ ਹੋਇਆ ਹੋਵੇ ਗਰੀਬ ਪਰਿਵਾਰ ਕੋਈ ਬੱਚੀ ਬੀਬੀ ਬੱਚਾ ਹੋਇਆ ਗਰੀਬ ਹੈ 400 ਦਾ ਘਿਓ ਨਹੀਂ ਖਾ ਸਕਦੀ ਦਿਹਾੜੀਦਾਰ ਵਿਚਾਰੇ ਕੋਈ ਭਈਏ ਪੱਕ ਉਧਰੋਂ ਆਏ ਬਿਹਾਰ ਤੋਂ ਬੱਚਾ ਹੋਇਆ ਸਾਡੀ ਕੋਈ ਭੈਣ ਲੈ ਕੇ ਜਾਵੇ ਆਲੇ ਆਲੇ ਭੈਣੇ ਤੇਰੇ ਹੋਇਆ ਬੱਚਾ ਧੀ ਤੇਰੇ ਜੰਮੀ ਹੈ ਕਿਨੇ ਘਿਓ ਦੇਣਾ ਤੈਨੂੰ ਅੱਲਾ ਕਿਲੋ ਅੱਲਾ ਕਿਲੋ ਘਿਓ ਦੀ ਮੈਂ ਪੰਜੀਰੀ ਰਲਾ ਕੇ ਲਿਆਤੀ ਲੈ ਕਿਲੋ ਘਿਓ ਦੀ ਪੰਜੀਰੀ ਰਲਾ ਕੇ ਉਸ ਬੱਚੇ ਵਾਲੀ ਬੀਬੀ ਨੂੰ ਦੇ ਦੋ ਸਭ ਮੈਂ ਜੋਤ ਜੋਤ ਹੈ ਰੱਬ ਵਿੱਚ ਜੋਤ ਰੱਬ ਦੀ ਜੋਤ ਸਾਰਿਆਂ ਦੇ ਵਿੱਚ ਹੈ ਜਦੋਂ ਉਸ ਬੀਬੀ ਨੇ ਖਾ ਲਿਆ ਸਮਝ ਲਓ ਜੋਤ ਚ ਪੈ ਗਿਆ ਆਖੋ ਸਤਨਾਮ ਸ੍ਰੀ ਵਾਸ ਪੈ ਗਿਆ ਕਿ ਨਹੀਂ ਜੋਤ ਚ ਬੋਲੋ ਜੋਤ ਹੈ ਨਾ ਸਾਰਿਆਂ 'ਚ ਪੈ ਗਿਆ ਕਿ ਨਹੀਂ ਪਰ ਬੀਬੀਆਂ ਕਹਿਣਗੀਆਂ ਲੈ ਐਨੇ ਸਾਲਾਂ ਤੋਂ ਲਾਉਨੇ ਆ ਸਾੜ ਦੋ ਪਰ ਕਿਸੇ ਬੀਬੀ ਨੂੰ ਨਹੀਂ ਦੇਣਾ ਆਖੋ ਸਤਨਾਮ ਵਾਹ ਸਾੜ ਦੋ ਹਟਣ ਵਾਸਤੇ ਦਲੇਰੀ ਚਾਹੀਦੀ ਐ ਦਿਲ ਚਾਹੀਦੇ ਆ ਦਿਲ ਮੇਰੇ ਜਿੱਦੇ ਸਮਝ ਆਈ ਸੀ ਨਾ ਇਹ ਗੱਲ ਜਿੱਦਣ ਮੇਰੇ ਸਮਝ ਆਈ ਸੀ ਪਰਮੇਸ਼ਰ ਦਵਾਰ ਮੈਂ ਆਪ ਗਿਆ ਸੀ ਜੋਤ ਚੱਕ ਕੇ ਬਾਹਰ ਸਿੱਟਦਾ ਸਾਰਾ ਕੁਝ ਚੂੰਬੜੇ ਚਾਂਗੜੇ ਚੱਕ ਕੇ ਮਾਰੇ ਮੈਂ ਕਿਹਾ ਅੱਜ ਤੋਂ ਬਾਅਦ ਨਹੀਂ 4 ਸਾਲ 5 ਸਾਲ ਹੋ ਗਏ ਮੁੜ ਕੇ ਨਹੀਂ ਜਗੀ ਮੁੜ ਕੇ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੀ ਲਿਖਿਆ ਵੀ ਜੋਤ ਦੀ ਲੋੜ ਨਹੀਂ ਤੇ ਅਕਾਲ ਤਖਤ ਦੀ ਸਰਬ ਉੱਚ ਮਰਿਆਦਾ ਵਿੱਚ ਵੀ ਇਹੀ ਲਿਖਿਆ ਵੀ ਜੋਤ ਦੀ ਕੋਈ ਕੋਈ ਨਹੀਂ ਅਕਾਲ ਤਖਤ ਤੇ ਮੇਰੀ ਸ਼ਿਕਾਇਤ ਕਰਿਓ ਵੀ ਢੱਡਰੀਆਂ ਵਾਲੇ ਕਹਿੰਦੇ ਆ ਪਾਠ ਦੇ ਨਾਲ ਜੋਤ ਲਾਉਣ ਦੀ ਕੋਈ ਲੋੜ ਨਹੀਂ ਉਹ ਕਹਿਣਗੇ ਬਿਲਕੁਲ ਠੀਕ ਕਹਿੰਦੇ ਆ ਤੇ ਕਿਸੇ ਬਾਬੇ ਨੂੰ ਜਾ ਕੇ ਪੁੱਛੋ ਵੀ ਢੱਡਰੀਆਂ ਵਾਲੇ ਕਹਿੰਦੇ ਜੋਤ ਬਾਬੇ ਪਤਾ ਕੀ ਕਹਿਣਗੇ ਲੈ ਇਹ ਤੇ ਕੂੜ ਪ੍ਰਚਾਰ ਹੈ ਗਲਤ ਪ੍ਰਚਾਰ ਹੈ ਢਿੱਡ ਸਿਰਫ ਬਾਬਿਆਂ ਦਾ ਦੁਖਦਾ ਬਸ ਹੋਰ ਕਿਸੇ ਦਾ ਨਹੀਂ ਦੁਖਦਾ ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਆ ਉਹਦੇ ਮੁਤਾਬਕ ਬੋਲਣਾ ਹੈ ਤੇ ਅਕਾਲ ਤਖਤ ਦੀ ਸਰਬ ਉੱਚ ਮਰਿਆਦਾ ਕੀ ਕਹਿੰਦੀ ਹੈ ਉਹਦੇ ਮੁਤਾਬਕ ਬੋਲਣਾ ਬਸ ਦੱਸੋ ਜੀ ਸਰਬ ਉੱਚ ਅਕਾਲ ਤਖਤ ਦੀ ਮਰਿਆਦਾ ਬਾਰੇ ਬੋਲਿਆ ਕਰਾਂ ਕਿ ਬਾਬਿਆਂ ਵਾਲੀ ਮਰਿਆਦਾ ਦੱਸਾਂ ਦੱਸੋ ਅਕਾਲ ਤਖਤ ਵਾਲੀ ਦੱਸਾਂ ਬਸ ਫਿਰ ਗਲਤ ਪ੍ਰਚਾਰ ਕੀ ਹੈ ਮੈਂ ਤੇ ਕਹਿੰਦਾ ਅਕਾਲ ਤਖਤ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਇੰਨਾ ਰੌਲਾ ਪੈਂਦਾ ਯਾਰ ਪੰਜ ਬੰਦਿਆਂ ਦੀ ਪੱਕੀ ਡਿਊਟੀ ਲਾ ਦੇਣ ਅਕਾਲ ਤਖਤ ਦੇ ਜਥੇਦਾਰ ਵੀ ਇਹਨਾਂ ਦੇ ਦੀਵਾਨ 'ਚ ਬੈਠ ਬੈਠਿਆ ਕਰੋ ਅੱਗੇ ਜਾ ਕੇ ਨੋਟ ਕਰੋ ਵੀ ਕੀ ਸੁਣਾਉਂਦੇ ਐ ਫਿਰ ਜਿੱਦਣ ਗਲਤ ਬੋਲਾਂਗਾ ਆ ਜਾਣਾ ਸਟੇਜ ਤੇ ਮੈਨੂੰ ਦੱਸਣ ਵੀ ਆ ਗੱਲ ਗਲਤ ਐ ਅਕਾਲ ਤਖਤ ਦੇ ਜਥੇਦਾਰ ਬਹਿਣ ਮੇਰੇ ਨਾਲ ਜਿੱਦਣ ਗਲਤ ਬੋਲਾਂਗਾ ਮੇਰਾ ਮਾਈਕ ਬੰਦ ਕਰ ਦੇਣ ਅਕਾਲ ਤਖਤ ਦੇ ਜਥੇਦਾਰ ਡਿਊਟੀ ਲਾ ਦੇਣ ਜੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਬੋਲਿਆ ਤੇ ਆਪੇ ਬੰਦ ਕਰਾਣ ਬਾਰ-ਬਾਰ ਕਹੀ ਜਾਂਦੇ ਆ ਜੀ ਕੂੜ ਪ੍ਰਚਾਰ ਹੋ ਰਿਹਾ ਗਲਤ ਪ੍ਰਚਾਰ ਹੋ ਰਿਹਾ ਕਹਿੰਦੇ ਜੀ ਲੋਕਾਂ 'ਚ ਦੁਬਧਾ ਪੈ ਰਹੀ ਹੈ ਲੋਕ ਪਿਆਰਿਓ ਮੈਨੂੰ ਜਵਾਬ ਦਿਓ ਤੁਹਾਡੇ ਵਿੱਚ ਦੁਬਧਾ ਪੈ ਰਹੀ ਹੈ ਕਿ ਤੁਹਾਡੀ ਦੁਬਧਾ ਨਿਕਲ ਰਹੀ ਹੈ ਸ਼ੰਕੇ ਪੈ ਰਹੇ ਨੇ ਕਿ ਸ਼ੰਕੇ ਨਿਕਲ ਰਹੇ ਨੇ ਨਿਕਲ ਰਹੇ ਨੇ ਇੱਕ ਨਾਲ ਜੁੜ ਰਹੇ ਹੋ ਕਿ ਦੋ ਨਾਲ ਜੁੜ ਰਹੇ ਹੋ ਇੱਕ ਨਾਲ ਪਿਆਰ ਵਧ ਰਿਹਾ ਗੁਰੂ ਗ੍ਰੰਥ ਸਾਹਿਬ ਨਾਲ ਸ਼ਰਧਾ ਵਧ ਰਹੀ ਹੈ ਗੁਰੂ ਗ੍ਰੰਥ ਸਾਹਿਬ ਤੇ ਸਹਿਜ ਪਾਠ ਘਰ ਘਰ ਹੋਣ ਲੱਗ ਗਏ ਬਾਣੀ ਦਾ ਘਰ ਘਰ ਪ੍ਰਵਾਹ ਚੱਲ ਪਿਆ ਪਿਆਰ ਵੱਧ ਗਿਆ ਪਿਆਰ ਗੁਰਬਾਣੀ ਨਾਲ ਸ਼ਰਧਾ ਵੱਧ ਗਈ ਭਾਈ ਗੁਰਬਾਣੀ ਤੇ ਪਰ ਪ੍ਰੋਬਲਮ ਉਹਨਾਂ ਨੂੰ ਹੈ ਜਿਹੜੇ ਸੱਚ ਦੀ ਕਥਾ ਸੁਣ ਨਹੀਂ ਸਕਦੇ ਸੋ ਇੱਕ ਬੇਨਤੀ ਹੋਰ ਹੈ ਜੀ 2.5 ਘੰਟੇ ਤੇ ਟਿਕ ਗਏ ਤੁਸੀਂ ਹੁਣ 5 ਮਿੰਟ ਹੋਰ ਦਿਓ ਮੇਰੇ ਕੋਲ ਹੋਏ ਐ 46 47 ਮਿੰਟ ਹੋ ਗਏ 10 ਵਜ ਗਏ ਪੌਣੇ 11 ਤੋਂ ਥੋੜਾ ਜਿਹਾ ਉੱਪਰ ਟਾਈਮ ਗਿਆ 5 ਮਿੰਟ ਟਾਈਮ ਹੋਰ ਦੇ ਦਿਓ ਮੈਂ ਸ਼ਬਦ ਵਿਚਾਰ ਚਾਹੁੰਦਾ ਵੀ ਮੈਂ ਪੂਰਾ ਕਰ ਦਾਂ ਹਿਲਜੁਲ ਨਾ ਕਰਿਓ 5 ਮਿੰਟ ਟਿਕਾ ਰੱਖਿਓ ਸਾਰਿਆਂ ਮੇਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਹਿੱਲਿਓ ਨਾ ਧਿਆਨ ਨਾਲ ਸੁਣਿਓ ਸ਼ਬਦ ਨੂੰ ਫੜਿਓ ਸੁਰਤ ਵਿੱਚ ਲੈ ਜਿਓ ਸ਼ਬਦ ਸੁਰਤ ਵਿੱਚ ਜਦੋਂ ਲੈ ਗਏ ਸਮਝ ਲਓ ਗੁਰੂ ਨੂੰ ਲੈ ਗਏ ਸ਼ਬਦ ਗੁਰੂ ਲਓ ਜੀ ਸੁਣਿਓ ਜੀ ਪੰਚਮ ਪਾਤਸ਼ਾਹ ਦਾ ਬੱਚਾ ਹਾਂਜੀ ਹਰ ਰਸ ਛੋੜ ਹੋ ਛੇ ਰਸ ਮਾਤਾ ਕਰ ਮਹਿ ਵਸਤ ਬਾਹਰ ਉੱਠ ਜਾਤਾ ਸੁਣੋ ਵਸਤੂ ਕਹਿੰਦੇ ਤੇਰੇ ਅੰਦਰ ਪਈ ਹੈ ਸ਼ਾਂਤੀ ਹਰ ਰਸ ਕਹਿੰਦੇ ਹਰ ਰਸ ਛੱਡ ਕੇ ਹੋਰ ਹੀ ਰਸਾਂ ਦੇ ਵਿੱਚ ਪਿਆ ਫਿਰਦਾ ਕਾਮ ਦੇ ਰਸ ਭੈੜਾ ਸੁਣਨ ਦਾ ਚਸਕਾ ਮਾੜਾ ਬੋਲਣ ਦਾ ਚਸਕਾ ਕਹਿੰਦੇ ਮਾੜਾ ਵੇਖਣਾ ਮਾੜਾ ਬੋਲਣਾ ਕੰਨਾਂ ਦੇ ਰਸ ਚਸਕੇ ਲੱਗੇ ਪਏ ਐ ਕਹਿੰਦੇ ਹਰ ਰਸ ਛੱਡ ਕੇ ਭੈੜਿਆਂ ਰਸਾਂ ਵਿੱਚ ਮਸਤ ਹੋਇਆ ਫਿਰਦਾ ਐ ਭੈੜੇ ਰਸਾਂ ਵਿੱਚ ਮਸਤ ਹੋ ਗਏ ਸਾਰਾ ਕੁਝ ਅੰਦਰ ਸੀ ਬਾਹਰ ਲੱਭਦੇ ਫਿਰਦੇ ਆ ਅੰਦਰ ਸੀ ਅੰਦਰ ਅਗਲੀ ਪੰਕਤੀ ਸੁਣੋ ਸੋਨੇ ਨਾ ਜਾਈ ਸੱਚ ਅੰਮ੍ਰਿਤ ਥਾ ਰਾਰ ਕਰਤ ਝੂਠੀ ਲੱਗਗਾ ਥਾ ਗਾਥਾ ਕੀ ਹੁੰਦੀ ਹੈ ਜੀ ਕਹਾਣੀ ਕਹਿੰਦੇ ਝੂਠੀਆਂ ਕਹਾਣੀਆਂ ਦੇ ਮਗਰ ਲੱਗ ਗਿਆ ਤੇ ਸੱਚ ਦੀ ਕਥਾ ਕਰਨ ਵਾਲਿਆਂ ਨਾਲ ਲੜਾਈ ਪਾਉਂਦੇ ਐ ਸੱਚ ਦੀ ਕਥਾ ਨਾਲ ਲੜਾਈ ਰਾਰ ਕਰਤ ਝੂਠੀ ਲੱਗ ਗਾਥਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਹਿੰਦੇ ਲੜਦੇ ਐ ਜਾ ਕੇ ਜਿਹੜੇ ਸੱਚ ਦੀ ਕਥਾ ਕਰਦੇ ਐ ਅਗਲੀ ਪੰਕਤੀ ਧਿਆਨ ਨਾਲ ਸੁਣਿਓ ਵਜੂਹ ਸਾਹਿਬ ਕਾ ਸੇਵ ਬੇਰਾਨੀ ਸੁਣੋ ਸੁਣੋ ਕਹਿੰਦੇ ਤਨਖਾਹ ਰੱਬ ਤੋਂ ਲੈਣਾ ਹੈ ਤੇ ਸੇਵਾ ਬਿਰਾਨੀ ਬਗਾਨਿਆਂ ਦੀ ਕਰਦਾ ਸੁਣਿਓ ਜੀ ਆ ਗੱਲ ਧਿਆਨ ਨਾਲ ਕਹਿੰਦੇ ਤਨਖਾਹ ਲੈਣਾ ਰੱਬ ਤੋਂ ਤੇ ਸੇਵਾ ਬਗਾਨਿਆਂ ਦੀ ਕਿਵੇਂ ਭਲਾ ਉਹ ਭਾਈ ਸਾਹ ਚਲਾਵੇ ਰੱਬ ਦਿਲ ਧੜਕਾਵੇ ਰੱਬ ਬੱਚੇ ਪਰਮਾਤਮਾ ਦੇਵੇ ਫਸਲਾਂ ਪਰਮਾਤਮਾ ਸੂਰਜ ਪਰਮਾਤਮਾ ਸਭ ਕੁਝ ਰੱਬ ਕਰੇ ਤੇ ਸੇਵਾ ਕਰੇ ਸੱਪਾਂ ਦੀ ਆਖੋ ਸਤਨਾਮ ਸ੍ਰੀ ਵਾਹ ਸੇਵਾ ਕਰੇ ਰੱਬ ਨੂੰ ਛੱਡ ਕੇ ਕਿਸੇ ਹੋਰ ਕੱਚੇ ਪਿੱਲੇ ਦੀ ਪਰਮਾਤਮਾ ਨੂੰ ਛੱਡ ਕੇ ਤਨਖਾਹ ਲਵੇ ਰੱਬ ਤੋਂ ਤਨਖਾਹ ਮਤਲਬ ਤਨਕ ਸਾਰਾ ਕੁਝ ਰੱਬ ਦੇਵੇ ਤੇ ਤੂੰ ਸੇਵਾ ਹੋਰਾਂ ਦੀ ਵੀ ਕਰਦਾ ਫਿਰਦਾ ਮੇਰੇ ਵੀਰੋ ਭਾਈਓ ਕੰਨ ਖੋਲ ਕੇ ਸੁਣਿਓ ਗੁਰੂ ਅਰਜਨ ਸਾਹਿਬ ਦਾ ਬਚਨ ਸਾਰਾ ਕੁਝ ਮੇਰਾ ਪਰਮਾਤਮਾ ਕਰਦਾ ਹੈ ਜਦੋਂ ਸਾਹ ਪਰਮਾਤਮਾ ਚਲਾਉਂਦਾ ਦਿਲ ਪਰਮਾਤਮਾ ਟੜਕਾਉਂਦਾ ਹੈ ਤੇ ਮੰਨਣਾ ਕਿੰਨੂੰ ਹੈ ਬੋਲੋ ਬੋਲੋ ਜੀ ਕਿੰਨੂੰ ਮੰਨਣਾ ਹੈ ਰਾਖਾ ਕੌਣ ਹੈ ਸਾਡਾ ਪਰਮਾਤਮਾ ਤੇ ਮੇਰੇ ਵਰਗੇ ਬੰਦਿਆਂ ਨੂੰ ਜੋੜਨਾ ਕਿਹਦੇ ਨਾਲ ਚਾਹੀਦਾ ਹੈ ਬੋਲੋ ਸਿੰਘੋ ਪਰਮਾਤਮਾ ਨਾਲ ਤੇ ਮੇਰੇ ਵਰਗਾ ਬਾਬਾ ਪਤਾ ਕੀ ਕਹਿੰਦਾ ਗੁੱਟ ਤੇ ਬੰਨ ਕੇ ਧਾਗਾ ਇੱਥੇ ਧਾਗਾ ਜੀ ਕੜੇ ਦੇ ਨਾਲ ਇੱਥੇ ਧਾਗਾ ਬੰਨ ਕੇ ਕੀ ਕਹਿੰਦਾ ਹੈ ਇਹ ਧਾਗਾ ਤੇਰੀ ਰੱਖਿਆ ਕਰੂਗਾ ਤੇ ਫਿਰ ਸਾਨੂੰ ਕਹਿਣਾ ਨਹੀਂ ਚਾਹੀਦਾ ਵੀ ਦਿਲ ਕੌਣ ਧੜਕਾਉਂਦਾ ਹੈ ਜੀ ਰੱਬ ਪਰਮਾਤਮਾ ਸਾਹ ਕੌਣ ਚਲਾਉਂਦਾ ਹੈ ਜੀ ਬੋਲਿਆ ਕਰੋ ਯਾਰ ਫਿਰ ਢਿੱਲੇ ਪੈ ਗਏ ਸਾਹ ਕੌਣ ਚਲਾਉਂਦਾ ਹੈ ਪਰਮਾਤਮਾ ਤੇ ਸਾਨੂੰ ਕਹਿਣਾ ਨਹੀਂ ਚਾਹੀਦਾ ਵੀ ਬਾਬਾ ਜੋੜ ਸਾਨੂੰ ਕਾਦੇ ਨਾਲ ਤੇ ਕਮਲਿਆ ਤੂੰ ਧਾਗਿਆਂ ਨਾਲ ਜੋੜੀ ਜਾਂਦਾ ਆਖੋ ਸਤਨਾਮ ਰੱਖਿਆ ਕਰਦਾ ਹੈ ਪਰਮਾਤਮਾ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾ ਤੂੰ ਧਾਗਿਆਂ ਨਾਲ ਜੋੜੀ ਜਾਂਦਾ ਹੈ ਭਾਈ ਜੋਤ ਲਾਇਆ ਕਰੋ ਤੁਹਾਡੀ ਰਕਸ਼ਾ ਕਰੂਗੀ ਲੈ ਦੱਸ ਜੋਤ ਦੀ ਤੇ ਅਸੀਂ ਰਕਸ਼ਾ ਕਰਦੇ ਆਂ ਵੀ ਕਿਤੇ ਬੁਝ ਨਾ ਜਾਵੇ ਆਖੋ ਸਤਨਾਮ ਵਾਹਿ ਜੋਤ ਨੂੰ ਤੇ ਅਸੀਂ ਸੰਭਾਲ ਕੇ ਰੱਖਦੇ ਆ ਕਦੇ ਉਹਦੀ ਰੱਖਿਆ ਕਰਦੇ ਆ ਕਦੇ ਉਹਨੂੰ ਆਲੇ ਦੁਆਲੇ ਕੱਪੜਾ ਜਿਹਾ ਲਾਉਂਦੇ ਆ ਕਦੇ ਉਹਨੂੰ ਬਚਾ ਬਚਾ ਕੇ ਰੱਖਦੇ ਆ ਉਹ ਜੋਤ ਦੀ ਤੇ ਸਾਨੂੰ ਰੱਖਿਆ ਹਰ ਵੇਲੇ ਕਰਨੀ ਪੈਂਦੀ ਹੈ ਜਿਹੜੀ ਚੀਜ਼ ਦੀ ਸਾਨੂੰ ਰੱਖਿਆ ਕਰਨੀ ਪਵੇ ਉਹ ਸਾਡੀ ਰੱਖਿਆ ਕੀ ਕਰ ਲੂ ਆਖੋ ਸਤਨਾਮ ਸ੍ਰੀ ਵਾਹ ਸਾਡੀ ਕੀ ਰੱਖਿਆ ਕਰਨ ਧਾਗਾ ਜੋੜਨਾ ਸਾਨੂੰ ਬਾਬਿਆਂ ਨੇ ਸੀ ਰੱਬ ਨਾਲ ਤੇ ਜੋੜਤਾ ਧਾਗਿਆਂ ਨਾਲ ਰੱਖ ਰੱਖਿਆ ਕਰਦਾ ਹੈ ਪਰਮਾਤਮਾ ਇਹ ਕਹਿੰਦੇ ਧਾਗਾ ਤੇਰੀ ਰੱਖਿਆ ਕਰਦਾ ਹੈ ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਐ ਖਾਂਦਾ ਪਰਮਾਤਮਾ ਦਾ ਹੈ ਤੇ ਸੇਵਾ ਬਗਾਨਿਆਂ ਦੀ ਕਰਦਾ ਹੈ ਸਾਰਾ ਕੁਝ ਰੱਬ ਦਿੰਦਾ ਤੈਨੂੰ ਤੇ ਤੂੰ ਕਮਲਿਆ ਹੋਰਾਂ ਨੂੰ ਹੀ ਰੱਬ ਬਣਾ ਲਿਆ ਓਏ ਤੂੰ ਪਸ਼ੂਆਂ ਨੂੰ ਹੀ ਰੱਬ ਬਣਾ ਲਿਆ ਪੱਥਰਾਂ ਨੂੰ ਹੀ ਰੱਬ ਬਣਾ ਲਿਆ ਦਰਖਤਾਂ ਨੂੰ ਹੀ ਰੱਬ ਬਣਾ ਲਿਆ ਉਹ ਹੋਰਾਂ ਦੇ ਮਗਰ ਹੀ ਲੱਗ ਗਿਆ ਤੂੰ ਫੇਰ ਸੁਣੋ ਵਜੋ ਪਰਮਾਤਮਾ ਸਭ ਕੁਝ ਦੇ ਰਿਹਾ ਪਰ ਕਰਦਾ ਕੀ ਹੈ ਸੁਣੋ ਹੋ ਸਾਹਿਬ ਦਾ ਬਖਸ਼ਿਸ਼ ਪਰਮਾਤਮਾ ਦੀ ਵਜੂਹ ਮਤਲਬ ਤਨਖਾਹ ਕਹਿ ਲੋ ਸਾਰਾ ਕੁਝ ਰੱਬ ਕਰਦਾ ਵਜੂਹ ਸਾਹਿਬ ਦਾ ਸੁਣੋ ਹੋ ਸਾਹਿਬ ਦਾ ਸੇਵ ਬੇਰਾਨੀ ਐਸੇ ਗੁਣ ਹੈ ਅਛਾ ਦਿਓ ਪ੍ਰਾਨੀ ਇਹ ਕਹਿੰਦੇ ਔਗਣ ਬਣੇ ਪਏ ਆ ਦੱਬਿਆ ਗਿਆ ਇਹਨਾਂ ਔਗਣਾਂ ਦੇ ਥੱਲੇ ਇਹ ਕਮੀਆਂ ਆ ਗਈਆਂ ਘਾਟਾਂ ਆ ਗਈਆਂ ਐਸੇ ਔਗਣ ਆ ਗਏ ਜ਼ਿੰਦਗੀ ਦੇ ਵਿੱਚ ਵੀ ਦੱਬਿਆ ਗਿਆ ਇਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਫਸ ਗਿਆ ਲਾਸਟ ਪੰਕਤੀ ਸੁਣੋ ਤਿਸ ਸਿਓ ਲੂਕ ਜੋ ਸਦ ਹੀ ਸੰਗੀ ਕਾਮ ਨਾ ਆਵੇ ਸੋ ਫਿਰ ਫਿਰ ਮੰਗੀ ਉਹਦੇ ਤੋਂ ਲੁਕਾਉਂਦਾ ਜਿਹੜਾ ਸਾਰਾ ਕੁਝ ਵੇਖਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਅੱਗੋਂ ਦੇਖਿਆ ਕੁਝ ਇਹ ਪੰਕਤੀ ਵੇਖਿਓ ਇਹਦੇ ਨਾਲ ਧੁਕਦਾ ਪ੍ਰਮਾਣ ਹੈ ਵੀ ਉਹ ਤੇ ਸਭ ਕੁਝ ਵੇਖਦਾ ਹੈ ਉਹਦੇ ਤੋਂ ਕਿਵੇਂ ਛਪਾ ਲਏਗਾ ਜਿਹੜਾ ਜਿਹੜਾ ਸਭ ਕੁਝ ਵੇਖਦਾ ਸਭ ਕੁਝ ਤੇਰੇ ਨਾਲ ਹੈ ਅੰਗ ਸੰਗ ਹੈ ਉਹਦੇ ਤੋਂ ਤੇ ਲਕੋ ਲਕੋ ਰੱਖਦਾ ਹੈ ਤੇ ਮੰਗਦਾ ਉਹ ਹੈ ਜਿਹੜਾ ਸਾਰਾ ਕੁਝ ਹੀ ਇੱਕ ਦਿਨ ਛੱਡ ਜਾਣਾ ਹੈ ਸਭ ਪਰਿਵਾਰ ਸਭ ਬੱਚੇ ਛੱਡ ਕੇ ਤੁਰ ਜਾਣਾ ਹੈ ਉਹ ਚੀਜ਼ਾਂ ਮੰਗਦਾ ਹੈ ਉਹਦੇ ਨਾਲ ਲਪਟਿਆ ਹੋਇਆ ਹੈ ਜਿਹਦੇ ਨਾਲ ਜੁੜਨਾ ਚਾਹੀਦਾ ਸੀ ਉਹ ਤੋਂ ਲੁਕ ਲੁਕ ਮਾੜੇ ਕੰਮ ਕਰਦਾ ਭਾਈ ਸੁਣੋ ਸਭ ਕੁਝ ਵੇਖਦਾ ਹੈ ਹੱਟ ਪਟਣ ਵਿੱਚ ਬੰਦਰ ਪੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਕਹਿੰਦੇ ਸਭ ਕੁਝ ਵੇਖਦਾ ਹੈ ਉਹਦੇ ਤੋਂ ਕੀ ਛਪਾ ਲੇਗਾ ਲਾਸਟ ਪੰਕਤੀ ਕਹਿੰਦੇ ਰੱਬ ਜਿਹਦੇ ਤੇ ਮਿਹਰ ਕਰਦਾ ਹੈ ਨਾ ਹਾਂਜੀ ਕਹੋ ਨਾਨਕ ਪ੍ਰਭ ਦੀਨ ਦਇਆਲਾ ਜਿਉ ਭਾਵੇ ਤਿਉ ਕਰ ਪ੍ਰਤੁਪਾਲਾ ਮੇਰੇ ਰੱਬ ਜੀ ਸਾਡੇ ਮੂਰਖਾਂ ਉੱਤੇ ਤੈਨੂੰ ਜਿਵੇਂ ਭਾਉਂਦਾ ਬਸ ਕਿਰਪਾ ਕਰ ਦੇ ਜਿਵੇਂ ਕਿਵੇਂ ਤੈਨੂੰ ਚੰਗਾ ਲੱਗਦਾ ਸਾਡੇ ਤੇ ਕਿਰਪਾ ਕਰ ਜਿਹੜੇ ਤਰੀਕੇ ਨਾਲ ਵੀ ਅਸੀਂ ਬਾਹਰ ਆ ਸਕਦੇ ਹਾਂ ਕੱਢ ਲੈ ਮੇਰਿਆ ਰੱਬਾ ਜਿਹੜੇ ਤਰੀਕੇ ਨਾਲ ਵੀ ਮੇਰਾ ਮੇਰਾ ਭਲਾ ਹੋ ਸਕਦਾ ਕਰ ਦੇ ਤੂੰ ਸਾਡੇ ਤੇ ਮਿਹਰ ਕਰ ਦੇ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਸੱਚ ਸੁਣ ਨਹੀਂ ਸਕਦੇ ਝੂਠੀਆਂ ਕਹਾਣੀਆਂ ਗੱਪਾਂ ਦੇ ਮਗਰ ਲੱਗੇ ਪਏ ਆ ਗੱਪ ਸੁਣਾਏ ਬਹੁਤ ਜ਼ਿਆਦਾ ਨੇ ਜੀ ਇੰਨੇ ਗੱਪ ਸੁਣਾਏ ਐ ਇੰਨੀਆਂ ਝੂਠੀਆਂ ਕਹਾਣੀਆਂ ਸੁਣਾਈਆਂ ਝੂਠੀਆਂ ਕਹਾਣੀਆਂ ਸਾਨੂੰ ਸੱਚ ਲੱਗਦੀਆਂ ਤੇ ਸੱਚ ਦੀ ਕਥਾ ਸਾਨੂੰ ਗਲਤ ਲੱਗਣ ਲੱਗ ਪੈਂਦੀ ਹੈ ਆਦਤ ਪੈ ਗਈ ਹੈਬਿਟ ਬਣ ਗਈ ਸਾਡੀ ਅਸੀਂ ਇੰਨਾ ਝੂਠ ਸੁਣਿਆ ਹੈ ਕਿਰਪਾ ਕਰਕੇ ਬੇਨਤੀ ਹੈ ਵੀ ਗੁਰਬਾਣੀ ਦਾ ਸੱਚ ਸੁਣੋ ਆਪ ਬਾਣੀ ਪੜੋ ਆਪ ਬਾਣੀ ਸਮਝੋ ਮੇਰੀ ਵੀਰੋ ਬੇਨਤੀ ਹੈ ਵੀ ਸਹਿਜ ਪਾਠ ਜ਼ਰੂਰ ਆਰੰਭ ਕਰਾਇਓ ਵੈਸੇ ਤੇ ਮੋਬਾਈਲ ਫੋਨਾਂ ਵਿੱਚ ਅਰਥਾਂ ਵਾਲੀਆਂ ਐਪ ਹੈਗੀਆਂ ਜੇ ਹੁਣ ਆ ਘਰ ਘਰ ਫੋਨ ਨੇ ਫੋਨਾਂ ਤੋਂ ਐਪ ਐਪ ਤੋਂ ਤੁਸੀਂ ਪੜ ਲਓ ਪਰ ਜਿਹੜਾ ਪੋਥੀ ਤੇ ਬਹਿ ਕੇ ਸਹਿਜ ਪਾਠ ਅੱਧਾ ਘੰਟਾ ਕਰਨ ਦਾ ਆਨੰਦ ਹੈ ਨਾ ਵੱਖਰਾ ਹੈ ਮੇਰੇ ਵੀਰੋ ਅਗਲੇ ਐਤਵਾਰ ਨਾ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ 10 ਵਜੇ ਤਕਰੀਬਨ 10 ਵਜੇ ਦਾ ਪੱਕਾ ਟਾਈਮ ਦੇ ਦਿਓ ਉਹਨਾਂ ਨੂੰ ਵੀ 10 ਵਜੇ ਸਿੰਘ ਆ ਜਾਣਗੇ ਨਾਲੇ ਤੇ ਮਰਿਆਦਾ ਦੱਸ ਦੇਣਗੇ ਸਾਰੀ ਨਾਲੇ ਮੇਰੀਆਂ ਭੈਣਾਂ ਸਾਰੇ ਪਿੰਡ ਵਾਲੇ ਖਾਸ ਕਰਕੇ ਕਰਿਓ ਹੋਰ ਵੀ ਪਿੰਡਾਂ ਵਾਲੇ ਆਇਓ ਜਿਹੜੇ ਜਿਹੜੇ ਪੜਨ ਜਾਣਦੇ ਹੋ ਸਹਿਜ ਪਾਠ ਆਰੰਭ ਕਰਾ ਲਿਓ ਸਹਿਜ ਪਾਠ ਆਰੰਭ ਕਰੋ ਤੇ ਆਪ ਕੋਈ ਬੰਨਿਆ ਨਹੀਂ ਵੀ ਮਹੀਨੇ 'ਚ ਭੋਗ ਪਾਉਣਾ ਹੈ 15 ਦਿਨਾਂ 'ਚ ਭੋਗ ਪਾਉਣਾ ਜਾਂ ਸਾਲ ਭਾਵੇਂ ਇੱਕ ਸਾਲ ਕਰੋ ਸਹਿਜ ਪਾਠ ਹੌਲੀ ਹੌਲੀ ਇੱਕ ਸਾਲ ਲੱਗ ਜਾਏਗਾ ਤਾਂ ਵੀ ਕੋਈ ਨਹੀਂ ਫਿਰ ਅਗਲੇ ਸਾਲ ਕਰਿਓ ਐਦਾਂ ਇੱਕ ਇੱਕ ਸਹਿਜ ਪਾਠ ਆਪ ਕਰੋ ਬਾਣੀ ਪੜੋ ਇੱਕ ਗੱਲ ਨੋਟ ਕਰ ਲਿਓ ਪਾਠ ਦੀ ਫੀਸ ਕਿਤੇ ਵੀ ਜਮਾ ਨਹੀਂ ਕਰਾਉਣੀ ਆਪ ਪਾਠ ਕਰਿਆ ਕਰੋ ਫੀਸਾਂ ਵਾਲਾ ਪਾਠ ਕਿਉਂ ਨਹੀਂ ਕਰਾਉਣਾ ਕਿਉਂਕਿ ਜਿਹੜਾ ਪਾਠ ਗੁਰਦੁਆਰੇ ਚੱਲਦਾ ਆਪਾਂ ਤੇ ਨੇੜੇ ਤੇੜੇ ਵੀ ਨਹੀਂ ਆਪਾਂ ਨਾ ਸੁਣਿਆ ਅਣਸੁਣੀ ਬਾਣੀ ਦਾ ਕੋਈ ਫਲ ਨਹੀਂ ਮਿਲਣਾ ਫਲ ਉਹਦਾ ਹੈ ਜਦੋਂ ਆਪ ਬਾਣੀ ਸੁਣਾਂਗੇ ਆਪ ਬਾਣੀ ਪੜਾਂਗੇ ਹੁਣ ਸੁਣੋ ਨਾ ਜੀ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਦਾ ਜਰਾ ਜਵਾਬ ਦਿਓ ਜੀ ਮੇਰੀ ਉਹ ਭੈਣੋ ਜਰਾ ਮੇਰੀ ਗੱਲ ਧਿਆਨ ਨਾਲ ਸੁਣਿਓ ਮੇਰੇ ਉਹ ਵੀਰੋ ਮੈਂ ਲੱਗਿਆ ਆਨੰਦ ਸਾਹਿਬ ਪੜਨਾ ਗੱਲ ਦਾ ਮੈਨੂੰ ਜਵਾਬ ਦੇ ਦਿਓ ਸੁਣਿਓ ਧਿਆਨ ਨਾਲ ਮੈਨੂੰ ਆਪਣੇ ਘਰ ਸੱਦੋ ਘਰ ਸੱਦ ਕੇ ਮੈਨੂੰ ਖਵਾਓ ਪਰੌਂਠੇ ਪਰੌਂਠੇ ਖਵਾ ਕੇ ਪ੍ਰਸ਼ਾਦਾ ਛਕਾ ਕੇ ਸਾਨੂੰ ਸਾਰੇ ਬੰਦਿਆਂ ਨੂੰ ਘਰ ਸੱਦ ਲਓ ਵੀ 25 30 ਬੰਦਿਆਂ ਨੂੰ ਰੋਟੀ ਖਵਾਉਣੀ ਹੈ ਪ੍ਰਸ਼ਾਦਾ ਮੈਨੂੰ ਛਕਾਓ ਤੇ ਛਕਣ ਤੋਂ ਬਾਅਦ ਮੈਂ ਜਾਣ ਲੱਗਿਆਂ ਅਰਦਾਸ ਕਰ ਦੂੰ ਤੁਸੀਂ ਨਹੀਂ ਰੋਟੀ ਖਾਣੀ ਤੁਸੀਂ ਨਹੀਂ ਛਕਣਾ ਮੈਂ ਛਕੂ ਅਸੀਂ ਛਕਣ ਛੱਕ ਕੇ ਪਤਾ ਕੀ ਕਹਾਂਗੇ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਨੇ ਪ੍ਰਸ਼ਾਦਾ ਸਾਨੂੰ ਛਕਾਇਆ ਘਰ ਸੱਦ ਕੇ ਕਿਰਪਾ ਕਰੋ ਰੋਟੀ ਅਸੀਂ ਖਾ ਲਈ ਸਾਰੇ ਟੱਬਰ ਦਾ ਰੱਜ ਹੋ ਜੇ ਅਸੀਂ ਅਰਦਾਸ ਕਰਾਂਗੇ ਸਾਰੇ ਟੱਬਰ ਦਾ ਰੱਜ ਹੋ ਜੇ ਤੁਸੀਂ ਰੋਟੀ ਖਾਧੀ ਨਹੀਂ ਦੱਸੋ ਰੱਜ ਹੋ ਜਾਏਗਾ ਤੁਹਾਡਾ ਯਾਰ ਬੋਲ ਕੇ ਦੱਸੋ ਰੱਜ ਹੋ ਜੂਗੇ ਨਹੀਂ ਨਹੀਂ ਹੋਊ ਇਸੇ ਗੱਲ ਤੇ ਰਿਓ ਹੁਣ ਅੱਗੇ ਮੁੱਕਰਿਓ ਨਾ ਰੱਜ ਤੁਹਾਡਾ ਹੋਊ ਕਿ ਨਹੀਂ ਨਹੀਂ ਅੱਛਾ ਜੇ ਨਾਲ 5000 ਰੁਪਈਆ ਦੇ ਦੋ ਰੋਟੀ ਵੀ ਅਸੀਂ ਉਹੀ ਖਾਵਾਂਗੇ ਤੁਸੀਂ ਨਹੀਂ ਖਾਣੀ ਫੇਰ ਮੈਂ ਅਰਦਾਸ ਕਰਾਂ 5000 ਲੈ ਕੇ ਵੀ ਮਹਾਰਾਜ ਇਹਨਾਂ ਦਾ ਰੱਜ ਹੋ ਜੇ ਭਲਾ ਤੁਹਾਡਾ ਰੱਜ ਹੋ ਜੂ ਨਹੀਂ ਚਲੋ ਜੇ 50000 ਦੇ ਕੇ ਵੇਖ ਲਓ ਵੀ ਫੇਰ ਰੱਜ ਹੋ ਜੂ ਕਿ ਨਹੀਂ ਚਲ ਐ ਕਰੋ ਘਰੇ ਸੱਦ ਕੇ ਰੋਟੀ ਮੈਂ ਖਾਵਾਂਗਾ ਤੁਸੀਂ ਜੇ 5 ਲੱਖ ਦੇ ਦਿਓ ਭਲਾ ਫੇਰ ਅਰਦਾਸ ਕਰਾਂਗਾ ਤੁਸੀਂ ਤੇ ਖਾਧੀ ਨਹੀਂ ਵੀ ਮਹਾਰਾਜ ਸਾਰੇ ਟੱਬਰ ਦਾ ਰੱਜ ਹੋ ਜੇ ਫੇਰ ਰੱਜ ਹੋ ਜੂ ਕਿ ਨਹੀਂ 5 ਲੱਖ ਦੇ ਕੇ ਵੀ ਨਹੀਂ ਯਾਰ 5 ਲੱਖ ਤੇ ਦੇਈ ਤੁਹਾਡੀਆਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਇੰਨਾ ਕੁ ਦੇ ਕੇ ਵੇਖ ਲਓ ਫਿਰ ਸ਼ਾਇਦ ਰੱਜ ਹੋ ਜੇ ਹੋ ਜੂ ਤੁਸੀਂ ਇਸ ਗੱਲ ਤੇ ਪੱਕੇ ਹੋ ਨਾ ਵੀ ਇਦਾਂ ਨਹੀਂ ਹੋ ਸਕਦਾ ਇਦਾਂ ਰੋਟੀ ਅਸੀਂ ਖਾਈਏ ਰੱਜ ਤੁਹਾਡਾ ਹੋ ਜੇ ਲੈ ਹੁਣ ਇਹੀ ਇਹੀ ਦਲੀਲਾਂ ਤੁਸੀਂ ਦਿੰਦੇ ਹੋ ਪਾਠ ਕਿੱਥੇ ਚੱਲਦਾ ਹੈ ਉੱਥੇ ਕਰਦਾ ਕੌਣ ਹੈ ਪਾਠੀ ਤੁਹਾਡੇ ਟੱਬਰ ਨੂੰ ਕਹਿੰਦੇ ਲੱਗ ਜੂ ਕਿਵੇਂ ਲੱਗ ਜੂ ਜਦੋਂ ਮੈਂ ਪੁੱਛਦਾ ਵੀ ਯਾਰ ਤੁਹਾਨੂੰ ਕਿਵੇਂ ਲੱਗ ਜੂ ਤੁਸੀਂ ਪਤਾ ਕਿਉਂ ਕੀ ਕਹਿੰਦੇ ਹੋ 11000 ਦਿੱਤਾ ਹੈ ਹੁਣ ਤੁਮ ਜਵਾਬ ਦਿਓ ਮੁੱਕਰਿਓ ਨਾ ਹੁਣ ਜਵਾਬ ਦਿਓ ਲੱਗ ਜੂ 11000 ਦੇ ਕੇ ਫੇਰ ਹਟ ਜੋ ਕਰਾਉਣ ਕੱਖ 11000 ਦੇ ਕੇ ਜੇ ਮੇਰੀ ਰੋਟੀ ਤੁਹਾਨੂੰ ਨਹੀਂ ਪਹੁੰਚਦੀ 11000 ਦੇ ਕੇ ਮੇਰਾ ਪਾਠ ਕੀਤਾ ਤੁਹਾਡੇ ਤੱਕ ਕਿਵੇਂ ਪਹੁੰਚ ਜੂ ਇਹ ਕਿਉਂ ਚਲਾਇਆ ਇਹਨਾਂ ਬੰਦਿਆਂ ਨੇ ਤਾਂ ਚਲਾਇਆ ਹੈ 100 ਪਾਠ ਇਕੱਠੇ ਹੀ ਰੱਖ ਲੈਂਦੇ ਨੇ ਤੀਜੇ ਦਿਨ 10 ਲੱਖ ਕਮਾ ਲੈਂਦੇ ਨੇ ਇਦੋਂ ਵਧੀਆ ਬਿਜ਼ਨਸ ਕਿਹੜਾ ਆਖੋ ਸਤਨਾਮ ਵਾਹ ਹੁਣ ਬਿਜ਼ਨਸ ਤੇ ਵੱਜਦੀ ਐ ਸੱਟ ਫਿਰ ਮਾਰਦੇ ਨੇ ਚੀਕਾਂ ਕਹਿੰਦੇ ਕੂੜ ਪ੍ਰਚਾਰ ਕਰਦੇ ਨੇ ਗਲਤ ਪ੍ਰਚਾਰ ਕਰਤਾ ਜੀ ਕਹਿੰਦੇ ਗਲਤ ਪ੍ਰਚਾਰ ਹੈ ਕਿ ਠੀਕ ਹੈ ਦੱਸੋ ਜਵਾਬ ਹੈ ਕਿਸੇ ਗੱਲ ਦਾ ਇਸ ਗੱਲ ਦਾ ਕਿਸੇ ਕੋਲ ਵੀ ਪਾਠ ਤੁਸੀਂ ਕਰਦੇ ਉੱਥੇ ਕਿਵੇਂ ਪਹੁੰਚ ਜਾਏਗਾ ਇਹ ਧਿਆਨ ਰੱਖੋ ਇਕੱਠਾ ਹੀ 100 100 ਪਾਠ ਪ੍ਰਕਾਸ਼ ਕਰ ਲੈਂਦੇ ਆ ਜੀ ਫਿਰ ਫਿਰ ਜਦੋਂ ਬੋਲਦੇ ਆ ਫਿਰ ਚੀਕਾ ਮਾਰਦੇ ਆ ਜੇ ਸਿਆਣੇ ਹੋ ਤੇ ਸਮਝਾਓ ਤੁਸੀਂ ਦੱਸੋ ਸੱਚ ਕੀ ਹੈ ਸੱਚ ਦੱਸੋ ਕੀ ਹੈ ਆ ਸੱਚ ਹੈ ਭਾਈ 100 ਬੰਦਾ ਬਹਿ ਕੇ ਸੁਣੇ ਇੱਕ ਪਾਠੀ ਪਾਠ ਸੁਣਾਵੇ ਆ ਸੁਣੋ ਇੱਕ ਬੰਦਾ ਸੁਣਾਉਂਦਾ ਨਾ ਬਾਣੀ ਆ ਮੇਰਾ ਵੀਰ ਜਦੋਂ ਸ਼ਬਦ ਪੜਦਾ ਹੈ ਆਪਾਂ ਕਿੰਨੇ ਸੁਣ ਰਹੇ ਆ ਵੇਖੋ ਇੱਕ ਪੜਦਾ ਹੈ ਕਿੰਨੇ ਸੁਣਦੇ ਆ ਜੇ ਤੁਸੀਂ ਸਾਰੇ ਹੀ ਬੋਲਣ ਲੱਗ ਜਾਓ ਫੇਰ ਕੀ ਬਣੇਗਾ 100 ਪਾਠੀ ਪਾਠ ਬੋਲਦੇ 100 ਨੇ ਸੁਣਨ ਵਾਲਾ ਇੱਕ ਵੀ ਨਹੀਂ ਚਾਹੀਦਾ ਕੀ ਹੈ ਵੀ ਇੱਕ ਪਾਠੀ ਪਾਠ ਕਰੇ 99 ਬਹਿ ਕੇ ਸੁਣਨ ਚਾਹੀਦਾ ਇਹ ਹੈ ਹੁਣ ਜਿਹੜੀਆਂ ਗੱਲਾਂ ਤੁਹਾਡੇ ਸਮਝ ਚ ਆ ਜਾਂਦੀਆਂ ਨੌਜਵਾਨ ਵੀਰੋ ਪਿੰਡਾਂ 'ਚ ਜਾ ਕੇ ਰੌਲਾ ਨਹੀਂ ਪਾਉਣਾ ਰੌਲਾ ਪਾਉਣ ਦਾ ਮਤਲਬ ਕੀ ਹੁੰਦਾ ਕਈ ਲੜਨ ਲੱਗ ਜਾਂਦੇ ਜਾ ਕੇ ਐ ਨਹੀਂ ਮਰਿਆਦਾ ਐ ਐ ਨਵੇਂ ਨਵੇਂ ਸੁਣਦੇ ਆ ਨਾ ਉਹ ਇੱਕੋ ਕੰਮ ਕਰਿਆ ਕਰੋ ਅੱਜ ਵੀ ਮੈਂ ਦਿਨੇ ਮੇਰਾ ਇੱਕ ਵੀਰ ਸਾਨੂੰ ਮਿਲਿਆ ਸੀ ਉੱਥੇ ਇੱਥੋਂ ਦਾ ਇਸ ਏਰੀਏ ਦਾ ਉਹਨੂੰ ਮੈਂ ਪਰਮੇਸ਼ਰ ਦਵਾਰ ਗਿਆ ਸੀ ਤੇ ਮੈਨੂੰ ਕਹਿੰਦੇ ਸੀ ਸਾਡੇ ਪਿੰਡ ਵਿੱਚ ਜੀ ਇਦਾਂ ਹੁੰਦਾ ਹੈ ਤੇ ਦੱਸੋ ਤੁਸੀਂ ਕੁਝ ਤੇ ਮੈਂ ਉਸ ਵੀਰ ਨੂੰ ਵੀ ਕਿਹਾ ਸੀ ਮੈਂ ਕਿਹਾ ਜੀ ਅਜੇ ਕੁਝ ਨਹੀਂ ਕਰਨਾ ਤੁਸੀਂ ਕਹਿੰਦੇ ਕੀ ਕਰੀਏ ਬਸ ਇੱਕੋ ਹੀ ਕੰਮ ਕਰੋ ਗੁਰਦੁਆਰੇ ਦੀ ਮਰਿਆਦਾ ਸਹੀ ਨਹੀਂ ਪਿੰਡ 'ਚ ਮਨਮਤਾਂ ਹੋ ਰਹੀਆਂ ਨੇ ਤੁਸੀਂ ਇੱਕੋ ਕੰਮ ਕਰੋ ਪਹਿਲਾਂ ਆਪ ਜੁੜ ਗਿਆ ਆਪਣੇ ਵਰਗਾ ਕੋਈ ਵੀਰ ਹੋਰ ਜੋੜ ਦੋ ਹੋ ਜਾਓਗੇ ਜਿੱਦਣ 2 ਹੋ ਗਏ ਫਿਰ ਹੌਲੀ ਹੌਲੀ 2 ਤੋਂ ਕਿੰਨੇ ਬਣਨਾ ਹੈ 4 ਜਿੱਦਣ 4 ਜਣੇ ਗੁਰਮਤ ਸਮਝ ਜਾਣਗੇ ਫਿਰ ਕਿੰਨੇ ਬਣਨਾ ਹੈ 8 ਜਿੱਦਣ 8 ਸਮਝ ਜਾਣਗੇ ਫਿਰ ਕਿੰਨੇ ਬਣਨਾ ਹੈ 16 ਜਿੱਦਣ 16 ਵੀਰ ਇਕੱਠੇ ਹੋ ਜਾਓਗੇ ਤੇ ਫਿਰ ਕਿੰਨੇ ਬਣਨਾ ਹੈ 32 32 ਵੀਰ ਹੋ ਗਏ ਉਹਨਾਂ ਦੇ ਪਰਿਵਾਰ ਕਿੰਨੇ ਮੈਂਬਰ ਹੋ ਗਏ ਜਿੱਦਣ 32 ਹੋ ਜਾਓਗੇ 50 ਹੋ ਜਾਓਗੇ ਫੇਰ ਜਾ ਕੇ ਕਮੇਟੀ ਨਾਲ ਗੱਲ ਕਰਿਓ ਵੀ ਮਰਿਆਦਾ ਐ ਕਹਿੰਦੀ ਐ ਤੁਸੀਂ ਐ ਕਰਦੇ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੱਲੇ ਬੰਦੇ ਨੇ ਨਹੀਂ ਰੌਲਾ ਪਾਉਣਾ ਪੰਜ ਸੱਤ ਨਾਲ ਗੱਲ ਨਹੀਂ ਬਣਨੀ ਨਾਲੇ ਲੜੀਏ ਕਿਉਂ ਹੱਥ ਜੋੜ ਕੇ ਕਹਿਣਾ ਵੀ ਭਰਾਵਾ ਆ ਆ ਬਾਣੀ 'ਚ ਆ ਵੇਖ ਆ ਲਿਖਿਆ ਬਾਣੀ 'ਚ ਸਾਡਾ ਉਪਦੇਸ਼ ਕੋਈ ਨਹੀਂ ਬਾਣੀ 'ਚ ਲਿਖਿਆ ਨਾ ਜਾਓ ਕਬਰਾਂ ਮੜੀਆਂ ਤੇ ਕੱਖ ਨਹੀਂ ਪਿਆ ਤੁਸੀਂ ਆਪਣੀ ਗੱਲ ਨਾ ਕਰੋ ਬਾਣੀ ਦੀ ਕਰੋ ਬਾਣੀ ਦੀ ਕਰੋ ਬਾਕੀ ਚੰਗਾ ਲੱਗਿਆ ਮੈਂ ਤੁਹਾਡੇ ਇਸ ਏਰੀਆ ਜਿਹੜਾ ਨਾ ਜੀ ਬਨੂੜ ਤੋਂ ਲਾਂਡਰਾਂ ਤੋਂ ਐ ਨੂੰ ਤੇ ਰਾਜਪੁਰੇ ਤੋਂ ਐ ਨੂੰ ਆ ਵਿਚਾਲਾ ਜਿਹਾ ਪੈ ਜਾਂਦਾ ਹੈ ਇੱਥੇ ਮੈਂ ਪਹਿਲੀ ਵਾਰੀ ਆਇਆ ਇਸ ਏਰੀਏ ਤੇ ਲੱਗਿਆ ਮੈਨੂੰ ਬਹੁਤ ਚੰਗਾ ਹੈ ਮੈਂ ਕੋਸ਼ਿਸ਼ ਕਰਾਂਗਾ ਨੇੜੇ ਤੇੜੇ ਜ਼ਰੂਰ ਹੋਰ ਵੀ ਦੀਵਾਨ ਰੱਖੀਏ ਸ੍ਰੀ ਅਕਾਲ ਵਿੱਚ ਵਿਚਾਲਾ ਜਾ ਪੈ ਜਾਂਦਾ ਹੈ ਬਹੁਤ ਮਨਮਤਾਂ ਸਾਡੇ ਏਰੀਆ 'ਚ ਚੱਲ ਕਿਉਂਕਿ ਜਦੋਂ ਪਿੰਡਾਂ 'ਚ ਵੇਖਦਾ ਨਾ ਪਤਾ ਲੱਗ ਜਾਂਦਾ ਜੀ ਬੰਦਿਆਂ ਦੀ ਰਹਿਣੀ ਬਹਿਣੀ ਤੋਂ ਸੁਣ ਵੇਖ ਤੁਰਦਿਆਂ ਫਿਰਦਿਆਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਵੀ ਅਜੇ ਗੁਰਮਤ ਦਾ ਪੂਰਾ ਚਾਨਣ ਨਹੀਂ ਹੋਇਆ ਕੋਈ ਕੋਈ ਹੈ ਇਹ ਨਹੀਂ ਵੀ ਕੋਈ ਕੋਈ ਸਿੰਘ ਹੈ ਪੂਰਾ ਸਮਝਣ ਲੱਗ ਗਿਆ ਜਿਹੜਾ ਤੇ ਮੇਰੀ ਬੇਨਤੀ ਹੈ ਵੀਰੋ ਸਹਿਬ ਟੀਵੀ ਤੇ ਨੈਟ ਤੇ ਦੀਵਾਨ ਚੱਲਦਾ ਹੁੰਦਾ ਹੈ ਘਰ 'ਚ ਬਹਿ ਕੇ ਸੁਣਿਆ ਐਪ ਲੋਡ ਕਰੋ sahib.tv ਫੋਨ ਦੇ ਵਿੱਚ ਸੇਵ ਕਰ ਲਓ ਫੇਸਬੁੱਕ ਤੇ ਚੱਲਦਾ ਘਰ ਬਹਿ ਕੇ ਸੁਣਿਆ ਕਰੋ ਜਿੱਦਣ ਕੁਝ ਗਲਤ ਬੋਲਿਆ ਨਾ ਜਿੱਦਣ ਕੁਰਬਾਨੀ ਤੋਂ ਉਲਟ ਬੋਲਿਆ ਉਦੋਂ ਤੁਹਾਡਾ ਜਵਾਬ ਦੇ ਹੋਵਾਂਗਾ ਮੇਰਾ ਸਿਰ ਤੁਹਾਡੀਆਂ ਜੁੱਤੀਆਂ ਉਦੋਂ ਜਵਾਬ ਦੇ ਆ ਜਿੱਦਣ ਬਾਣੀ ਤੋਂ ਬਾਹਰ ਜਾਵਾਂਗਾ ਪਰ ਇਹਨਾਂ ਪਖੰਡੀਆਂ ਬੂਬਣਿਆਂ ਦਾ ਮੈਂ ਜਵਾਬ ਦੇ ਨਹੀਂ ਜਿਹੜੇ ਚੜ ਚੜ ਕੇ ਆਉਂਦੇ ਆ ਸਾਡੇ ਬੰਦੇ ਮਾਰਦੇ ਆ ਧੱਕਾ ਕਰਦੇ ਆ ਗੋਲੀਆਂ ਮਾਰਦੇ ਆ ਗਾਲਾਂ ਕੱਢਦੇ ਆ ਇਹਨਾਂ ਪਖੰਡੀਆਂ ਦਾ ਮੈਂ ਕੋਈ ਜਵਾਬ ਦੇ ਨਹੀਂ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਮੈਂ ਨਹੀਂ ਤੇਰੇ ਨਾਲ ਵਸਦੀ ਅਖੇ ਕਿਉਂ ਤੇਰੀ ਖਾਂਦੇ ਦੀ ਦਾੜੀ ਹਿੱਲਦੀ ਹੈ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਅਸੀਂ ਇਹਨਾਂ ਬੂਬਣਿਆਂ ਦਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇਹਨਾਂ ਨੂੰ ਕੋਈ ਜਵਾਬ ਦੇ ਨਹੀਂ ਕਿਉਂਕਿ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਮੰਨਣੀ ਚਾਹੇ ਮੈਂ ਜੋ ਮਰਜ਼ੀ ਕਹੀ ਜਾਵਾਂ ਇਹਨਾਂ ਨੇ ਮੰਨਣੀ ਹੋਈ ਨਹੀਂ ਕਿਉਂਕਿ ਇਹ ਬਾਬਿਆਂ ਦੇ ਸਿੱਖ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਇਹ ਪਤਾ ਕੋ ਕੀ ਕਹਿਣਗੇ ਸਾਡਾ ਬਾਬਾ ਤੇ ਐ ਕਹਿੰਦਾ ਹੈ ਤੇਰਾ ਬਾਬਾ ਕਹਿੰਦਾ ਹੋਏਗਾ ਸਾਡਾ ਗੁਰੂ ਗ੍ਰੰਥ ਸਾਹਿਬ ਆ ਕਹਿੰਦਾ ਅਸੀਂ ਤੇਰੇ ਬਾਬੇ ਦੇ ਸਿੱਖ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਸ ਤੇਰਾ ਬਾਬਾ ਹੋਏਗਾ ਵੱਡਾ ਕੋਈ ਆਪਣਾ ਬਾਬਾ ਚੁੱਕੀ ਫਿਰਦਾ ਕੋਈ ਆਪਣਾ ਚੁੱਕੀ ਫਿਰਦਾ ਹਰੇਕ ਬੰਦੇ ਦਾ ਆਪਣਾ ਆਪਣਾ ਬਾਬਾ ਹੈ ਸਾਡਾ ਤੇ ਭਾਈ ਗੁਰੂ ਗ੍ਰੰਥ ਸਾਹਿਬ ਬਾਬਾ ਸਭ ਕੁਝ ਇਹ ਹੈ ਗੁਰੂ ਗ੍ਰੰਥ ਸਾਹਿਬ ਮੰਨਣਗੇ ਤਾਂ ਮੰਨਾਂਗੇ ਜਿਹੜੀ ਗੱਲ ਮੇਰੇ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਅਸੀਂ ਨਹੀਂ ਮੰਨਣੀ ਭਾਵੇਂ ਟੁਕੜੇ ਟੁਕੜੇ ਕਰ ਦੋ ਅਸੀਂ ਨਹੀਂ ਮੰਨਣੀ ਸਤਿ ਸ੍ਰੀ ਅਕਾਲ ਅਸੀਂ ਨਹੀਂ ਤੁਹਾਤੋਂ ਡਰਦੇ ਇਹਦੇ ਲਈ ਵਿਚਾਰਾਂ ਵਾਲਾ ਪੰਗਾ ਤੁਹਾਡੇ ਨਾਲ ਲੈਂਦੇ ਰਾਂਗੇ ਵਿਚਾਰ ਕਰਨੋਂ ਨਹੀਂ ਹਟਦੇ ਸਟੇਜਾਂ ਤੇ ਬੋਲਣੋਂ ਨਹੀਂ ਹਟਦੇ ਡਟ ਕੇ ਬੋਲਾਂਗੇ ਜੋ ਬੋਲਣਾ ਹੈ ਬੋਲਾਂਗੇ ਭਾਈ ਜੇ ਕਿਤੇ ਰੌਲਾ ਪਾਉਂਦੇ ਐ ਫਿਰ ਸਿਕਿਉਰਿਟੀ ਨੂੰ ਕਵਾਂਗੇ ਭਾਈ ਪ੍ਰਬੰਧ ਕਰੋ ਦੀਵਾਨ ਤੇ ਜੇ ਕਿਤੇ ਪ੍ਰਬੰਧਕਾਂ ਨੂੰ ਦਿੱਕਤ ਆਏਗੀ ਤੇ ਪ੍ਰਬੰਧਕ ਪ੍ਰਸ਼ਾਸਨ ਨੂੰ ਕਹਿਣ ਵੀ ਸਾਨੂੰ ਇਹ ਬੰਦੇ ਤੰਗ ਕਰਦੇ ਐ ਅਸੀਂ ਲੜ ਨਹੀਂ ਸਕਦੇ ਕਿਸੇ ਨਾਲ ਅਸੀਂ ਕਿਸੇ ਭਰਾ ਮਾਰੂ ਜੰਗ ਅਸੀਂ ਸਿਰ ਨਹੀਂ ਪਾੜਨੇ ਕਿਸੇ ਦੇ ਪ੍ਰਬੰਧ ਕਰਾਂਗੇ ਭਾਈ ਕੋਈ ਦਿੱਕਤ ਨਾ ਆਵੇ ਧੀਆਂ ਭੈਣਾਂ ਨੇ ਆਉਣਾ ਹੈ ਬੱਚਿਆਂ ਨੇ ਆਉਣਾ ਹੈ ਇੱਥੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਹੋਰ ਕੀ ਕਰ ਵੀ ਕੀ ਸਕਦੇ ਆ ਭਾਈ ਲੜ ਨਹੀਂ ਸਕਦੇ ਸਾਡਾ ਬੰਦਾ ਮਾਰ ਦਿੱਤਾ ਸਾਡਾ ਭਰਾ ਸ਼ਹੀਦ ਕਰਤਾ ਇਹਨਾਂ ਨੇ ਮੇਰੇ ਨਾਲ ਬੈਠੇ ਨੂੰ ਗੋਲੀ ਮਾਰੀ ਹੈ ਪਰ ਅਸੀਂ ਇਹਨਾਂ ਨੂੰ ਗੋਲੀਆਂ ਨਹੀਂ ਮਾਰਨੀਆਂ ਨਾ ਅਸੀਂ ਡਾਂਗ ਚੁੱਕ ਸਕਦੇ ਆ ਨਾ ਸਾਡੇ 'ਚ ਇੰਨੀ ਤਾਕਤ ਹੈ ਭਾਈ ਲੜਨ ਵਾਲੇ ਨਹੀਂ ਅਸੀਂ ਅਸੀਂ ਤੇ ਬਾਣੀ ਦੀ ਗੱਲ ਕਰ ਸਕਦੇ ਆ ਸਟੇਜ ਤੇ ਬਹਿ ਕੇ ਕਰਦੇ ਆ ਬਾਕੀ ਆਪਣਾ ਬਚਾਅ ਕਰਨ ਵਾਸਤੇ ਆ ਹੁਣ ਮਾੜੇ ਮੋਟੇ ਅੱਗੇ ਮੈਂ ਇੰਨੇ ਸਾਲ ਫਿਰਦਾ ਰਿਹਾ ਇੱਕ ਵੀ ਰਾਈਫਲ ਮੇਰੇ ਨਾਲ ਨਹੀਂ ਸੀ ਹੁੰਦੀ ਇੱਕ ਵੀ ਬੰਦਾ ਮੇਰੇ ਨਾਲ ਰਾਈਫਲ ਵਾਲਾ ਨਹੀਂ ਸੀ ਹੁੰਦਾ ਆ ਹੁਣ 5-7 ਰੱਖਣੀਆਂ ਪੈਂਦੀਆਂ ਨੇ ਕਿਉਂ ਭਲਾ ਜਦੋਂ ਕੁੱਤਾ ਹਲਕ ਜਾਏ ਫਿਰ ਡੰਡਾ ਚੁੱਕਣਾ ਹੀ ਪੈਂਦਾ ਹੈ ਸਤਿ ਸ੍ਰੀ ਅਕਾਲ ਕਰੀਏ ਕਿ ਯਾਰ ਕੁੱਤੇ ਹਲਕੇ ਫਿਰਦੇ ਨੇ ਫਿਰ ਡੰਡਾ ਤਾਂ ਚੁੱਕੀ ਫਿਰਦੇ ਆ ਹੋਰ ਸਾਨੂੰ ਕੋਈ ਡੰਡਿਆਂ ਦਾ ਚਾਹ ਨਹੀਂ ਬਾਕੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਕਿਸੇ ਨੂੰ ਮਾਰਨਾ ਨਹੀਂ ਬਸ ਇਹ ਤਾਂ ਰੱਖੀ ਫਿਰਦੇ ਆ ਵੀ ਯਾਰ ਜਿਵੇਂ ਅੱਗੇ ਮਾਰ ਗਏ ਸੀ ਕਿਤੇ ਹੁਣ ਦੁਬਾਰਾ ਆ ਗਏ ਘੱਟ ਤੋਂ ਘੱਟ ਮਾੜਾ ਮੋਟਾ ਪ੍ਰਬੰਧ ਤੇ ਚਾਹੀਦਾ ਹੀ ਹੈ ਨਾ ਮਾੜਾ ਮੋਟਾ ਤੇ ਚਾਹੀਦਾ ਬਸ ਹੋਰ ਅਸੀਂ ਕੋਈ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੁੰਦੇ ਅਸੀਂ ਕੋਈ ਲੜਨ ਵਾਲੇ ਨਹੀਂ ਅਸੀਂ ਤੇ ਬਾਣੀ ਦੀ ਗੱਲ ਕਰਦੇ ਆ ਤੇ ਕਰਦੇ ਰਹਾਂਗੇ ਸੋ ਤੁਹਾਡੇ ਵੀਰਾਂ ਦਾ ਬਹੁਤਾ ਧੰਨਵਾਦ ਭਾਈ ਅੱਜ ਤੋਂ ਤੁਹਾਨੂੰ 3 ਘੰਟੇ ਮੈਂ ਬੰਨ ਕੇ ਜੇ ਔਖਾ ਸੌਖਾ ਬੈਠੀ ਰਹਿ ਗਈਆਂ ਨੇ ਲੱਤਾਂ ਲੁੱਤਾਂ ਦੁਖਦੀਆਂ ਹੋਣਗੀਆਂ ਚੱਲ ਕੋਈ ਨਹੀਂ ਬਸ ਹੁਣ ਅਰਦਾਸ ਹੋਣੀ ਹੈ ਹੁਕਮਨਾਮੇ ਸੁਣ ਕੇ ਫੇਰ ਆਪਾਂ ਚੱਲਦੇ ਆ ਸੌਣਾ ਹੀ ਹੈ ਜੀ ਘਰ ਕੰਮ ਨਹੀਂ ਮੁਕਣੇ ਕੰਮ ਮੁਕਾਉਂਦੇ ਮੁਕਾਉਂਦੇ ਪਤਾ ਨਹੀਂ ਕਿੰਨੇ ਕੁ ਮੁੱਕ ਗਏ ਆਪਾਂ ਕੰਮ ਵੀ ਕਰਦੇ ਰਹੀਏ ਨਾਲ ਨਾਲ ਆ ਸਾਡਾ ਅਸਲੀ ਕੰਮ ਹੈ ਵੇਖਿਓ ਜੀ ਆਨੰਦ ਕਾਰਜ ਹੋਣ ਤੇ ਅੱਧਾ ਘੰਟਾ ਲੱਗਦਾ ਹੈ ਉਦੋਂ ਬਾਅਦ ਨਾ ਬੰਦੇ ਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਯੂ ਟਰਨ ਲੈ ਲੈਂਦਾ ਇੱਕਦਮ ਗ੍ਰਿਸ਼ਤੀ ਬਣ ਜਾਂਦਾ ਹੈ ਉਦੋਂ ਬਾਅਦ ਲਾਣੇਦਾਰ ਬਣ ਜਾਂਦਾ ਹੈ ਜ਼ਿੰਮੇਵਾਰੀਆਂ ਪੈ ਜਾਂਦੀਆਂ ਅੱਧਾ ਘੰਟਾ ਇੱਕਦਮ ਜ਼ਿੰਦਗੀ ਬਦਲ ਦਿੰਦਾ ਹੈ ਦੋਸਤ ਬਦਲ ਜਾਂਦੇ ਨੇ ਮਿੱਤਰ ਬਦਲ ਜਾਂਦੇ ਨੇ ਰਿਸ਼ਤੇਦਾਰੀਆਂ 'ਚ ਜਾਣਾ ਪੈਂਦਾ ਮੁੜ ਕੇ ਘਰ ਵਾਲੀ ਦਾ ਫਿਕਰ ਬੰਦਾ ਅੱਧੇ ਘੰਟੇ 'ਚ ਹੋਰ ਦਾ ਹੋਰ ਹੀ ਬਣ ਜਾਂਦਾ ਹੈ ਜਦੋਂ ਇੱਥੇ ਦੀਵਾਨ ਵਿੱਚ ਬੈਠਨੇ ਆ ਨਾ ਸਾਡਾ ਵਿਆਹ ਗੁਰੂ ਗ੍ਰੰਥ ਸਾਹਿਬ ਨਾਲ ਹੋ ਜਾਂਦਾ ਹੈ ਕੋਈ ਪਤਾ ਹੀ ਨਹੀਂ ਨਹੀਂ ਮੇਰੇ ਕਿੰਨੇ ਕੁ ਵੀਰਾਂ ਨੇ ਹੋਰ ਦੇ ਹੋਰ ਹੀ ਬਣ ਸੰਗਤ ਮੇਰੀਆਂ ਭੈਣਾਂ ਨੇ ਮੇਰੇ ਕਿੰਨੇ ਵੀਰਾਂ ਨੇ ਤੁਹਾਡੀ ਤੁਹਾਡੇ 'ਚ ਬੈਠੇ ਨੇ ਜਿਨ੍ਹਾਂ ਦਾ ਅੱਜ ਕੁਰਬਾਨੀ ਨਾਲ ਰਿਸ਼ਤਾ ਬਣ ਜਾਣਾ ਰਿਸ਼ਤਾ ਪੜਨ ਲੱਗ ਜਾਣਾ ਉਹਨਾਂ ਨੇ ਵਿਆਹ ਹੋ ਜਾਣਾ ਉਹ ਕਹੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਇਹ ਹੁਣ ਅਗਿਆਨ ਅੰਧੇਰਾ ਕੱਟਿਆ ਅੱਗੇ ਅਗਿਆਨ ਵੇ ਅਗਿਆਨੀ ਸੀ ਗਲਤ ਸੀ ਆਪਾਂ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਗਿਆਨ ਹੋ ਗਿਆ ਹੁਣ ਹੁਣ ਸਮਝ ਪੈ ਗਈ ਹੁਣ ਚੰਡੇ ਗਏ ਭਾਈ ਅਕਲ ਆ ਗਈ ਸੋ ਸਾਰੀ ਸੰਗਤ ਦਾ ਧੰਨਵਾਦ ਇਥੋਂ ਦੇ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ ਬਹੁਤ ਮਿਹਨਤ ਕੀਤੀ ਮੇਰੇ ਕੋਲ ਬੜੇ ਗੇੜੇ ਇਹਨਾਂ ਨੇ ਲਾਏ ਇੱਥੋਂ ਦੇ ਸਿੰਘਾਂ ਨੇ ਦੀਵਾਨ ਲੈਣ ਇੱਕ ਸਾਲ ਹੋ ਗਿਆ ਇਹਨਾਂ ਨੂੰ ਮੇਰੇ ਮਗਰ ਫਿਰਦਿਆਂ ਬਹੁਤ ਚਾਹ ਨਾਲ ਪ੍ਰਬੰਧ ਵੀ ਸਾਰਾ ਬਹੁਤ ਚਾਹ ਨਾਲ ਕੀਤਾ ਹੈ ਤੇ ਪ੍ਰਬੰਧਕਾਂ ਨੇ ਚਾਹ ਨਾਲ ਕੀਤਾ ਹੈ ਤੇ ਸੰਗਤ ਨੇ ਵੀ ਕੋਈ ਕਸਰ ਨਹੀਂ ਛੱਡੀ ਜਿੱਥੇ ਤੱਕ ਨਜ਼ਰ ਪੈਂਦੀ ਹੈ ਸੰਗਤ ਬੈਠੀ ਦਿਸਦੀ ਹੈ ਪੰਡਾਲ ਸਤਿ ਸ੍ਰੀ ਅਕਾਲ ਅੱਜ ਅੱਜ ਜੇ ਤੁਸੀਂ ਇਸ ਸਿਰੇ ਤੋਂ ਉਹ ਸਿਰੇ ਤੱਕ ਜਿੱਥੇ ਤੱਕ ਸੰਗਤ ਬੈਠੀ ਹੈ ਮਿੰਤੀ ਕਰੋ 500 ਫੁੱਟ ਤੋਂ ਵੀ ਜ਼ਿਆਦਾ ਲੰਮਾ ਪੰਡਾਲ ਹੈ 500 ਫੁੱਟ ਕਿਵੇਂ ਵੇਖੋ ਜੇ ਇਹਨਾਂ ਨੇ ਚਾਹ ਨਾਲ ਪ੍ਰਬੰਧ ਕੀਤਾ ਹੈ ਤੇ ਤੁਸੀਂ ਵੀ ਬਹੁਤ ਚਾਹ ਨਾਲ ਆ ਕੇ ਸੁਣਿਆ ਸੰਗਤ ਨੇ ਵੀ ਬਹੁਤ ਸਾਥ ਦਿੱਤਾ ਹੈ ਪਿੰਡ ਵਾਲਿਆਂ ਦਾ ਬਹੁਤ ਬਹੁਤ ਵਧਾਈਆਂ ਨਗਰ ਨਿਵਾਸੀਆਂ ਨੂੰ ਪਿੰਡ ਵਾਲਿਆਂ ਨੂੰ ਬਹੁਤ-ਬਹੁਤ ਸਮਾਗਮ ਦੀਆਂ ਵਧਾਈਆਂ ਅੰਮ੍ਰਿਤ ਸੰਚਾਰ ਦੀਆਂ ਵਧਾਈਆਂ ਭਾਈ ਆਪਣੇ ਨੇੜੇ ਸ਼ਾਬਾਦ ਸ਼ਾਬ ਸ਼ਾਬ ਸ਼ਾਬਾਦ ਮਾਰਕੰਡਾ ਸ਼ਾਬਾਦ ਮਾਰਕੰਡਾ ਅਨਾਜ ਮੰਡੀ ਵਿੱਚ 18 19 ਤੇ 20 ਤਿੰਨ ਦੀਵਾਨ ਨੇ ਜੀ ਐਸੇ ਮਹੀਨੇ ਦੇ 18 19 20 17 ਤਰੀਕ ਨੂੰ ਭਾਈ ਭਪਿੰਦਰ ਸਿੰਘ ਜੋ ਪਿਛਲੇ ਸਾਲ 17 ਨੂੰ ਅਟੈਕ ਕੀਤਾ ਸੀ ਖਾਸੀ ਕਲਾ ਅਨਾਜ ਮੰਡੀ ਵਿੱਚ ਲੁਧਿਆਣੇ ਦੇ ਨੇੜੇ ਪਿੰਡ ਪੈਂਦਾ ਜੀ ਖਾਸੀ ਕਲਾ ਸਾਰੇ ਦਰਸ਼ਨ ਦਿਓ ਭਾਈ ਭਪਿੰਦਰ ਸਿੰਘ ਦੇ ਬੱਚੇ ਵੀ ਅੱਜ ਆਏ ਹੋਏ ਆ ਉਹਨਾਂ ਦੇ ਘਰੋਂ ਵੀ ਕਿਉਂਕਿ ਪਿੰਡ ਵਾਲਿਆਂ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਕੱਲ ਕਿਹਾ ਸੀ ਕਹਿੰਦੇ ਬੀਬੀ ਜੀ ਨੂੰ ਵੀ ਲਿਆਇਓ ਤੇ ਬੱਚਿਆਂ ਨੂੰ ਅਸੀਂ ਸਤਿਕਾਰ ਕਰਨਾ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਸੀ ਤਾਂ ਅੱਜ ਬੱਚੇ ਉਹਨਾਂ ਦੇ ਆਏ ਐ 17 ਤਰੀਕ ਨੂੰ ਖਾਸੀ ਕਲਾਂ ਪਿੰਡ ਵਿੱਚ ਭਾਈ ਭਪਿੰਦਰ ਸਿੰਘ ਜੀ ਨੂੰ ਯਾਦ ਕਰਦੇ ਆ ਗੁਰਮਤ ਸਮਾਗਮ 17 ਤਰੀਕ ਨੂੰ ਹੋਏਗਾ ਰਾਤ ਦਾ ਟਾਈਮ ਅਨਾਜ ਮੰਡੀ ਵਿੱਚ 7 ਤੋਂ ਲੈ ਕੇ 11 ਵਜੇ ਤੱਕ ਪਿੰਡ ਖਾਸੀ ਕਲਾਂ ਲੁਧਿਆਣੇ ਦੇ ਨੇੜੇ ਜਿਨ੍ਹਾਂ ਕੋਲ ਟਾਈਮ ਹੋਵੇ ਉੱਥੇ ਪਹੁੰਚ ਕੇ ਦਰਸ਼ਨ ਦੇਣੇ ਭਾਈ ਭਪਿੰਦਰ ਸਿੰਘ ਜੀ ਨੂੰ ਸਾਡੀ ਸੰਸਥਾ ਦੇ ਪ੍ਰਚਾਰਕ ਸਨ ਉਹਨਾਂ ਨੂੰ ਯਾਦ ਕਰਦੇ ਆ ਆਪਾਂ ਭੈਣਾ ਭਰਾਵਾਂ ਨੇ ਜਿੰਨੇ ਵੀ ਆਉਣ ਵਾਲੇ ਆ ਜਰੂਰ ਦਰਸ਼ਨ ਦਿਓ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਬੋਲੋ ਜੀ ਧੰਨ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਗੁਰੂ ਜੀ ਤੁਹਾਡਾ ਇੱਕ ਇੱਕ ਬਚਨ ਸਾਡੇ ਹਿਰਦੇ ਵਿੱਚ ਵਸੇ ਬੋਲੋ ਗੁਰੂ ਜੀ ਤੁਹਾਡਾ ਇੱਕ ਇੱਕ ਬਚਨ ਸਾਡੇ ਹਿਰਦੇ ਵਿੱਚ ਵਸੇ ਤੁਹਾਡੀ ਬਾਣੀ ਦਾ ਚਾਨਣ ਹੋਵੇ ਤੁਹਾਡੀ ਬਾਣੀ ਦਾ ਚਾਨਣ ਹੋਵੇ ਮੇਰੇ ਮਗਰ ਬੋਲਿਓ ਗੁਰੂ ਜੀ ਤੁਹਾਡੇ ਬਚਨਾਂ ਤੇ ਸ਼ੰਕੇ ਨਾ ਕਰੀਏ ਗੁਰੂ ਜੀ ਤੁਹਾਡੇ ਬਚਨਾਂ ਤੇ ਸ਼ੰਕੇ ਨਾ ਕਰੀਏ ਸ਼ੰਕੇ ਨਾ ਕਰੀਏ ਤੁਹਾਡਾ ਇੱਕ ਇੱਕ ਵਚਨ ਸੱਤ ਹੈ ਤੁਹਾਡਾ ਇੱਕ ਇੱਕ ਵਚਨ ਸੱਤ ਹੈ ਸੱਤ ਹੈ ਗੁਰੂ ਜੀ ਦੇ ਬਚਨ ਪੜ੍ਹੀਏ ਸੁਣੀਏ ਭਾਈ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖ ਸੁਖ ਦੇਣ ਵਾਲੀ ਬਾਣੀ ਗਾਇਆ ਕਰੋ ਪੜਿਆ ਕਰੋ ਸੁਣਿਆ ਕਰੋ ਸਮਝਿਆ ਕਰੋ ਬਾਕੀ ਜੂਨ ਦੇ ਮਹੀਨੇ 3 ਜੂਨ ਦਾ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਜਿਹੜਾ ਮੰਥਲੀ ਸਮਾਗਮ ਹੁੰਦਾ ਹੈ 3 ਜੂਨ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੀਵਾਨ ਰਾਤ ਦਾ ਲੱਗੇਗਾ ਹਰ ਮਹੀਨੇ ਦਾ ਜਿਹੜਾ ਦੀਵਾਨ ਹੁੰਦਾ ਭਾਈ ਉਹਦੇ ਵਿੱਚ ਵੀ ਦਰਸ਼ਨ ਦੇਣੇ ਰਾਜਪੁਰੇ ਦੇ ਸਿੰਘ ਵੀ ਕਹਿੰਦੇ ਸੀ ਦੀਵਾਨਾਂ ਵਾਸਤੇ ਰਾਜਪੁਰੇ ਦੇ ਸਿੰਘ ਜੇ ਉਦਮ ਕਰਨ ਇਲਾਕੇ ਵਾਲੇ ਉਹਨਾਂ ਦਾ ਸਹਿਯੋਗ ਦਿਓ ਆਪਾਂ ਰਾਜਪੁਰੇ ਸ਼ਹਿਰ ਵਿੱਚ ਵੀ ਦੀਵਾਨ ਦੇਵਾਂਗੇ ਇਹ ਏਰੀਆ ਪੈ ਜਾਂਦਾ ਸਾਰਾ ਰਾਜਪੁਰੇ ਦਾ ਨੇੜੇ ਪੈ ਜਾਂਦਾ ਹੈ ਸੋ ਉਪਰਾਲਾ ਕਰੀਏ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਡਟ ਕੇ ਗੁਰਮਤ ਦਾ ਪ੍ਰਚਾਰ ਕਰੀਏ ਕੱਲਾ ਕੱਲਾ ਵੀਰ ਪ੍ਰਚਾਰਕ ਬਣੋ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨੀਆਂ ਬੇਨਤੀਆਂ ਕੀਤੀਆਂ ਨੇ ਹਿਰਦੇ 'ਚ ਵਸਾਓ ਕੋਈ ਵੀ ਭੁੱਲ ਗਲਤੀ ਜੇ ਕੋਈ ਹੋਈ ਹੈ ਮੇਰੀ ਜਾਣ ਕੇ ਮਾਫ ਕਰ ਦਿਓ ਭੁੱਲਾਂ ਪ੍ਰਚਾਰਕ ਦੀਆਂ ਤੇ ਗਿਆਨ ਗੁਰੂ ਦਾ ਫਿਰ ਕਹੋ ਭੁੱਲਾਂ ਪ੍ਰਚਾਰਕ ਦੀਆਂ ਗਿਆਨ ਗੁਰੂ ਦਾ ਗੁਰੂ ਦਾ ਗਿਆਨ ਹੈ ਇਹਨੂੰ ਪੱਲੇ ਬੰਨੋ ਗੁਰੂ ਦੇ ਬਚਨ ਹਿਰਦੇ ਵਸਾਓ ਟਿਕ ਕੇ ਬੈਠੇ ਰਹੋ ਭਾਈ ਉਠਣਾ ਨਹੀਂ ਕਿਸੇ ਨੇ ਸਾਰੇ ਹੁਣ ਸਜੇ ਰਹੋ ਮੱਥਾ ਦੂਰੋਂ ਹੀ ਟੇਕ ਲਿਆ ਸਾਰਿਆਂ ਨੇ ਬਸ ਇਦਾਂ ਹੀ ਬਾਕੀ ਗਹਿਣੇ ਆਪਣੇ ਪਰਸ ਮੋਬਾਈਲ ਸੰਭਾਲ ਕੇ ਰੱਖਿਓ ਵਿੱਚ ਸ਼ਰਾਰਤੀ ਬੰਦੇ ਬਹੁਤ ਆਏ ਹੋਏ ਨੇ ਤੁਹਾਡੇ ਮੋਬਾਈਲ ਕੱਢ ਕੇ ਲੈ ਜਾਣਗੇ ਬੱਚਿਆਂ ਦਾ ਵੀ ਖਿਆਲ ਰੱਖਿਓ ਛੋਟਿਆਂ ਦਾ ਤੇ ਫੋਨ ਆਪਣੇ ਫੋਨ ਵਗੈਰਾ ਮੋਬਾਈਲ ਤੇ ਪਰਸ ਆਪਣੇ ਸੰਭਾਲ ਲਿਓ ਭਾਈ ਪਰਸ ਸੰਭਾਲ ਲਿਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਕੀ ਮਨ ਵਧੀਆ ਵਾਦਾ ਰਾਗ ਰਤਨ ਪਰਵਾਰ ਸ਼ਬਦ ਗਾਵਣ ਆਈ ਸਭ ਸ਼ਬਦੋ ਹੋ ਹਰੀ ਕੇ ਰਾਧਾ ਨਿਜ ਵਸਾਇਆ ਇਹ ਨਾਮ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਜੇ ਮਾਨਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰ ਅੰਮੀ ਕਾਰੋ ਕਰੇ ਮੇਰਾ ਕਾਰ ਸਭ ਸਵਾਰਨਾ ਸਮਨੰਗਲਾ ਸਮਰੱਥ ਸਵਾਰ ਪੀਤੋ ਕਿਉ ਮਨ ਹੋਮ ਸਾਰ ਹਰ ਹਰ ਨਾਨਕ ਬਾਣੀ ਤੇਰੇ ਸਦਾ ਰਹੋ ਹਰ ਨਾਮ ਆਤੇ ਸਾਹਿਬ ਕਿਆ ਨਹੀਂ ਕਰ ਤੇਰੇ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਨਾਮ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਤੇ ਸ਼ਬਦ ਕੋ ਮੇਰੇ ਹੈ ਨਾਨਕ ਸੱਚੇ ਸਾਹਿਬ ਕਿਆ ਮਾਹੀ ਕਰਤੇ ਰਹਾ ਮੇਰਾ ਆਧਾਰੋ ਸਾਜਨਾ ਨਾਮ ਆਧਾਰ ਮੇਰਾ ਨਿਰਭੁਖਾ ਸਭ ਗਵਾਈਆ ਹਰ ਸ਼ਾਂਤ ਸੁਖ ਮਨ ਆਏ ਵਸੇ ਅਨ ਇੱਛਾ ਸਭ ਬੁਝਾਈਆ ਸਭ ਬਾਣ ਕੀ ਤਾਰ ਰੱਖੋ ਜਿਸ ਦੀ ਆਏ ਬਨੇ ਆਇਆ ਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਤ ਨਾਮ ਮੇਰਾ ਆਧਾਰ ਬਾਟੇ ਪੰਥ ਸਭਾਗੇ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀ ਪੰਜ ਗੂਤ ਤੁਧ ਵਸ ਕੀਤੇ ਕਾਲ ਕੰਜ ਮਾਰਿਆ ਗੁਰ ਕਰਮ ਪਾਇਆ ਤੁਦ ਜੇ ਕਉ ਸੇ ਨਾਮ ਹਰ ਕੈ ਲਾਗੀ ਹੈ ਨਾਨਕ ਦਸ ਕਮੋਆ ਜਿਤ ਕਰ ਅਨਹਦ ਵਾਜੀ ਅਨੰਦ ਸੁਣੋ ਵਟ ਭਾਗੀ ਹੀ ਸਗਲ ਕਮਾਉ ਪੂਰੇ ਆਪ ਹੰਕੋ ਪਾਏ ਸਗਲ ਦੇ ਅੰਮ੍ਰਿਤ ਸੁਣੀ ਸੱਚੀ ਬਾਣੀ ਸਾਧ ਭਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਪੁਨੀਤ ਮਹਤੇ ਪਵਿੱਤ ਸਤਿਗੁਰ ਰਹਿਆ ਪਰਪੂਰੇ ਬਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਅਵਨ ਗੁਰੂ ਪਾਣੀ ਪਿਤਾ Thank you. ਕੇ ਸਿੰਘੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਪੜੋ ਗੱਜ ਕੇ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਈ ਵਾਰ ਹੋਈ ਪ੍ਰਭ ਲੈ ਕੇ ਬਤ ਕਰਨ ਜੋ ਭਾਈ ਨਾਮ ਜਹਾਜ ਚੜੇ ਸਮੁੰਦਰ ਦੇ ਪਾਰ ਗੱਜ ਕੇ ਸੇਵ ਦੇ ਗੁਰਪਾਰ ਪਾਰ अष्ट नाम जहाज है गुरु नाम जहाज है ਹਰ ਗੁਰੂ ਨਾਮ ਜਹਾਜ ਚੜੇ ਉਤਰੇ ਪਾਰ ਉਹ ਦੋਜਾ ਦਾ ਕਰ ਸੇਵਦੇ ਗੁਰ ਪਾਰ ਤਾਰਨ ਹਾਰੇ ਬੋਲੇ ਸੋ ਨਿਹਾਲ ਉਹ ਸਤਿ ਸ੍ਰੀ ਅਕਾਲ ਬੋਲੇ ਸੋ ਗੁਰੂ ਦਾ ਜਹਾਜ ਹੈ ਚੜੇ ਸੁਖ ਤੇ ਪਾਰ ਉਹ ਚਰਦਾ ਕਰ ਸੇਵ ਦੇ ਗੁਰ ਪਾਰ ਕਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਸੋ ਕਹੋ ਤਨ ਗੁਰ ਸੇਵੀਏ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਸਾਸਰੀ ਮਹਲਾ ਪੰਜਵਾ ਚਤੁਰ ਦਿਸਾ ਨੋ ਬਾਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖੋ ਅਵਲੋਕਨ ਕੀਨੋ ਦਾਸ ਕਾ ਦੁਖ ਬੇਦਾਰਿਓ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਖ ਕੀ ਕੀਨੋ ਦਾਸ ਕਾ ਦੁਖ ਬੇਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਰਹਾਓ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸਚ ਹੋਵੇ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ